ਕਬੀਰਾ ਮਰਦਾ ਮਰਦਾ ਜਗਮੂਆ ਕਬੀਰ ਨੇ ਕੋਈ ਮਰ ਵੀ ਨਾ ਜਾਣੇ ਕੋਈ ਕਬੀਰ ਨੇ ਕੋਈ ਸ਼ਲੋਕ ਰਚਿਆ ਸੀਗਾ ਤੀਜੇ ਪਾਸ਼ਾ ਨੇ ਉਹਦੀ ਵਿਆਖਿਆ ਕੀਤੀ ਸਵਾਲ ਇੱਕ ਵਾਂਗੂ ਕਰਤਾ ਸੀਗਾ ਪਰ ਉਹਦਾ ਜਵਾਬ ਨਹੀਂ ਸੀ ਦਿੱਤਾ ਸਾਰਾ ਸੰਸਾਰ ਮਰਦਾ ਹੈ ਜਮਦਾ ਮਰਦਾ ਹੈ ਜਿਹਨੂੰ ਕਹਿੰਦੇ ਅਸੀਂ ਆਪਣੀ ਬੋਲੀ 'ਚ ਪਰ ਫਿਰ ਵੀ ਅਸਲੀ ਮਰਨਾ ਨਹੀਂ ਜਾਣਿਆ ਕਿਸੇ ਨੇ ਮਰਨਾ ਹੁੰਦਾ ਕੀ ਹੈ ਕਹਿਣ ਤੋਂ ਭਾਵ ਸੰਸਾਰ ਦਾ ਸਰੀਰ ਕਰਕੇ ਸਰੀਰ 'ਚ ਜੋੜ ਲੱਗ ਜਾਣਾ ਆਤਮਾ ਦਾ ਸਰੀਰ ਨਾਲ ਜੁੜ ਜਾਣਾ ਔਰ ਸਰੀਰ ਨਾਲ ਵਿਛੜ ਜਾਣਾ ਇਹ ਮਰਨਾ ਨਹੀਂ ਹੁੰਦਾ ਸਰੀਰ ਨਾਲ ਜੁੜੀ ਆਤਮਾ ਆਉਂਦੀ ਹੈ ਨਾ ਇਹ ਜੁੜਨਾ ਸਰੀਰ ਧਾਰ ਕੇ ਆਤਮਾ ਆਉਂਦੀ ਹੈ ਨਾ ਇਹਨੂੰ ਜਪਣਾ ਮੰਦੀ ਹੈ ਬਾਣੀ ਆਤਮਾ ਦਾ ਨਾ ਆਤਮਾ ਦਾ ਬੜ ਆਤਮਾ ਨਾ ਕਦੇ ਜਪਦੀ ਹੈ ਨਾ ਆਤਮਾ ਬੜਦੀ ਕਿਉਂਕਿ ਗੁਰਬਾਣੀ ਮਹਿਜ਼ ਆਤਮਾ ਦੀ ਗੱਲ ਹੈ ਇਸ ਕਰਕੇ ਜਪਣਾ ਮਰਨਾ ਆਤਮਾ ਨਾਲ ਸੰਬੰਧ ਹਰ ਗੱਲ ਆਤਮਾ ਨਾਲ ਸੰਬੰਧ ਹੈ ਇਸੇ ਦਾ ਮਤਲਬ ਹੈ ਬਾਹਰ ਬਾਟ ਹੈ ਅਸੀਂ ਸਰੀਰ ਦੇਖਦੇ ਆ ਸਰੀਰ ਆਇਆ ਸੀ ਸਰੀਰ ਕਰਕੇ ਜਨਮ ਹੋਇਆ ਸੀ ਆਤਮਾ ਦੀ ਗੱਲ ਛੱਡੀ ਹੋਈ ਹੈ ਉੱਥੇ ਜਿੰਨਾ ਚਿਰ ਸਰੀਰ ਸਾਨੂੰ ਦੀਦਾ ਰਹਿੰਦਾ ਆਤਮਾ ਅੱਡ ਹੋ ਜਾਂਦੀ ਹੈ ਫਿਰ ਅਸੀਂ ਕਹਿੰਦੇ ਮਰ ਗਏ ਅਸਲ 'ਚ ਮਰ ਕੌਣ ਗਿਆ ਮਰ ਗਿਆ ਉਹ ਸਰੀਰ ਜਿਸ 'ਚ ਖੂਨ ਚੱਲਦਾ ਸੀ ਨਬਜ ਚੱਲਦਾ ਸੀ ਨਬਜ ਖੜ ਗਈ ਹਾਰਟ ਚੱਲਦਾ ਸੀ ਹਾਰਟ ਖੜ ਗਿਆ ਅੱਖ ਫਿਰਦੀ ਸੀ ਅੱਖ ਖੜ ਗਈ ਆਤਮਾ ਦਾ ਮਰੀ ਨਹੀਂ ਆਤਮਾ ਨਿਕਲ ਗਈ ਉਥੋਂ ਸਰੀਰ ਨੂੰ ਕਹਿੰਦੇ ਆ ਵੀ ਉਹਦੇ ਵਰਗੇ ਹਰਕਤ ਨਹੀਂ ਨਾ ਹੈ ਸਰੀਰ ਦੇ ਵਿੱਚ ਸਰੀਰ ਦੀ ਹਰਕਤ ਬੰਦ ਹੋਣ ਨੂੰ ਵਰਨਾ ਕਹਿੰਦੇ ਨੇ ਜਿਵੇਂ ਕਰੰਟ ਹੈਗੀ ਸੋਚ ਆਨ ਕਰ ਦਈਏ ਪੱਖਾ ਚੱਲ ਪੂਗਾ ਸੋਚ ਆਫ ਕਰ ਦਈਏ ਪੱਖਾ ਬੰਦ ਹੋ ਜਾਊਗਾ ਕੀ ਪੱਖਾ ਬੰਦ ਹੋਣਾ ਪੱਖਾ ਮਰ ਗਿਆ ਜਦ ਮਰਿਆ ਹੈ ਫਿਰ ਜਿਉਂਦਾ ਹੋ ਜਾਂਦਾ ਕਈ ਘੰਟੇ ਬਾਅਦ ਕਈ ਕਈ ਕੇਸ ਹੁੰਦੇ ਨੇ ਇਸੇ ਡਾਕਟਰਾਂ ਨੇ ਮਰਿਆ ਹੈ ਮੰਨ ਲਿਆ ਉਥੇ ਜਿੱਥੇ ਪੋਸਟਮਾਰਟਮ ਹੁੰਦਾ ਉਥੇ লাশ ਪਈ ਰਹੀ ਲੇਕਿਨ ਉੱਥੋਂ ਪੈਰ ਪੂਰ ਹਿੱਲਿਆ ਜਾਂ ਕੋਈ ਉਹਦਾ ਹੋਇਆ ਪਤਾ ਲੱਗਿਆ ਵੀ ਜਿਉਂਦਾ ਫਿਰ ਮਰਿਆ ਕਿਵੇਂ ਹਰਕਤ ਹੋਣ ਨੂੰ ਮਰਿਆ ਹੈ ਹੁੰਦੇ ਅਸੀਂ ਹਰਕਤ ਬੰਦ ਹੋ ਗਈ ਸਰੀਰ ਦੀ ਜਿੰਨਾ ਜਰ ਹਰਕਤ ਬੰਦਾ ਉਹਨਾਂ ਜਰ ਮਰਿਆ ਹੋਇਆ ਜਾਂ ਹੱਥ ਚੱਲ ਵੀ ਫਿਰ ਜਾਂਦਾ ਇਹ ਥੋੜੇ ਬੁੱਧੀ ਵਾਲਿਆਂ ਦੀ ਗੱਲ ਹੈ ਮਰਨਾ ਕਿ ਬੜਾ ਹੈ ਬਵੇਗ ਬੁੱਧੀ ਵਾਲੇ ਨੂੰ ਪੂਰੀ ਬੁੱਧੀ ਵਾਲੇ ਬਵੇਗ ਬੁੱਧੀ ਦਾ ਮਤਲਬ ਪੂਰਨ ਬੁੱਧ ਵਾਲੇ ਪੂਰੀ ਬੁੱਧੀ ਵਾਲੇ ਪੂਰੀ ਬੁੱਧੀ ਵਾਲੇ ਨੂੰ ਜਪਣਾ ਬੰਦਾ ਨਹੀਂ ਗੁਰਬਾਣੀ ਪੂਰੀ ਬੁੱਧੀ ਵਾਲਿਆਂ ਦੀ ਹੈ ਸਿਮਰਤੀ ਸ਼ਾਸਤਰ ਅਧੂਰੀ ਬੁੱਧੀ ਵਾਲਿਆਂ ਦੀ ਦੂਰੀ ਬੁੱਧੀ ਵਾਲਾ ਨੂੰ ਜਿਹੜਾ ਅੱਖਾਂ ਨਾਲ ਦੇਖਦਾ ਉਹਦੇ ਤੇ ਵਿਸ਼ਵਾਸ ਕਰਦੇ ਨੇ ਪੂਰੀ ਬੁੱਧੀ ਵਾਲੇ ਅੱਖਾਂ ਤੋਂ ਗਾਹਾਂ ਦੇਖਦੇ ਨੇ ਜਿੱਥੇ ਤੱਕ ਅੱਖ ਦੇਖਦੀ ਉਹ ਤੋਂ ਗਾਹਾਂ ਦੇਖਦੇ ਨੇ ਹਰਕਤ ਬੰਦ ਹੋਣ ਦਾ ਕਾਰਨ ਕੀ ਹੈ ਕਿਉਂ ਬੰਦ ਹੋਈ ਬੱਚੇ ਨੇ ਪੱਖਾ ਚੱਲਦਾ ਪਹਿਲੀ ਵਾਰ ਦੇਖਿਆ ਜਦੋਂ ਆ ਕੇ ਕਿਸੇ ਬੰਦੇ ਨੇ ਉਹਨੂੰ ਪਤਾ ਹੀ ਨਹੀਂ ਉੱਥੇ ਥਾਈ ਨਹੀਂ ਪੱਖਾ ਤੇ ਥਾਈ ਨਹੀਂ ਥੀ ਨਹੀਂ ਬਿਜਲੀ ਉਹ ਪਰੇ ਸੋਚ ਕਿਸੇ ਨੇ ਮਨ ਲੱਗਦਾ ਕਿ ਜਲਾਤੀ ਮੱਖਾ ਚੱਲ ਪਿਆ ਇਹ ਦੇ ਚ ਆਦਮੀ ਇਹ ਜੀ ਕਿਸਮ ਦੇ ਹੋਣੇ ਇਹਨਾਂ ਦੇ ਵਿੱਚ ਬੰਦ ਕੀਤਾ ਹੋਈ ਹੈ ਕੋਈ ਉਹ ਚਲਾਉਂਦਾ ਇਹਨੂੰ ਉਹਨਾਂ ਨੂੰ ਕੀ ਪਤਾ ਬਿਜਲੀ ਕੀ ਹੁੰਦੀ ਹੈ ਫਿਰ ਉਹਨੇ ਬੰਦ ਕਰਤੀ ਸੋਚ ਫਿਰ ਬੰਦ ਹੋ ਗਿਆ ਉਹਦੇ ਵਾਸਤੇ ਅਜੀਬ ਲਗੂਰ ਪਤਾ ਨਹੀਂ ਇਸ ਕਰਕੇ ਸਾਨੂੰ ਆਤਮਾ ਬਾਰੇ ਪਤਾ ਨਹੀਂ ਤਾਂ ਸਾਨੂੰ ਅਜੀਬ ਲੱਗਦਾ ਆਤਮਾ ਬਾਰੇ ਜਿਹਨੂੰ ਗਿਆਨ ਹੈ ਉਹਦੀ ਧਾਰਨਾ ਹੋਰ ਹੈ ਜਮਣ ਬਣਨ ਵਾਸਤੇ ਜਿਹਨੂੰ ਆਤਮਾ ਬਾਰੇ ਗਿਆਨ ਨਹੀਂ ਉਹਦੀ ਧਾਰਨਾ ਹੋਰ ਹੈ ਜਮਣ ਬਣਨ ਵਾਸਤੇ ਦੋ ਧਾਰਨਾਵਾਂ ਨੇ ਅੱਡ ਅੱਡ ਇਹ ਜਿਹੜੀ ਮਾਟੀ ਦਾ ਪੁੱਤਰਾ ਕੈਸੇ ਚਲਤਾ ਹੈ तो माटी का पुत्र है कैसे नचता है कैसे नचता है ਇਹ ਜਿਹੜਾ ਸਵਾਲ ਸੀ ਇਹ ਮਾਟੀ ਦਾ ਪੁੱਤਰ ਹੈ ਕੀ ਤਾਂ ਇਹਦਾ ਜੰਮਣਾ ਕੀ ਇਹਦਾ ਬੰਦਾ ਜਿਹੜਾ ਪੁੱਤਰਾ ਹੀ ਮਾਟੀ ਦਾ ਉਹਦੇ ਨਾਲ ਜੰਮਣਾ ਮਰਨਾ ਹੁੰਦਾ ਕੀ ਹੈ ਪੱਖੇ ਦਾ ਚੱਲਣਾ ਨਾ ਚੱਲਣਾ ਕੀ ਹੈ ਤਾਂ ਕਰੰਟ ਦੀ ਸ਼ਕਤੀ ਹੈ ਜੇ ਪੱਖਾ ਠੀਕ ਠਾਕ ਹੈ ਕਰੰਟ ਆਨ ਕਰ ਦਾਂਗੇ ਚੱਲ ਪੂਗਾ ਕਰੰਟ ਆਫ ਕਰ ਦਾਂਗੇ ਬੰਦ ਹੋ ਜਾਊਗਾ ਥੋੜੀ ਬੁੱਧੀ ਵਾਲੇ ਅਧੂਰੀ ਬੁੱਧੀ ਵਾਲੇ ਨੂੰ ਜਮਣਾ ਬੋਲਣਾ ਬਣਦੇ ਨੇ ਜਮਿਆ ਮਰਿਆ ਕੌਣ ਕੌਣ ਬੂਆ ਰੇ ਕੌਣ ਬੂਆ ਬ੍ਰਹਮ ਗਿਆਨ ਦੀ ਬਲ ਕਰੋ ਵਿਚਾਰ ਉਹ ਤਾਂ ਚਲਦ ਪਿਆ ਜਿਹਨੂੰ ਤੁਸੀਂ ਕਹਿੰਦੇ ਮਰ ਗਿਆ ਚਲਾ ਗਿਆ ਇਹ ਤੇ ਆ ਕੇ ਕਬੀਰ ਇਸ ਗੱਲ ਦਾ ਜਵਾਬ ਵੀ ਦਿੰਦਾ ਇਸੇ ਗੱਲ ਦਾ ਜਵਾਬ ਹੈ ਉੱਥੇ ਕਬੀਰ ਨੇ ਦਿੱਤਾ ਨਾਲੇ ਕਹਿੰਦੇ ਚਲਿਆ ਗਿਆ ਨਾਲੇ ਕਹਿੰਦੇ ਮਰ ਗਿਆ ਦੋ ਗੱਲਾਂ ਕਿਵੇਂ ਕਰਦੇ ਇਸੇ ਦੁਬਦਾ ਚ ਸਾਰਾ ਸੰਸਾਰ ਇਹਨੂੰ ਦੁਬਦਾ ਕਹਿੰਦੇ ਆਪਾਂ ਵਿਰੋਧੀ ਗੱਲਾਂ ਹਰ ਗੱਲ ਆਪਾਂ ਵਿਰੋਧੀ ਕਰਦੇ ਹਾਂ ਹਰ ਗੱਲ ਆਪਾਂ ਵਿਰੋਧੀ ਕਰਦੇ ਉਸੇ ਗੱਲ ਨੂੰ ਮੰਨਦੇ ਆ ਉਸੇ ਨੂੰ ਕੱਢ ਦਿੰਦੇ ਆਪੇ ਗੁਰਬਾਣੀ ਜੋ ਕਹਿੰਦੀ ਹੈ ਉਹ ਕੱਢਦੀ ਨਹੀਂ ਕਦੇ ਵੀ ਜੋ ਕੱਟ ਦਿੰਦੀ ਹੈ ਦੁਬਾਰਾ ਮੰਨਦੀ ਨਹੀਂ ਉਹ ਕਦੇ ਵੀ ਜੇ ਗੁਰਬਾਣੀ ਦੇ ਮੰਨ ਲਿਆ ਪਾਪ ਨਹੀਂ ਹੁੰਦਾ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਸਾਬਤ ਕਰ ਦੂਗੀ ਨਹੀਂ ਹੁੰਦਾ ਅਸੀਂ ਕਦੇ ਮੰਨ ਲੈਂਦੇ ਆ ਗੁਰਬਾਣੀ ਦੇ ਮੰਨਣ ਦਾ ਗੁਰਬਾਬ ਹੁੰਦਾ ਨਹੀਂ ਕਥਾਵਾਂ ਦੇ ਵਿੱਚ ਬੰਦੇ ਗੁਰਬਾਬ ਹੁੰਦਾ ਪ੍ਰੈਕਟੀਕਲੀ ਬੰਦੇ ਗੁਰਬਾਬ ਹੁੰਦਾ ਠੀਕ ਹੈ ਬੰਦੇ ਗੁਰਬਾਬ ਹੁੰਦਾ ਇਹ ਦੁਬਦਾ ਦੁਬਦਾ ਕੀ ਹੁੰਦਾ ਦੁਬਦਾ ਵਿਆਪਕ ਰੋਗ ਦੁਬਦਾ ਵਿੱਚ ਜਿੰਨੇ ਰੋਗ ਨੇ ਜਿੰਨੇ ਬਕਾਰ ਨੇ ਜਿੰਨੇ ਉਗੜ ਨੇ ਬੰਦੇ ਰਹਿੰਦੇ ਵਿਆਪਕ ਹੈਲੋ ਦਰਦ ਨਾ ਰੋਗਾਂ ਦੇ ਵਿਆਪਣ ਦਾ ਕਾਰਨ ਸਾਨੂੰ ਸਾਡੇ ਅੰਦਰ ਗੁਰਬਾਣੀ ਦੇ ਪ੍ਰਤੀ ਅਰਥਾਂ ਦੇ ਪ੍ਰਤੀ ਦੁਬਦਾ ਦੋ ਪਾਸੇ ਦੇ ਅਰਥ ਕਰਦੇ ਹੋ ਕਾਰਨ ਨੇ ਜੋ ਅਰਥ ਕੀਤੇ ਨੇ ਆਪੇ ਆਪਣੇ ਕਰਸ਼ੇ ਉਹ ਤਾਂ ਵਿਰੁੱਧ ਗੱਲ ਕਹਿ ਜਾਂਦਾ ਕਿਤੇ ਕਿਤੇ ਫੇਰ ਇਹੀ ਸਭ ਸਭ ਕਰਦਾ ਇਹੀ ਸਾਰੇ ਕਰ ਕਰਦੇ ਸਪਸ਼ਟ ਮਤ ਹੈ ਗੁਰਬਾਣੀ ਦਾ ਫਿਰ ਪੁੰਨ ਪਾਪ ਹੁੰਦਾ ਜੀ ਸਾਰੇ ਹੁਕਮ ਨਾਲ ਹੁੰਦਾ ਫਿਰ ਵੀ ਅਸੀਂ ਮੰਨਦੇ ਫਿਰ ਵੀ ਅਸੀਂ ਮੰਨਦੇ ਆ ਕੋਈ ਆਪਣੀ ਮਰਜ਼ੀ ਨਾਲ ਕੁਝ ਕਰ ਸਕਦਾ ਹੈ ਅਸੀਂ ਜਿਹੜਾ ਮੰਨਦਾ ਮੈਂ ਕੁਝ ਕਰ ਸਕਦਾ ਉਹੀ ਤਾਂ ਮਨਮੁਖ ਹੈ ਗੁਰਬਾਣੀ ਕੀ ਕਹਿੰਦੀ ਜਬ ਲਗ ਜਾਣੇ ਮੈਂ ਕੁਝ ਕਰਤਾ ਮੈਂ ਕੁਝ ਕਰਤਾ ਤਬ ਲਗ ਕਰਮ ਜੋ ਮੈਂ ਕਰਤਾ ਜਿੰਨਾ ਚਿਰ ਇਹ ਮੰਨਦਾ ਮੈਂ ਕੁਝ ਕਰਦਾ ਉਹਨਾਂ ਚਿਰ ਕਰਮ ਜੋਨ ਤੋਂ ਨਹੀਂ ਛੁਟਕਾਰਾ ਹੋ ਸਕਦਾ ਇਹੀ ਤਾਂ ਭਰਮ ਸੀ ਇਹਦਾ ਬਾਣੀ ਸਾਰੀ ਪੜ ਲਈ ਅਖੰਡ ਪਾਠ ਬੇਅੰਤ ਕਰ ਲੈ ਇਹ ਗੱਲ ਫਿਰ ਨਹੀਂ ਸਮਝ ਆਈ ਕੋਈ ਔਖੀ ਨਹੀਂ ਗੱਲ ਸਾਫ਼ ਹੈ ਕਿੰਨੀ ਔਖੀ ਹੈ ਬੰਦੀ ਜਦ ਜਬ ਲੱਗ ਜਾਣੇ ਮੈਂ ਕੁਝ ਕਰਦਾ ਤਬ ਤਬਲਾ ਗਰਮ ਜੋਨ ਨੂੰ ਫਿਰਦਾ ਕੋਈ ਇਸ ਪੰਕਤੀ ਦੇ ਅਰਥ ਗਲਤ ਨਹੀਂ ਹੋਏ ਬਿਲਕੁਲ ਸਹੀ ਅਰਥ ਹੋਏ ਨੇ ਸਹੀ ਪੰਕਤੀ ਸਹੀ ਪੰਕਤੀ ਦੇ ਸਹੀ ਅਰਥ ਸਾਡੇ ਗਲੇ ਤੋਂ ਉਤਰੇ ਹੀ ਨਹੀਂ ਹੁੰਦੇ ਅਸੀਂ ਧਿਆਨ ਦਿੱਤਾ ਹੀ ਨਹੀਂ ਇਸ ਗੱਲ ਤੇ ਜਿਨ੍ਹਾਂ ਨੇ ਸਾਡੇ ਦਿਮਾਗ 'ਚ ਪਾਤੀ ਸੀ ਨਾ ਖੋਪੜੀ 'ਚ ਗਲਤ ਗੱਲ ਵੀ ਪੁੰਨ ਪਾਪ ਹੁੰਦਾ ਉਹਨਾਂ ਦੀ ਗੱਲ ਮੰਨੀ ਹੋਈ ਹੈ ਸਾਡੀ ਬ੍ਰਹਮਾ ਵਿਸ਼ਨੂੰ ਤਿੰਨ ਚੇਲੇ ਮੰਨੇ ਹੋਏ ਨੇ ਕਿ ਖੋਪੜੀ 'ਚ ਪਹਿਲਾਂ ਪਈ ਹੋਈ ਹੈ ਗੱਲ ਇਹ ਗੱਲ ਨਹੀਂ ਮੰਨੀ ਕਿ ਬ੍ਰਹਮਾ ਵਿਸ਼ਨ ਸਰੇਤਾ ਤਾਂ ਅਗਣਤ ਅਣਗਿਣਤ ਬਣਾਏ ਹੋਏ ਨੇ ਤਾਂ ਉਹ ਨਹੀਂ ਜਬ ਜਪਜੀ ਸਾਹਿਬ ਦੀ ਉਹ ਗਾਹਾਂ ਜਾ ਕੇ ਇਹ ਗੱਲ ਨਹੀਂ ਬਣੀ ਕਿਤੇ ਵਰਵੇਂ ਘੜਤ ਘੜੀਆਂ ਰੂਪ ਰੰਗ ਕੇ ਵੇਸ ਇਹ ਨਹੀਂ ਬਣੀ ਉਹ ਫਿਰ ਕਿਤੇ ਵਰਵੇਂ ਕਿੱਥੋਂ ਆ ਗਈ ਸਿਰ ਧਿਆਨ ਧਿਆਨ ਨਾਲ ਪੜਨ ਦਾ ਔਰ ਲਿਖੀ ਗੱਲ ਤੇ ਨਾ ਵਿਸ਼ਵਾਸ ਕਰਨ ਦਾ ਕਾਰਨ ਹੈ ਕਿ ਸਿੱਖ ਸਿੱਖੀ ਤੋਂ ਵਾਂਝੇ ਰਹੇ ਨੇ ਜੇ ਕਿਤੇ ਗੱਲ ਆ ਗਈ ਉਹਤੇ ਵਿਸ਼ਵਾਸ ਨਹੀਂ ਕੀਤਾ ਬਾਣੀ ਦੇ ਵਿਸ਼ਵਾਸ ਨਹੀਂ ਜੋ ਬਾਜ਼ਾਰ ਚੋਂ ਸੁਣਿਆ ਹੋਇਆ ਮੰਨਿਆ ਹੋਇਆ ਉਹਤੇ ਵਿਸ਼ਵਾਸ ਹੈ ਜੋ ਪਹਿਲਾਂ ਸੁਣਿਆ ਮੰਨਿਆ ਹੋਇਆ ਉਹਤੇ ਤਾਂ ਭਰੋਸਾ ਪੂਰਾ ਹੈ ਗੁਰਬਾਣੀ ਨੇ ਜੋ ਗੱਲ ਕੱਢਦੀ ਹੈ ਤੇ ਵਿਸ਼ਵਾਸ ਨਹੀਂ ਕੀਤਾ ਇਹ ਗੁਰੂ ਤੇ ਵਿਸ਼ਵਾਸ ਨਹੀਂ ਸਾਡਾ ਉਹ 300 ਸਾਲ ਗੁਰੂ ਦੇ ਨਾਲ ਗੁਰੂ ਤੋਂ ਬੇਮੁਖਾਂ ਸੀ 300 ਸਾਲ ਬੇਵਕੂਫ ਹੋ ਕੇ ਰਹੇ ਹੋਏ ਉਹਦੀ ਵਜ੍ਹਾ ਵੇਖੀਏ ਕਹੇ ਜਿਹੜਾ 300 ਸਾਲ ਦੂਰ ਦੇ ਨਾਲ ਕਹਿੰਦਾ ਦਾੜੀ ਬਣਾਉਂਦਾ ਉਹਦੀ ਆਵਾਜ਼ ਸੁਣਨੀ ਵੀ ਉੱਚੀ ਬੋਲਦਾ ਉਹਦਾ ਕਰਦਾਰ ਕੀ ਹੈ ਬਸ ਬਲੇਰ ਮਹਿੰਦੀ ਨੇ ਕਿਹਾ ਬਾਲੀ ਬਲੇਰ ਵੀ ਨਹੀਂ ਗਿਆ ਹੈਗਾ ਵੀ ਪਟਨੇ ਸਾਹਿਬ ਦੇ ਉਹ ਜਿਹੜਾ ਇਹ ਤਾਂ ਅਸਗੀਰ ਗਾਣੇ ਲਿਖਦਾ ਪਹਿਲਾਂ ਉਹ ਦੱਸ ਸਾਰੇ ਉਹਦੇ دیਵਾਨੇ ਹੋਏ ਫਿਰ ਇਹਨੇ ਮਾਇਆ ਦੇ دیਵਾਨੇ ਮਾਇਆ ਕੇ دیਵਾਨੇ ਪ੍ਰਾਣੀ ਝੂਠ ਢਕੋਰੀ ਪਾਈ ਝੂਠ ਨੇ ਕਿਵੇਂ ਠੱਗ ਲਿਆ ਇਹਨਾਂ ਨੂੰ ਕੋਈ ਪਤਾ ਨਹੀਂ ਕਿਉਂਕਿ ਟਿਊਨ ਚੰਗੀ ਲੱਗਦੀ ਹੈ ਉਹ ਟ੍ਰੇਨ ਵੀ ਕੋਈ ਚੰਗੀ ਨਹੀਂ ਜੀ ਪਤਾ ਨਹੀਂ ਕਿਵੇਂ ਲੱਗਦੀ ਨਹੀਂ ਉਹਨਾਂ ਨੂੰ ਚੰਗੀ ਲੱਗਦੀ ਤੈਨੂੰ ਨਹੀਂ ਲੱਗਦੀ ਤੇਰਾ ਥੋੜਾ ਵੀ ਤੂੰ ਹੁਣ ਕੱਲਾ ਕਹੇ ਵੀ ਚੰਗੀ ਤੇਰਾ ਤੇਰੀ ਹੁਣ ਉਹ ਉਹ ਵਾਸਤਾ ਨਹੀਂ ਆਹ ਉਹ ਵਾਸਤਾ ਦਾ ਵਾਸਤਾ ਤੈਨੂੰ ਨਹੀਂ ਕੋਈ ਚੀਜ਼ ਚੰਗੀ ਲੱਗਦੀ ਸਾਰੇ ਦੁਨੀਆ ਨੂੰ ਲੱਗਦੀ ਤੇਰਾ ਠੇਕਾ ਲੈ ਅਗਲਾ ਅਸੀਂ ਕਿਹੜਾ ਉਹਨਾਂ ਦਾ ਠੇਕਾ ਦਾ ਉਹ ਹੈ ਆਪਣਾ ਆਪਣੀ ਬੱਚੀ ਵਗ ਤੋਂ ਪਰੇ ਰੱਖ ਆਪਣੀ ਬੱਚੀ ਨੂੰ ਵਗ ਤੋਂ ਪਰੇ ਰੱਖ ਤੂੰ ਨਹੀਂ ਫਿਰ ਉਹਨਾਂ ਬਾਗ ਚਰੂਗਾ ਸਾਰੇ ਤੇਰੇ ਪਿੱਛੇ ਉਹਨੇ ਬੰਗ ਥੋੜੀ ਦਿਆ ਮਾਰਨ ਤੇਰੀ ਬੱਚੀ ਪਿੱਛੇ ਬੰਗ ਥੋੜੀ ਦਿਆ ਮਾਰਨ ਵੀਰਾ ਮਰਤਾ ਮਰਤਾ ਜਗਮੂਆ ਮਰ ਵੀ ਨਾ ਜਾਣੇ ਕੋਏ ਐਸੇ ਹੀ ਮਰਨੀ ਜੋ ਜੇ ਮੌਤ ਦੀ ਵਿਆਖਿਆ ਦਾ ਪਤਾ ਸਮਝ ਆ ਜਵੇ ਤਾਂ ਜੀਵਨ ਮੁਕਤੀ ਦਾ ਪਤਾ ਲੱਗ ਜਾਂਦਾ ਜੀਵਨ ਮੁਕਤੀ ਨੂੰ ਮੰਨਣ ਗਲੇ ਤੋਂ ਹਿੰਦੂ ਮਤ ਦੇ ਜਿੰਨੀਆਂ ਵੀ ਮਤਾਂ ਨੇ ਸੰਸਾਰ ਦੇ ਵਿੱਚ ਜੀਵਨ ਮੁਕਤੀ ਵਾਲੀ ਗੱਲ ਉਹਨਾਂ ਦੇ ਗਲੇ ਤੋਂ ਥੱਲੇ ਨਹੀਂ ਉਤਰਦੀ ਪਹਿਲਾਂ ਤਾਂ ਉਹਨਾਂ ਦੇ ਗਲੇ ਤੋਂ ਥੱਲੇ ਇਹ ਗੱਲੇ ਨਹੀਂ ਉਤਰਦੀ ਜਿੰਨੇ ਵਿਦਵਾਨ ਨੇ ਯੂਨੀਵਰਸਿਟੀਆਂ ਦੇ ਸਿਰ ਵਿਦਵਾਨਾਂ ਦੀ ਗੱਲ ਕਰਦਾ ਹੁਣ ਮੈਂ ਸੰਤਾਂ ਦੀ ਗੱਲ ਨਹੀਂ ਕਰਦਾ ਸੰਤਾਂ ਨੂੰ ਪਤਾ ਹੈ ਨਹੀਂ ਉਹ ਮੰਨ ਲੈਂਦੇ ਨੇ ਗੱਲਾਂ ਵਿਦਵਾਨਾਂ ਨੂੰ ਪਤਾ ਵੀ ਹੈ ਮੰਨਦੇ ਵੀ ਕਈ ਗੱਲਾਂ ਮੰਨਦੇ ਹੀ ਨਹੀਂ ਪਤਾ ਹੁੰਦਾ ਪਹਿਲਾਂ ਲਿਖਿਆ ਹੋਈਆਂ ਹੋਣਗੀਆਂ ਪੋਸੀਬਲ ਨਹੀਂ ਹੈ ਉਹ ਇਹ ਮੰਨਦੇ ਨੇ ਕਿ ਜਿਉਂਦੇ ਜਿਉਂ ਜੀ ਆਦਮੀ ਦਾ ਕਲਪਨਾ ਹਟ ਜਾਣੀ ਇੱਛਾ ਖਤਮ ਹੋ ਜਾਣੀ ਹੈ ਪੋਸੀਬਲ ਨਹੀਂ ਹੈ ਪੰਡਤ ਇਹ ਗੱਲ ਮੰਨਦਾ ਜੋਗੀ ਵੀ ਇਹ ਗੱਲ ਮੰਨਦਾ ਵਿਦਵਾਨ ਵੀ ਇਹ ਗੱਲ ਮੰਨਦਾ ਉਹ ਕਹਿੰਦੇ ਹੋ ਹੀ ਨਹੀਂ ਸਕਦਾ ਜਿਹੜਾ ਜਿਹੜਾ ਜੋ ਬੇਹੋਸ਼ੀ ਦੀ ਹਾਲਤ ਚ ਹੋ ਸਕਦਾ ਸੁੱਤੇ ਪਏ ਤਾਂ ਹੋ ਸਕਦਾ ਜਾਂ ਐਸ ਅਵਸਥਾ ਚ ਨਹੀਂ ਹੋ ਸਕਦਾ ਸੁਪਨੇ ਦੀ ਅਵਸਥਾ ਵੀ ਉਹ ਜਿਹੀ ਹੁੰਦੀ ਹੈ ਜੇ ਜੀ ਹੁਣ ਅਵਸਥਾ ਇਹਦੀ ਇੱਛਾ ਖਤਮ ਹੋ ਜਵੇ ਆਦਮੀ ਦੇ ਹੋ ਨਹੀਂ ਸਕਦਾ ਹਾਂ ਔਖੀ ਹੈ ਬਹੁਤ ਅਤਿਅੰਤ ਔਖੀ ਖੇੜ ਹੈ ਕਹੋ ਨਾਨਕੇ ਖੇਡ ਕਠਨ ਹੈ ਇੰਪੋਸੀਬਲ ਨਹੀਂ ਹੈ ਕਠਨ ਜ਼ਰੂਰ ਹੈ ਇੰਪੋਸੀਬਲ ਨਹੀਂ ਇਸੇ ਖੇਡ ਕਠਨ ਦੀ ਗੱਲ ਕੀਤੀ ਹੈ ਜਿਹਨੂੰ ਕਹਿੰਦੇ ਨੇ ਪੋਸੀਬਲ ਨਹੀਂ ਕਠਨ ਜ਼ਰੂਰ ਹੈ ਇੰਪੋਸੀਬਲ ਨਹੀਂ ਹੈ ਕਠਨ ਕਠਨ ਨਾ ਹੁੰਦਾ ਸਾਰੇ ਕਰ ਲੈਣ ਸਾਰੇ ਜਿਹੜੀ ਗੱਲ ਚੀਜ਼ ਤੋਂ ਹੱਥ ਖੜਾ ਕਰ ਜਾਣ ਕਠਨ ਜ਼ਰੂਰ ਹੁੰਦੀ ਹੈ ਸ਼ਿਵ ਜੀ ਹੱਥ ਖੜੇ ਕਰ ਗਿਆ ਵਿਸ਼ਨੂੰ ਹੱਥ ਖੜੇ ਕਰ ਗਿਆ ਬ੍ਰਹਮਾ ਨੇ ਨਹੀਂ ਹੱਥ ਖੜੇ ਕੀਤੇ ਕਿਉਂਕਿ ਬ੍ਰਹਮਾ ਦੀ ਡੈਫੀਨੇਸ਼ਨ ਹੈ ਬੱਬਾ ਬ੍ਰਹਮ ਜਾਣੇ ਸੇ ਬ੍ਰਹਮ ਬ੍ਰਹਮ ਗਿਆਨ ਬ੍ਰਹਮ ਗਿਆਨੀ ਨਾਨਕ ਬ੍ਰਹਮਾ ਦਾ ਅਵਤਾਰ ਹੈ ਵਿਸ਼ਨੂੰ ਦਾ ਨਹੀਂ ਹੈ ਧਿਆਨ ਵਾਲੀ ਗੱਲ ਹੈ ਦਸਮ ਪਾਸ਼ਾ ਵਿਸ਼ਨੂੰ ਦਾ ਅਵਤਾਰ ਨਹੀਂ ਹੈ ਜੈ ਹਥਿਆਰ ਹੈਗੇ ਨੇ ਅਸੀਂ ਉਹਨਾਂ ਦੇ ਵਿਸ਼ਨੂੰ ਨਹੀਂ ਬੰਦੇ ਉਹਨਾਂ ਦਾ ਹੋਊਗਾ ਉਹਨਾਂ ਦਾ ਬ੍ਰਹਮਾ ਹੋ ਰਿਹਾ ਵਿਸ਼ਨੂੰ ਹੋ ਰਿਹਾ ਸਾਡਾ ਬ੍ਰਹਮਾ ਵਿਸ਼ਨੂੰ ਸ਼ਿਵ ਇੱਕੋ ਹੀ ਹੈ ਉਹਨਾਂ ਦਾ ਹੋਊਗਾ ਅਡ ਹੋਊਗਾ ਬ੍ਰਹਮ ਗਿਆਨ ਲਿਖਦੇ ਨੇ ਦਸਮ ਪਾਸ਼ਾ ਲਿਖਦੇ ਨੇ ਔਰ ਹਥਿਆਰ ਹੈਗੇ ਨੇ ਵੀਰ ਬ੍ਰਹਮਾ ਨੇ ਇਕੱਠੇ ਅਵਤਾਰ ਹੋ ਗਏ ਹੋ ਗਏ ਨਾ ਹੋ ਗਏ ਜੰਗ ਨਹੀਂ ਕੀਤੀ ਜਿਵੇਂ ਬਾਦਸ਼ਾਹ ਨੂੰ ਅਸੀਂ ਪਾਸੇ ਕਰ ਦਿੰਦੇ ਨਾ ਉਹਨਾਂ ਨੇ ਬਾਣੀ ਨਹੀਂ ਲਿਖੀ ਸਾਡੇ ਕੋਲ ਮੌਜੂਦ ਨਹੀਂ ਚਲੋ ਕੋਈ ਕਿੰਤੂ ਪਰੰਤੂ ਕਰ ਸਕਦਾ ਨਾ ਵੀ ਜੰਗਾਂ ਕੀਤੀ ਹੈ ਉਹਨਾਂ ਨੇ ਬਾਣੀ ਕਿੱਥੇ ਲਿਖੀ ਹੈ ਬਾਕੀ ਰਹਿ ਗਿਆ ਕ੍ਰਿਸ਼ਨ ਕ੍ਰਿਸ਼ਨ ਨੇ ਗੀਤਾ ਲਿਖੀ ਹੈ ਜੇ ਬ੍ਰਹਮ ਗਿਆਨ ਹਥਿਆਰ ਵੀ ਚਲਾਏ ਨੇ ਉੱਥੇ ਵੀ ਬ੍ਰਹਮ ਵਿਸ਼ਨੂੰ ਦੋਵੇਂ ਇਕੱਠੇ ਨੇ ਅੜਤਾ ਉਹ ਨਹੀਂ ਸਾਬਤ ਕਰ ਸਕਦੇ ਰਾਮਚੰਦਰ ਨੇ ਨਹੀਂ ਕੁਝ ਲਿਖਿਆ ਚਲੋ ਮੰਨ ਲੈਂਦੇ ਆ ਅਸੀਂ ਗਿਆਨ ਨਹੀਂ ਕਰਾਇਆ ਉਹਨੇ ਕ੍ਰਿਸ਼ਨ ਨੇ ਤਾਂ ਗੀਤਾ ਲਿਖੀ ਹੈ ਨਾ ਬ੍ਰਹਮਾ ਵਿਸ਼ਨੂੰ ਅੱਡ ਅੱਡ ਹੁੰਦਾ ਹੀ ਨਹੀਂ ਵਧੀਆ ਬੋਲਣਾ ਬਿਜਲੀ ਵਾਲਿਆਂ ਨੂੰ ਕਿ ਨਹੀਂ ਠੋਸ ਹੈ ਹੋ ਨਹੀਂ ਸਕਦੇ ਦੋ ਇੱਕੋ ਹੀ ਹੈ ਇਸ ਕਰਕੇ ਇੱਕੋ ਹੀ ਸਾਡੇ ਬੰਦੇ ਹੋਇਆ ਇੱਕ ਸੰਸਾਰੀ ਉਹੀ ਇੱਕ ਭੰਡਾਰੀ ਇੱਕ ਲਾਏ ਦੀ ਉਹੀ ਇੱਕ ਲਾਏ ਦੀ ਬਾਣ ਉਹ ਨੂੰ ਆਦਤ ਹੈ ਮਾਰਨ ਦੀ ਇੱਕੋ ਹੀ ਹੈ ਇੱਕੋ ਹੀ ਆਦਮੀ ਹੈ ਉਹੀ ਪੈਦਾ ਕਰਦਾ ਹੈ ਉਹੀ ਪਾਲਣਾ ਕਰਦਾ ਹੈ ਉਹੀ ਸੰਭਾਲ ਵੀ ਕਰਦਾ ਜੀਵ ਜੀਵਾਂ ਨੂੰ ਪਾਲਨੇ ਵੀ ਨੇ ਜੀਵ ਜੀਵਾਂ ਨੂੰ ਪੈਦਾ ਵੀ ਕਰਦੇ ਨੇ ਜੀਵ ਜੀਵਾਂ ਨੂੰ ਸੰਭਾਲ ਵੀ ਕਰਦੇ ਨੇ ਜੀਵ ਦੀ ਹੀ ਗੱਲ ਹੈ ਇਹ ਜੀਵ ਦੀ ਗੱਲ ਪਰਮੇਸ਼ਰ ਦੀ ਗੱਲ ਨਹੀਂ ਹੈ ਪਰਮੇਸ਼ਰ ਕਰਵਾਉਂਦਾ ਹੈ ਪ੍ਰਗਟ ਕਰਤਾ ਇਹ ਹੈ ਗੁਪਤ ਕਰਤਾ ਉਹ ਹੈ ਪ੍ਰਗਟ ਕਰਤਾ ਜੀਵ ਹੈ ਉਹਦੇ ਜੁਮੇ ਤਾਂ ਹੈ ਕਿ ਕਰਵਾਉਂਦਾ ਉਹ ਹੈ ਪੁੱਲ ਬਾਬੇ ਨੂੰ ਤਾਂ ਨਹੀਂ ਇਹ ਕਰਦਾ ਹੋਇਆ ਵੀ ਨਹੀਂ ਕਰਦਾ ਕਰਮ ਕਰਤ ਕੋਈ ਜਿੰਨਾ ਚਿਰ ਕਰਮ ਕਰਤ ਦੀ ਕਾਮਨਾ ਇਹਦੇ ਅੰਦਰ ਹੈ ਮੈਂ ਕਰਦਾ ਉਹਨਾਂ ਚਿਰ ਇਹਨੂੰ ਜਨਮ ਹੈ ਜਦ ਕਾਮਨਾ ਹਟ ਗਈ ਜਨਮ ਨਹੀਂ ਫਿਰੇਗਾ ਕਰਦੇ ਹੋਏ ਦਾ ਵੀ ਜਨਮ ਨਹੀਂ ਬਸ ਆ ਪੁਆਇੰਟ ਬਰੀਕ ਹੈ ਕਰਮ ਕਰਦਾ ਹੋਇਆ ਵੀ ਜਦ ਮੰਨਦਾ ਹੈ ਵੀ ਮੈਂ ਨਹੀਂ ਕਰਦਾ ਮੇ ਤੋਂ ਕਰਵਾਇਆ ਹੋਇਆ ਹੈ ਫਿਰ ਇਹਨੂੰ ਪੁੰਨ ਪਾਪ ਨਹੀਂ ਹੈ ਗਿਆਨ ਪਿਆ ਹਾਂ ਇੱਥੇ ਆ ਕੇ ਉਹ ਆ ਗਿਆਨ ਪਿਆ ਸਭ ਲੱਗੀ ਗੱਲ ਦੀ ਇਹਨੂੰ ਪਤਾ ਲੱਗਾ ਮੈਂ ਤਾਂ ਕਰਵਾ ਰਿਹਾ ਜਿੱਦਣ ਇਹਨੂੰ ਮੈਂ ਤਸੱਲੀ ਹੋ ਗਈ ਮੈਂ ਤਾਂ ਕਰਵਾ ਰਿਹਾ ਫਿਰ ਇਹਨੂੰ ਕੋਈ ਭੁੱਲ ਪਾਪ ਨਹੀਂ ਜਿੰਨਾ ਚਿਰ ਮਨ ਦਾ ਮੈਂ ਕਰਦਾ ਉਹਨਾਂ ਚਿਰ ਇਹਨੂੰ ਇਹ ਭੁੱਲ ਪਾਪ ਹੈ ਅਸਲ ਤੇ ਆਪ ਬੰਦਾ ਭੁੱਲ ਪਾਪ ਹੈ ਨਹੀਂ ਉਹ ਭਲੇਖੇ ਕਰਕੇ ਭੁੱਲ ਪਾਪ ਦੇ ਭਲੇਖੇ ਕਰਕੇ ਵੀ ਜਨਮ ਲੈਣਾ ਪੈਂਦਾ ਵੀ ਭਰਮ ਦੂਰ ਕਰਕੇ ਆ ਭੁੱਲ ਪਾਪ ਦਾ ਉਹ ਤਾਂ ਪ੍ਰਚਾਰ ਕਰਕੇ ਗਿਆ ਫਿਰ ਪ੍ਰਚਾਰ ਕਰਕੇ ਗੱਲ ਪ੍ਰਚਾਰ ਕਰਕੇ ਪ੍ਰਚਾਰ ਕਰਕੇ ਹਰ ਕੁਝ ਇਹ ਉਹ ਜਿਹੜੇ ਮੁਲਕਾਂ ਜਿਹਦਾ ਪੁੰਨ ਬਾਬ ਦਾ ਪ੍ਰਚਾਰ ਨਹੀਂ ਹੈ ਉੱਥੇ ਗੁਰਬਾ ਬੰਦੇ ਉੱਥੇ ਕਿਸੇ ਹੋਰ ਰੂਪ ਨੂੰ ਹੁੰਦੇ ਨੇ ਕਾਨੂੰਨ ਸਾਰੇ ਹੀ ਨੇ ਡਾਕਾ ਮਾਰਨ ਦੀ ਸਜ਼ਾ ਉੱਥੇ ਵੀ ਹੈ ਕਤਲ ਕਰੇ ਦੀ ਸਜ਼ਾ ਉੱਥੇ ਵੀ ਉੱਥੇ ਰੂਪ ਕੋਈ ਨਹੀਂ ਸਾਰੇ ਕਰ ਇਹ ਲੈਵਲ ਹੋਰ ਹੈ ਉਹ ਲੈਵਲ ਹੋਰ ਉੱਥੇ ਵੀ ਜੇ ਹੁਣ ਗਲਤੀ ਨਾਲ ਕਿਸੇ ਦੇ ਟਰੱਕ ਥੱਲੇ ਆ ਬਸ ਥੱਲੇ ਆ ਕਿਸੇ ਕਾਰ ਥੱਲੇ ਆ ਕੇ ਬੰਦਾ ਮਰ ਜਾਂਦਾ ਤਾਂ ਸਾਡੇ ਵੀ ਸਰਕਾਰ ਅਸੀਂ ਵੀ ਸੋਚਦੇ ਵੀ ਭਾਈ ਕਸੂਰ ਆਦਮੀ ਆਪਣੇ ਕਤਲ ਕਰਕੇ ਵੀ ਦੇਖਿਆ ਜਿਹੜੇ ਪ੍ਰਾਸ਼ਤ ਕਰਦੇ ਨੇ ਬਹੁਤ ਕਮਾੜਾ ਕੰਮ ਕੀਤਾ ਇਹ ਤਾਂ ਬੁਰਾ ਹੋ ਗਿਆ ਪਰ ਉਸ ਵੇਲੇ ਹੋ ਗਿਆ ਕਿਉਂਕਿ ਕਰਵਾਉਣ ਵਾਲਾ ਕੋਈ ਹੋਰ ਸੀ ਆ ਕਹਿੰਦਾ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਹਾਂ ਕਰਵਾਉਣ ਵਾਲਾ ਸੀ ਨਾ ਪਿੱਛੇ ਮੰਨਦਾ ਇਹ ਚਾਬੀ ਉਹਨੂੰ ਦਿੱਤੀ ਸੀ ਉਸ ਵੇਲੇ ਪਤਾ ਨਹੀਂ ਲੱਗਿਆ ਮੈਨੂੰ ਪਤਾ ਨਹੀਂ ਲੱਗਿਆ ਐਕਸੀਡੈਂਟ ਤੋਂ ਪਹਿਲਾਂ ਆਦਮੀ ਕਹਿੰਦਾ ਮੈਨੂੰ ਪਤਾ ਹੀ ਲੱਗਿਆ ਮੇਰੀ ਅੱਖਾਂ ਵਿੱਚ ਕੀ ਹਾਂ ਹੁੰਦਾ ਐਕਸੀਡੈਂਟ ਹੋਣਾ ਹੁੰਦਾ ਨਾ ਕਹਿੰਦਾ ਮੈਨੂੰ ਪਤਾ ਹੀ ਲੱਗਿਆ ਕੀ ਹੋ ਗਿਆ ਅੱਖਾਂ ਵਿੱਚ ਕੇ ਬੈਠੇ ਕਰਵਾਇਆ ਉਹਨੂੰ ਕੁਝ ਕਰਵਾਇਆ ਬਾਸ਼ਰੀ ਆਹਰ ਹੁੰਦਾ ਬਹੁਤ ਐਸੇ ਕੇ ਪਤਾ ਲੱਗਦਾ ਵੀ ਹੋ ਗਿਆ ਬਸ ਇਹ ਹੁਕਮ ਬੂਝ ਹੈ ਇਸੇ ਲੋਕ ਹੁਕਮ ਬੂਝ ਕਰਦੇ ਨੇ ਹੁਕਮ ਨੂੰ ਲੈਣ ਇਹ ਕਰਵਾਉਣ ਵਾਲਾ ਉਹ ਪਿੱਛੇ ਬੈਠਾ ਜੇ ਅਸੀਂ ਕੁਝ ਕਰਦੇ ਹਾਂ ਇੱਕ ਗੱਲ ਇੱਥੇ ਬਰੀਕ ਹੋਰ ਹੈ ਥੋੜੀ ਜਿਹੜਾ ਹੁਕਮ ਦੇ ਵਿੱਚ ਹੁੰਦਾ ਉਹਦੇ ਅੰਦਰ ਇੱਛਾ ਹੀ ਨਹੀਂ ਪੈਦਾ ਹੁੰਦੀ ਕੁਝ ਕਰਨ ਦੀ ਖੁੱਲੋ ਜੇ ਉਹ ਇਹ ਇੱਥੇ ਆ ਕੇ ਤਾਂ ਦਾ ਫਿਰ ਆਦਮੀ ਪਾਪ ਕਰ ਉਹ ਜਿੰਨਾ ਜਿਹੜਾ ਉਹਦੇ ਅੰਦਰ ਇੱਛਾ ਕਰਦੇ ਉਹ ਜਿੰਨਾ ਕਰਦਾ ਉਹ ਉਹਨਾਂ ਮੁਕਰ ਮੁਕਰਦਾ ਕਿਵੇਂ ਆਮਨਾ ਅਧੀਨ ਕੈਸੇ ਪਾਵਾਂਗਾ ਜਿੰਨਾ ਜਰ ਇੱਛਾ ਕਰਨ ਦੀ ਉਹਨਾਂ ਜਰ ਤਾਂ ਕਰਦਾ ਹੀ ਆ ਉਹ ਜਦ ਉਹਦੇ ਅੰਦਰ ਇੱਛਾ ਨਹੀਂ ਹੈ ਕਰਨ ਦੀ ਕੁਝ ਵੀ ਜਦ ਇੱਛਾ ਨਹੀਂ ਬੋਲਣ ਦੀ ਬੁਲਾਇਆ ਬੋਲਦਾ ਹੈ ਜਾਂ ਇੱਛਾ ਨਹੀਂ ਕਰਨ ਦੀ ਕਰਾਇਆ ਕਰਦਾ ਹੈ ਬਸ ਸਵਾਲ ਇੱਛਾ ਦਾ ਕੀ ਉਹਦੇ ਅੰਦਰ ਇੱਛਾ ਮਰ ਗਈ ਬਿਲਕੁਲ ਸਿੱਧਾ ਨੂਰਾਨ ਕਹਿੰਦਾ ਕਿ ਜਦੋਂ ਕਹਿੰਦਾ ਹੁਕਮ ਹੁੰਦਾ ਤਾਂ ਮੈਂ ਉੱਠ ਕੇ ਤੁਰਦਾ ਵਰਨਾ ਨਾਲ ਉਹਨਾਂ ਚਿਰ ਬੈਠੇ ਰਹਿੰਦੇ ਹੁਕਮ ਦੇ ਨਾਲ ਮੈਂ ਤਾਂ ਤੁਰਦਾ ਹੁਕਮ ਨਾਲ ਚੱਲਦਾ ਕੋ ਹੁਕਮ ਨਾਲ ਜੁੜਿਆ ਆਇਆ ਤਾਂ ਉਹਨੂੰ ਪਤਾ ਲੱਗਦਾ ਹੁਕਮ ਕੀ ਹੈ ਜੁੜੇ ਤੇ ਬਿਨਾਂ ਨਹੀਂ ਪਤਾ ਲੱਗਦਾ ਉੱਥੇ ਤਾਂ ਹੀ ਗੱਲ ਕੀ ਹੈ ਹੁਕਮੇ ਆਵੇ ਹੁਕਮੇ ਜਾਏ ਹੁਕਮੇ ਰਹੇ ਸਮਾਈ ਉਹ ਸਵਾਲ ਹੈ ਹੋਰ ਕਹਾਂ ਤੇ ਆਏ ਕਹਾਂ ਜਾਏ ਕਹਾਂ ਰਹਿ ਸਮਾਈ ਆਤਮਾ ਕਿੱਥੋਂ ਹੁੰਦੀ ਹੈ ਕਿੱਥੋਂ ਚਲੀ ਜਾਂਦੀ ਆਤਮਾ ਗਰਭ ਦੇ ਵਿੱਚ ਪੈਦਾ ਨਹੀਂ ਹੋਈ ਗਰਭ ਦੇ ਸਰੀਰ ਤੇ ਪੈਦਾ ਹੋਇਆ ਗਰਭ ਵਿੱਚ ਕਿੱਥੋਂ ਆਈ ਸੀ ਆਤਮਾ ਸਵਾਲ ਹੈ ਪੈਦਾ ਤਾਂ ਹੋ ਨਹੀਂ ਸਕਦੀ ਆਤਮਾ ਜਦ ਆਤਮਾ ਪੈਦਾ ਨਹੀਂ ਹੋਈ ਫਿਰ ਕਿੱਥੋਂ ਆਈ ਸੀ ਇਹ ਪਹਿਲਾ ਸਰੀਰ ਤਾਂ ਹੋਇਆ ਬਸ ਹੋਈ ਬਸ ਉਪਜਾ ਆਤਮਾ ਤਾਂ ਪੈਦਾ ਨਹੀਂ ਹੋਈ ਜੇ ਪੈਦਾ ਨਹੀਂ ਹੋਈ ਫਿਰ ਕਿੱਥੋਂ ਆਈ ਸੀ ਸਵਾਲ ਤਾਂ ਪੈਦਾ ਹੋਊਗਾ ਸੰਸਾਰ 'ਚ ਕੋਈ ਇਹੋ ਜਿਹਾ ਬੀਜ ਹੈ ਨਹੀਂ ਫਿਰ ਸਰੀਰ ਤੋਂ ਬਾਅਦ ਇਹਦਾ ਸਰੀਰ ਨਾਲ ਟੁੱਟ ਜਾਂਦਾ ਹੈ ਸੰਬੰਧ ਆਤਮਾ ਦਾ ਫਿਰ ਕਿੱਥੇ ਚਲੀ ਜਾਂਦੀ ਹੈ ਤੇ ਜਦੋਂ ਇਹ ਆਉਣਾ ਜਾਣਾ ਮੁੱਕ ਜਾਂਦਾ ਹੈ ਫਿਰ ਕਿੱਥੇ ਰਹਿੰਦੀ ਫਿਰ ਕਿੱਥੇ ਸਮਾਈ ਰਹਿੰਦੀ ਸਮਾਈ ਦਾ ਮਤਲਬ ਹੈ ਤਾਂ ਆਉਣਾ ਜਾਣਾ ਨਹੀਂ ਹੁੰਦਾ ਫਿਰ ਕਿੱਥੇ ਹੁੰਦੀ ਹੈ ਉਹ ਸਮਾਈ ਦਾ ਮਤਲਬ ਹੈ ਕਮਰੇ ਆਵੇ ਹੁਕਮ ਜਾਏ ਹੁਕਮ ਦੇ ਵਿੱਚੇ ਸਮਾਉਂਦੀ ਆ ਇਹ ਆਤਮਾ ਸੁਰਤ ਆਤਮਾ ਕੋਈ ਗੱਲ ਹੈ ਸੁਰਤ ਹੁਕਮ ਦੇ ਵਿੱਚ ਸਮਾਉਂਦੀ ਹੈ ਧਿਆਨ ਹੁਕਮ ਚ ਸਮਾਉਂਦਾ ਹੁਕਮ ਦੇ ਨਾਲ ਕਿਵੇਂ ਕਹੋ ਜਾਂਦਾ ਧਿਆਨ ਇਹ ਪੜਦਾ ਸਾਡਾ ਧਿਆਨ ਜਦੋਂ ਹੁਕਮ ਨਾਲ ਜੁੜ ਜਾਂਦਾ ਹੈ ਇਹ ਵਿਆਪੀ ਹੋ ਜਾਂਦਾ ਸੰਸਾਰ ਦੇ ਵਿੱਚ ਸਮਾਇਆ ਰਹਿੰਦਾ ਜਿੰਨਾ ਚਿਰ ਹੁਕਮ ਨਹੀਂ ਸਮਾਇਆ ਹੈ ਹੁਕਮ ਤੋਂ ਬਾਹਰ ਤਾਂ ਜਾ ਹੀ ਨਹੀਂ ਸਕਦੀ ਕਿਤੇ ਵੀ ਚਾਹ ਜਿਹੜੀ ਮਰਜ਼ੀ ਹਾਲਾਤ ਚ ਜਦ ਆਉਂਦੀ ਹੈ ਸਰੀਰ ਤੋਂ ਉਦੋਂ ਵੀ ਹੁਕਮ ਆਉਂਦੀ ਹੈ ਜਾਂ ਜਾਂਦੀ ਉਦੋਂ ਵੀ ਹੁਕਮ ਨਾ ਜਾਂਦੀ ਸਮਾਉਂਦੀ ਹੁਕਮ ਦੇ ਵਿੱਚ ਹੈ ਜਿੰਨਾ ਚਿਰ ਹੁਕਮ ਦੇ ਵਿੱਚ ਨਹੀਂ ਸਮਾਈ ਨਹੀਂ ਉਹਨਾਂ ਚਿਰ ਆਉਣਾ ਜਾਣਾ ਹੈ ਇਹਦਾ ਮਤਲਬ ਇਹ ਵੀ ਹੈ ਨਾ ਉੱਥੇ ਹੁਕਮ ਚ ਨਹੀਂ ਹੈ ਕਿਥੇ ਜਿੱਥੇ ਆਈ ਗਈ ਹੈ ਹੈ ਤਾਂ ਹੁਕਮ ਹੈ ਹੁਕਮ ਵਿੱਚ ਜ਼ਬਰਦਸਤੀ ਹੈ ਉੱਥੇ ਹੁਕਮ ਵਿੱਚ ਰਹਿਣਾ ਚਾਹੁੰਦੇ ਨਹੀਂ ਹੁਕਮ ਨੂੰ ਮੰਨਿਆ ਨਹੀਂ ਹੁਕਮ ਨੂੰ ਪਛਾਣਿਆ ਨਹੀਂ ਹੁਕਮ ਆਪਣਾ ਹੁਕਮ ਜਿਹੜਾ ਜਦ ਚਲਾਉਂਦਾ ਹੁਕਮ ਕਿਉਂ ਬੰਦਾ ਹੈ ਸਮਾਨ ਵੇਲੇ ਪਛਾਣਿਆ ਜਾਂਦਾ ਹੈ ਪਛਾਣਿਆ ਪਹਿਲਾਂ ਜਾਂਦਾ ਸਮਾਇਆ ਬਾਅਦ ਚ ਜਾਂਦਾ ਪਛਾਣਿਆ ਦੇ ਬਿਨਾਂ ਸਮਾਉ ਕਿਵੇਂ ਜਦ ਹੁਕਮ ਬੁੱਝ ਲਿਆ ਉਹਦੇ ਸਮਾਇਆ ਨਹੀਂ ਤਾਂ ਹੋਰੇ ਕਦੇ ਸਮਾਜੂ ਜਾ ਕੇ ਗਲਤੀ ਚ ਯਾਨੀ ਜਾਣੇ ਤੇ ਪਹਿਲਾਂ ਹੀ ਉਹਨਾਂ ਨੇ ਪ੍ਰਮਾਤਮਾ ਨੂੰ ਜਾਣਨ ਤੋਂ ਪਹਿਲਾਂ ਪ੍ਰਮਾਤਮਾ ਨੂੰ ਮੰਨ ਲਿਆ ਜਾਣਨ ਤੋਂ ਪਹਿਲਾਂ ਪ੍ਰਮਾਤਮਾ ਨੂੰ ਮੰਨ ਲਿਆ ਕਿਸੇ ਨੇ ਵਿਸ਼ਨੂੰ ਮੰਨ ਲਿਆ ਕਿਸੇ ਨੇ ਸ਼ਿਵ ਜੀ ਮੰਨ ਜਾਣਿਆ ਤਾਂ ਹੈ ਜੀ ਜਾਣਨ ਤੋਂ ਪਹਿਲਾਂ ਪਛਾਣਨ ਤੋਂ ਪਹਿਲਾਂ ਉਹਨੂੰ ਮੰਨ ਲਿਆ ਵੀ ਰੱਬ ਫਿਰ ਬਾਅਦ ਚ ਉਹਦਾ ਜਾਣਨ ਦੀ ਕੀ ਲੋੜ ਹੈਗੀ ਵਾ ਜਾਣਨ ਦੀ ਲੋੜ ਨਹੀਂ ਰਹੀ ਜੇ ਮੰਨ ਲਿਆ ਮੰਨਣ ਤੋਂ ਪਹਿਲਾਂ ਜਾਣਨਾ ਵੀ ਠੀਕ ਹੈ ਜਾਂ ਗਲਤ ਹੈ ਵਿਆਹ ਤੋਂ ਪਹਿਲਾਂ ਹੀ ਹੈ ਜੋ ਤੁਸੀਂ ਦੇਖਣਾ ਦੇਖ ਲਓ ਵਾਦਾ ਐਡ ਹੋ ਗਿਆ ਫਿਰ ਫਿਰ ਕੀ ਫਿਰ ਕੀ ਬਣ ਫਿਰ ਤਾਂ ਕਬੀਰ ਨੂੰ ਇਹਦਾ ਤਲਾਕ ਹੋ ਗਿਆ ਫਿਰ ਹੁਣ ਟੁੱਲ ਕਬੀਰ ਦਾ ਤਲਾਕ ਨਹੀਂ ਹੋਇਆ ਫਿਰ ਇਹ ਤਾਂ ਉਹ ਗੱਲ ਹੈ ਫਿਰ ਤਾਂ ਖੁਆਰੀ ਹੈ ਫਿਰ ਖੁਆਰੀ ਹੈ ਖੁਆਰੀ ਦਾ ਕਾਰਨ ਇਹ ਹੈ ਕਿ ਪਹਿਲਾਂ ਜ ਪਛਾੜਿਆ ਨਹੀਂ ਪਹਿਲਾਂ ਉਹਨੂੰ ਭੋਖਿਆ ਨਹੀਂ ਫਿਰ ਲੈ ਲੈ ਜਿਹੜਾ ਇਹੋ ਜਿਹਾ ਕੁਝ ਹੁੰਦਾ ਉਹ ਫਿਰ ਚੰਦਰ ਮੋਹਨ ਵਾਲੀ ਹੋਣੀ ਐ ਹੋਇਆ ਐਵੇਂ ਸਭ ਦਾ ਪਹਿਲਾ ਬਸ ਸਜਾਣ ਕੇ ਤੋ ਕੀਜੈ ਖੋਟਾ ਖਰਾ ਨਹੀਂ ਪਛਾਣਿਆ ਗਿਆਨ ਕਿਹੜਾ ਖੋਟੇ ਖਰੇ ਦੀ ਪਛਾਣ ਕਰੇ ਤਾਂ ਪਹਿਲਾਂ ਹੀ ਅਡਾਪਟ ਕਰ ਲੈ ਪਰਖੇ ਗੁਰ ਕੀ ਬਾਤ ਕਰੇ ਬਸ ਖਰਾ ਤਾਂ ਪਰਖੇ ਹੀ ਇਹ ਗਲਤੀ ਸਾਰੇ ਸੰਸਾਰ ਚੱਲਦੀ ਹੈ ਇਹਦੇ ਫਸਾਉਣ ਵਾਸਤੇ ਬੜੇ ਬੜੇ ਪਲਾਨ ਬਣੇ ਹੋਏ ਨੇ ਉਹਨਾਂ ਦੇ ਦੇ ਬੜੇ ਨੇ ਕਿਵੇਂ ਫਸਾਉਂਦੇ ਨੇ ਆਪਣੇ ਸਭ ਬੂਰੇ ਚੱਲਦਾ ਜਿਹਨੇ ਡੇਰੇ ਨੇ ਜਿਹੜੀਆਂ ਸੰਪਰਦਾਇਆਂ ਨੇ ਕਿਸ ਤਰੀਕੇ ਨਾਲ ਬੰਦਿਆਂ ਨੂੰ ਆਪਣੇ ਨਾਲ ਜੋੜਦੇ ਨੇ ਫਸਾਉਂਦੇ ਨੇ ਆਪਣੇ ਸਾਹਮਣੇ ਕੀ ਸਭ ਕੁ ਹੋ ਰਿਹਾ ਅਗਰ ਉਹ ਕਿਉਂ ਕਰਦੇ ਨੇ ਉਹ ਸਭ ਉਹੀ ਹੈ ਚਿੜੀਆਂ ਬਾਜਾਂ ਤੇ ਸਿਕਦਾਰਾਂ ਇਸ ਸਿਕਦਾਰਾਂ ਨਾ ਪੜਿਆ ਨੋ ਫਾਹੀ ਲੱਗੀ ਜਾਤ ਫਾਹੀ ਲੱਗੀ ਜਾਤ ਫਾਹ ਲੱਗੇ ਨਹੀਂ ਤਾਂ ਕਿੱਡਾ ਕਿੱਡੇ ਝੂਠ ਬੋਲਦੇ ਨੇ ਕਿੱਡੇ ਕਿੱਡੇ ਲਾਰੇ ਲਾਉਂਦੇ ਨੇ ਕਿੱਡੇ ਕਿੱਡੇ ਆਸ਼ਵਾਸਨ ਦਿੰਦੇ ਨੇ ਝੂਠੇ ਕਰ ਨੂੰ ਖੁਦ ਪਤਾ ਵੀ ਝੂਠੇ ਨੇ ਜੇ ਉਹਨਾਂ ਨੂੰ ਝੂਠੇ ਸਾਬਤ ਕਰਦੀ ਉਹ ਬੰਦੇ ਨੇ ਤੇਰੇ ਸੁਣਦੇ ਹੀ ਨਹੀਂ ਹੋ ਉਸ ਗੱਲ ਤੇ ਨਹੀਂ ਹੁੰਦੇ ਇਹਨਾਂ ਵਾਲੇ ਛਾਤਰ ਨੇ ਧਰਮ ਦੇ ਨਾਂ ਤੇ ਕਿੰਨਾ ਕੁਝ ਛਾਤਰ ਕਿੰਨੇ ਬੰਦੇ ਛਾਤਰ ਧਰਮ ਦੇ ਵਿੱਚ ਕੋ ਜਿੰਨੇ ਛਾਤਰ ਨੇ ਬਹੁਤੇ ਧਰਮ ਵਿੱਚ ਕੁਝ ਬੈਠ ਕੀਤੀ ਹੋਈ ਹੈ ਕਿ ਇੱਥੇ ਸਰਕਾਰ ਕੁਝ ਨਹੀਂ ਕਹਿੰਦੀ ਇਹ ਆ ਛਾਤਰ ਠਗੀਆਂ ਕਰਨ ਮਾਰਨਗੇ ਚੋਰੀਆਂ ਕਰਨਗੇ ਡਾਕੇ ਮਾਰਨਗੇ ਦੋ ਤਾਂ ਉਹਨੇ ਛਾਤਰਾਂ ਵਾਸਤੇ ਬੇਲਾ ਖਾਣ ਵਾਸਤੇ ਇਹ ਤੇ 400 ਵੀ ਕਰੂਗਾ ਠੱਗੀ ਉੱਥੇ ਤਾਂ ਸਰਕਾਰ ਦਾ ਕਾਨੂੰਨ ਚੱਲਦਾ ਇੱਥੇ ਛਾਤਰਾਂ ਵਾਸਤੇ ਕੋਈ ਕਾਨੂੰਨ ਨਹੀਂ ਸਰਕਾਰ ਦਾ ਕਿਸੇ ਵੀ ਜਗ੍ਹਾ ਨਹੀਂ ਹੈ ਵਰਲਡ 'ਚ ਦੇਖ ਲਓ ਦੱਸੋ ਕਿੱਥੇ ਜਦੋਂ ਕੋਈ ਜਿਹੜੇ ਅਵਤਾਰ ਨੇ ਜਿਹੜੇ 24 ਅਵਤਾਰ ਬਣਾਏ ਨੇ ਕਿਉਂ ਬਣਾਏ ਨੇ ਦੱਸੋ ਬਾਜਰ ਕਿਉਂ ਲਿਖੇ ਨੇ ਜਿੱਦਣ ਪਾਵਰ ਜਾ ਗਿਆ ਖਾਲਸਾ ਇੰਨੀ ਇਹਦੀ ਪਾਵਰ ਹੋ ਗਈ ਇਹ ਛਾਤਰਾਂ ਵਾਸਤੇ ਕਾਨੂੰਨ ਬਣਾਉਣੇ ਨੇ ਇਹਦੇ ਧਾਰਮਿਕ ਛਾਤਰਾਂ ਵਾਸਤੇ ਬਣਾਉਣੇ ਨੇ ਦੋਆਂ ਵਾਸਤੇ ਤਾਂ ਬੜੇ ਹੋਈ ਨੇ ਦੋਆਂ ਵਾਸਤੇ ਸਾਰੇ ਬਣਾਏ ਹੋਏ ਨੇ ਇਹਨਾਂ ਵਾਸਤੇ ਕੋਈ ਇਹਨਾਂ ਵਾਸਤੇ ਬਣਾਉਣੇ ਨੇ ਇਹਨਾਂ ਨੂੰ ਜਿਹੜਾ ਸਿਰ ਸਜ਼ਾ ਤਾਂ ਇਹਨਾਂ ਨੂੰ ਦੇਣੀ ਹੈ ਜੇ ਇਹ ਨਾ ਹੋਣ ਤਾਂ ਲੋਕ ਨਹੀਂ ਬਗੜਦੇ ਦੂਏ ਸਾਹਮਣੇ ਔਖੇ ਨੇ ਥੋੜੇ ਹੀ ਨੇ ਜਿਹੜੇ ਇਹਨਾਂ ਤੋਂ ਬਾਹਰ ਨੇ ਨਾ ਉਹ ਬਹੁਤੇ ਨਹੀਂ ਹਨ ਮਜਾਲ ਤਾਂ ਇਹ ਬੁਲਾਉਂਦੇ ਨੇ ਹਾਂ ਇਹਨਾਂ ਦਾ ਹੀ ਹੈ ਸਾਰਾ ਆਪਣਾ ਤਬਰੀ ਇਹਨਾਂ ਦੀ ਕੀਤੀ ਹੋਈ ਹੈ ਇਹ ਮਹਿਸੂਸ ਕਰ ਲਿਆ ਸਿਆਣਿਆਂ ਨੇ ਜਿੰਨਾ ਅਤਵਾਦ ਹੈ ਸਾਰਾ ਇਹਨਾਂ ਦਾ ਫਲਾ ਹੈ ਚਾਹੇ ਪਹਿਲਾਂ ਸਿਖਾਦਾ ਸੀ ਉਹ ਵੀ ਧਰਮ ਤੇ ਉਹ ਵੀ ਸਿੱਖੀ ਉਹਨਾਂ ਦਾ ਮਸਲਾ ਨਹੀਂ ਸੀ ਉਹਨਾਂ ਦਾ ਸਿਰਫ ਪੈਸੇ ਤੇ ਕਬਜ਼ਾ ਕਰਨਾ ਸੀ ਅਕਾਲ ਤਖਤ ਦੀ ਗੋਲਕ ਤੇ ਹੋਰ ਕੁਝ ਨਹੀਂ ਸੀ ਸਿੱਖੀ ਬਾਰੇ ਤੁਹਾਨੂੰ ਗਿਆਨ ਹੈ ਨਹੀਂ ਸੀ ਸਿੱਖੀ ਦਾ ਜਿਹੜਾ ਠੀਕ ਹੈ ਉੱਥੇ ਪਤਾ ਹੀ ਹੈ ਸਾਨੂੰ ਆ ਜਿਹੜਾ ਉੱਥੇ ਚੱਲਦਾ ਸੁਣੂ ਤੇ ਆ ਨਹੀਂ ਸੀ ਗੱਲ ਤਾਂ ਹੋ ਦਲੀਲ ਦੀ ਜਿਹੜਾ ਸੁਣੂ ਨੂੰ ਤਿਆਰ ਨਹੀਂ ਕੌਣ ਹੈ ਜੋ ਉਹਦੀ ਤਾਂ ਪਹਿਲਾਂ ਜਾਣਦੇ ਸੀ ਉਹਨੂੰ 50 ਸਾਲ ਦੇ ਗੁਰਵਜਨ ਸਿੰਘ ਉਹਦਾ ਮੈਨਾਂ ਮਨ ਨੂੰ ਜਾਂਦਾ ਸੀ ਉਸੇ ਨੇ ਪੜਾਇਆ ਸੀ ਨਾ ਜੋ ਕੁਝ ਪੜਾਇਆ ਸੀ ਇਹਨਾਂ ਨੂੰ ਆ ਜਸਟੀਫਾਈ ਕਰ ਲੋ ਵੀ ਅਸੀਂ ਠੀਕ ਸੀ ਠੀਕ ਆ ਸਟੇਜ ਤੇ ਆ ਕੇ ਗੱਲ ਕੀਤੀ ਸਭ ਪਤਾ ਹੈ ਆ ਮੁਸਲਮਾਨ ਲੱਗ ਕੀ ਹੈ ਉਹ ਵੀ ਹੋਈ ਉਹ ਕੌਣ ਕਰਨ ਲੱਗੇ ਸੀ ਉਹ ਵੀ ਕਰਨ ਲੱਗੇ ਸੀ ਦੂਏ ਸਭ ਧਰਮ ਵਾਲੇ ਬੰਦੇ ਨੇ ਜੇ ਗਰਜਾਂ ਦੇ ਉੱਤੇ ਹਮਲੇ ਹੋ ਰਹੇ ਨੇ ਸਾੜੇ ਨੇ ਕਿਉਂ ਨੇ ਵੀ ਸਾਡੀ ਵੋਟਾਂ ਘਟਦੀਆਂ ਨੇ ਸਾਡੀ ਗਿਣਤੀ ਘਟਦੀ ਹੈ ਪ੍ਰਚਾਰ ਨਾਲ ਜੋੜ ਨਹੀਂ ਸਕਦੇ ਕਿਸੇ ਨੂੰ ਲੋਭ ਦੇ ਕੇ ਜੋੜ ਸਕਦੇ ਇਹ ਪੱਕਾ ਕਰਦਾ ਹੈ ਇਹ ਪੱਕਾ ਕਰ ਸਕਦੇ ਦੋ ਪ੍ਰਚਾਰ ਅਗਰ ਖਰਾਬ ਨਹੀਂ ਹੈ ਗੁਰਬਾਣੀ ਸਮਝਾਉਣ ਦੇ ਖਿਲਾਫ ਨਹੀਂ ਹੈ ਟੱਕੇ ਦੇ ਖਿਲਾਫ ਸੀ ਟੱਕੇ ਦੇ ਖਿਲਾਫ ਆਰੰਭ ਦੇ ਜਿਹੜਾ ਧੱਕਾ ਕਰਦਾ ਸੀ ਉਹਦੇ ਖਿਲਾਫ ਸੀ ਜਿਸ ਵਕਤ ਰਾਜ ਆਉਂਦਾ ਧਰਮ ਦਾ ਅਵਤਾਰ ਜਿਹਨੂੰ ਕਹਿੰਦੇ ਨੇ ਰਾਮਚੰਦਰ ਨੂੰ ਅਵਤਾਰ ਨਹੀਂ ਮੰਨਦੇ ਸਤਿਕਾਰ ਕ੍ਰਿਸ਼ਨ ਨੂੰ ਅਵਤਾਰ ਨਹੀਂ ਮੰਨਦੇ ਬਹੁਤ ਲੈ ਲੈਵਲ ਕ੍ਰਿਸ਼ਨ ਦੇ ਰਾਜ ਚ ਕਾਨੂੰਨ ਨਹੀਂ ਬਣੇ ਜਿਹੜੇ ਕਾਨੂੰਨ ਬਣਨੇ ਚਾਹੀਦੇ ਸੀ ਕੋਈ ਰਾਮਚੰਦਰ ਨੇ ਤਾਂ ਖੁਦ ਸਮੂਹ ਕ੍ਰਿਸ਼ਨ ਮਾਰੇ ਭਗਤੀ ਕਰਨ ਵਾਲੇ ਨੂੰ ਮਾਰੇ ਰਾਮਚੰਦਰ ਵੇਲੇ ਤਾਂ ਯੱਗ ਹੁੰਦੇ ਸੀ ਰਾਮਚੰਦਰ ਵੇਲੇ ਤਾਂ ਜਿਹੜਾ ਵੇਦਾਂ ਦਾ ਆਚਾਰੀ ਰਾਵਣ ਰਾਵਣ ਉਹਨੂੰ ਮਾਰਿਆ ਰਾਮਚੰਦਰ ਵਿਰੋਧੀ ਹੈ ਗੁਰਮਤਿ ਥੋੜਾ ਤਾਂ ਹੀ ਤਾਂ ਰਾਮ ਦੇ ਜਿਹੜੇ ਭਗਤ ਨੇ ਉਹ ਸਾਡੇ ਨਾਲ ਵਿਰੋਧੀ ਨੇ ਜਿਹੜਾ ਉਹਨਾਂ ਦਾ ਖਾਨਦਾਨ ਉਧਰ ਆ ਰਿਹਾ ਅੱਜ ਸਿੱਖੀ ਦੇ ਹੱਕ 'ਚ ਜਿਹੜੇ ਆਦਮੀ ਨੇ ਉਹ ਦੱਖਣ ਵਾਲੇ ਨੇ ਤਾਮਿਲਨਾਡੂ ਵਾਲੇ ਮੰਨ ਲੈਣਗੇ ਤੁਹਾਨੂੰ ਸਿੰਗਲੀ ਮੰਨ ਲੈਣਗੇ ਸਿੰਗਲਾ ਦੀ ਜਿਹੜੀ ਉੱਥੇ ਗਏ ਨੇ ਲੰਗਾ ਗੁਰੂ ਨਾਨਕ ਦੇਵ ਜੀ ਉੱਥੇ ਇੱਕ ਬਾਣੀ ਲਿਖੀ ਹੋਈ ਹੈ ਸਿਕਲਾ ਪ੍ਰਾਣ ਸਗਲੀ ਪ੍ਰਾਣ ਨੂੰ ਕਹਿੰਦੇ ਸਿੰਗਲੀ ਪ੍ਰਾਣ ਹੈ ਉਹ ਨਹੀਂ ਆ ਸਕੀ ਉਦੋਂ ਦਰਜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਹੈ ਬੋਥੀ ਉਹਨਾਂ ਨੂੰ ਉਪਦੇਸ਼ ਦਿੱਤਾ ਬਣਿਆ ਹੋਇਆ ਰਮਾਇਣ ਦੇ ਵਿੱਚ ਵੀ ਰਾਵਣ ਚਾਰ ਵੇਦ ਦਾ ਗਿਆਤਾ ਹੈ ਤਾਂ ਕੋਈ ਸਿੱਖਿਆ ਲੈ ਲੈ ਰਾਮਚੰਦਰ ਖੁਦ ਮੰਨਦਾ ਇਹ ਉਹਦਾ ਵੇ ਗਿਆਨਵਾਨ ਤਾਂ ਉਹ ਸੀ ਫਿਰ ਜਿਆਦਾ ਗਿਆਨਵਾਨ ਤਾਂ ਉਹ ਸੀ ਖੁਦ ਮੰਨਦਾ ਤੇ ਵਿਰੋਧ ਕੱਢੀ ਦਿੰਦਾ ਸੀ ਵਿਰੋਧ ਇਹਨਾਂ ਨੂੰ ਨਹੀਂ ਸੀ ਉਹਦੇ ਨਾਲ ਰਾਵਣ ਨੂੰ ਇਹਨਾਂ ਨਾਲ ਵਿਰੋਧ ਸੀ ਕਿਉਂਕਿ ਇਹ ਪਖੰਡਵਾਦ ਫੈਲਾਉਂਦੇ ਸੀ ਜਗ ਦਾ ਉਹ ਕਹਿੰਦਾ ਸੀ ਪਖੰਡਵਾਦ ਜਿਵੇਂ ਗੁਰੂ ਘਰ ਦੇ ਪਖੰਡਵਾਦ ਤੇ ਪ੍ਰਚਾਰ ਦਾ ਅਟੈਕ ਕੀਤਾ ਉਹ ਪਰਸਨਲ ਅਟੈਕ ਕਰਨ ਲੱਗਿਆ ਸੀ ਬਫਾ ਕਰਨ ਜਿਵੇਂ ਉਹ ਅਟੈਕ ਕਰਨ ਲੱਗਿਆ ਹੱਡ ਸੜ ਦੇਣੇ ਆ ਕੇ ਇਹਨਾਂ ਹਮਲੇ ਕਰਦੇ ਨੇ ਆਪਣਾ ਤਫੜੀ ਕਰਦੇ ਨਹੀਂ ਪ੍ਰਚਾਰ ਨਾਲ ਨਹੀਂ ਸੀ ਕਰਦਾ ਬਸ ਇੰਨਾ ਫਰਕ ਤਾਂ ਹਿਮਨ ਦੇ ਵੀ ਜਿਵੇਂ ਅਸੀਂ ਕਰਦੇ ਹਾਂ ਸਿੱਧਾ ਕਰਕੇ ਹੋਇਆ ਅਸੀਂ ਕਰਦੇ ਅਸੀਂ ਹਮਲੇ ਕਰਦੇ ਪ੍ਰਚਾਰ ਨਹੀਂ ਕਰਦੇ ਆਦਾ ਕਰਕੇ ਇਸਨੇ ਦੱਸੀ ਨਹੀਂ ਅਜੇ ਤੱਕ ਕਿਸੇ ਦਾ ਕਿਹਾ ਸਿੱਧਾ ਕਰਕੇ ਹੁੰਦਾ ਕੰਮ ਹੋਇਆ ਕੰਮ ਨਾ ਦਿਖਾਉਂਦੇ ਨੇ ਬਾਅਦ ਹੋਇਆ ਅਸੀਂ ਲਾੜੀ ਗੱਲ ਤਾਂ ਉਹ ਪਹਿਲਾਂ ਰਮੇ ਫੌਰੀ ਕਾਰਨ ਸੀ ਬੇਸਿਕ ਪ੍ਰਚਾਰ ਦੀ ਗੱਲ ਅੱਜ ਉਹ ਕਾਤੇ ਖੜੇ ਨੇ ਉਲਟ ਅੱਜ ਉਹ ਰਾਵਣ ਨੂੰ ਕਾਤੇ ਮੰਨਦੇ ਨੇ ਦੱਖਣ ਵਾਲੇ ਇਹ ਰਾਮਚੰਦਰ ਨੂੰ ਠੀਕ ਮੰਨਦੇ ਨੇ ਰਾਵਣ ਨੂੰ ਠੀਕ ਮੰਨਦੇ ਨੇ ਰਾਮਚੰਦਰ ਦੇ ਪੁੱਤ ਲਈ ਰਾਵਣ ਦੇ ਰਾਉਂਦੇ ਨੇ ਉਹ ਕਹਦੇ ਬੇਸਿਕ ਗੱਲ ਐ ਸੀ ਵਿਚਾਰਧਾਰਾ ਦਾ ਵੱਡ ਵੱਡ ਰਾਵਣ ਨੇ ਉਹ ਬੇਦਾ ਗਿਆ ਤਾਂ ਵੇਦ ਨਾਲ ਬਣੀ ਸਾਰਾ ਤਾਂ ਇਕੱਠਾ ਕਰਕੇ ਰਾਜੇ ਜਦੋਂ ਪਾਵਰ ਚਾਹੁੰਦੇ ਨੇ ਵਿਦਵਾਨਾਂ ਨੂੰ ਕਹਿੰਦੇ ਨੇ ਪੈਸਾ ਜਿੰਨਾ ਮਰਜ਼ੀ ਲੈ ਲਓ ਸੁਖ ਜਿੰਨਾ ਮਰਜੀ ਭੁਗਤੋ ਪਰ ਪ੍ਰਚਾਰ ਆਹ ਜੇ ਨਹੀਂ ਕਰਨਾ ਤਾਂ ਦੱਸੋ ਕਿਉਂ ਨਹੀਂ ਕਰਨਾ ਸੱਚ ਦਾ ਵਿਰੋਧ ਕਿਉਂ ਕਰਨਾ ਹੈ ਲੋਕਾਂ ਨੂੰ ਗੁੰਮਰਾਹ ਕਿਉਂ ਕਰਨਾ ਇਹਨਾਂ ਦਾ ਜੀਵਨ ਖਰਾਬ ਕਿਉਂ ਕਰਨਾ ਇਹਨਾਂ ਦਾ ਰਖਸ਼ਿਤ ਰਾਜ ਹੈ ਪਬਲਿਕ ਦਾ ਰਖਸ਼ਿਤ ਕੌਣ ਹੁੰਦਾ ਇਹਨਾਂ ਦਾ ਮਨੁੱਖਾ ਜੀਵਨ ਖਰਾਬ ਨਹੀਂ ਕਰ ਦੇਣਾ ਉਹਦੇ ਵਾਸਤੇ ਫਿਰ ਸਜ਼ਾ ਜਾਇਆ ਕਾਨੂੰਨ ਬੜਨਾ ਚਾਹੀਦਾ ਬਲੈਕਮੇਲ ਕਰਨਾ ਧਾਰਮਿਕ ਬਲੈਕਮੇਲਿੰਗ ਵਾਸਤੇ ਕੋਈ ਵੀ ਕਾਨੂੰਨ ਨਹੀਂ ਸੰਸਾਰ 'ਚ ਇਹ ਬੰਨਣਾ ਚਾਹੀਦਾ ਜੇ ਦੁਨੀਆ ਬਚਾਉਣੀ ਹੈ ਤਾਂ ਇਸ ਗੱਲ ਤੇ ਵਿਚਾਰ ਹੋਣਾ ਚਾਹੀਦਾ ਕਿ ਧਾਰਮਿਕ ਬਲੈਕਮੇਲਿੰਗ ਬੰਦ ਹੋਣੀ ਚਾਹੀਦੀ ਜਸਟੀਫਾਈ ਕਰ ਲੋ ਇਹ ਬਲੈਕਮੇਲਿੰਗ ਨਹੀਂ ਹੈ ਸਾਡਾ ਧਰਮ ਬਲੈਕਮੇਲ ਨਹੀਂ ਕਰਦਾ ਬਸ ਕੋਈ ਬਲੈਕਮੇਲ ਕਰਨਾ ਅਪਰਾਧ ਹੈ ਆਰਥਿਕ ਬਲੈਕਮੇਲਿੰਗ ਵਾਸਤੇ ਤਾਂ ਸਾਡੇ ਕੋਲ ਹੈ ਕਾਨੂੰਨ ਫਿਜ਼ੀਕਲ ਬਲੈਕਮੇਲਿੰਗ ਵਾਸਤੇ ਤਾਂ ਕਾਨੂੰਨ ਹੈ ਸਾਡੇ ਕੋਲ ਪਰ ਸਪਿਰਚੁਅਲਿਜ਼ਮ ਦੀ ਬਲੈਕਮੇਲਿੰਗ ਵਾਸਤੇ ਕਾਨੂੰਨ ਨਹੀਂ ਉਹ ਕਹਿੰਦੇ ਜੀ ਆਪਣਾ ਆਪਣਾ ਤੁਹਾਡਾ ਕੋਈ ਕੁਝ ਕਰੋ ਇਹ ਤਾਂ ਖੁੱਲਾ ਛੱਡੋ ਇਹ ਖੁੱਲਾ ਛੱਡਣਾ ਬੜਾ ਹੀ ਖਤਰਨਾਕ ਹੈ ਆਹ ਗੱਲ ਅਸੀਂ ਸਾਰੇ ਧਰਮਾਂ ਨੂੰ ਮੰਨਦੇ ਹਾਂ ਇਹ ਵੀ ਖਤਰਨਾਕ ਹੈ ਖਤਰਨਾਕ ਹੈ ਇਹ ਵੀ ਸਾਰੇ ਤਰ੍ਹਾਂ ਦਾ ਇਸ ਗੱਲ ਨੇ ਸਾਰਾ ਕਲੇਸ਼ ਪੈਦਾ ਕੀਤਾ ਹੈ ਵਰਲਡ 'ਚ ਕਿਉਂਕਿ ਉਹ ਜਿਹੜਾ ਅਸੀਂ ਕਹਿੰਦੇ ਵੀ ਸਾਡਾ ਧਰਮ ਆਰ ਰਾਜ ਬਰਾਬਰ ਇਕੱਠਾ ਹੈ ਇਹ ਬਲੈਕਮੇਲ ਕੀਤੀ ਹੈ ਸਿੱਖਾਂ ਨੇ ਵੀ ਬਲੈਕਮੇਲਿੰਗ ਕੀਤੀ ਹੈ ਸਭ ਨੂੰ ਆਰਥਿਕਤਾ ਤੋਂ ਦੂਰ ਕਰ ਦਈਏ ਮਤ ਗੁਰਮਤ ਆਰਥ ਬਾਇਆ ਤੋਂ ਦੂਰ ਰੋ ਉਹ ਕਹਿੰਦੇ ਸਾਡਾ ਇਕੱਠਾ ਇਕੱਠਾ ਕਿੱਥੇ ਇਕੱਠਾ ਨਹੀਂ ਹੈ ਹੋ ਨਹੀਂ ਸਕਦਾ ਇਕੱਠਾ ਇਹ ਤਾਂ ਕੋਈ ਨਾ ਵਾਇਆ ਸਰੀਰ ਨਾਲ ਸੰਬੰਧਿਤ ਹੈ ਆ ਧਰਮ ਨਾਲ ਕਿਵੇਂ ਸੰਬੰਧ ਹੋ ਗਿਆ ਗੁਜਰਾ ਸਰੀਰ ਵੱਖਰੀ ਗੱਲ ਹੈ ਹਾਂ ਮਾਇਆ ਕਰਕੇ ਬਲੈਕਮੇਲਿੰਗ ਨਹੀਂ ਕਰ ਸਕਦਾ ਅੱਜ ਲਿਓ ਲੈ ਜਾਣ ਦਾ ਕੀ ਕਾਰਨ ਧਰਮ ਗੋਲਕ ਦਾ ਫਿਕਰ ਪੈ ਜਾਂਦਾ ਘਟਦੀ ਦਾ ਜੇ ਦੁਨੀਆ ਨਹੀਂ ਚਾਹੁੰਦੀ ਇਸ ਧਰਮ ਨੂੰ ਬੰਦੇ ਇਸ ਪ੍ਰਚਾਰ ਨੂੰ ਜੇ ਨਹੀਂ ਚਾਹੁੰਦੀ ਤਾਂ ਗੁਰਦੁਆਰੇ ਨਾ ਆਵੇ ਜਿਹਨੇ ਨਹੀਂ ਆਉਣਾ ਤੁਸੀਂ ਦੁਨੀਆ ਦੇ ਮਤਲਬ ਦਾ ਪ੍ਰਚਾਰ ਕਰ ਰਹੇ ਆ ਗੁਰਮਤ ਦਾ ਪ੍ਰਚਾਰ ਪਰਮੇਸ਼ਰ ਦੇ ਮਤਲਬ ਦਾ ਪ੍ਰਚਾਰ ਕਰਨਾ ਦੁਨੀਆ ਦੇ ਮਤਲਬ ਦਾ ਪ੍ਰਚਾਰ ਕਰਨਾ ਦੁਨੀਆ ਸਵਾਰਥੀ ਹੈ ਪਰਮੇਸ਼ਰ ਪਰਵਾਰਥੀ ਹੈ ਜਾਂ ਉਹਨੂੰ ਰੱਖ ਲੋ ਜਾਂ ਇਹਨੂੰ ਰੱਖ ਲੋ ਜੱਗ ਨੂੰ ਰੱਖ ਲੋ ਜਾਂ ਰੱਬ ਨੂੰ ਰੱਖ ਲੋ ਹੁਣ ਜੱਗ ਹੈ ਉਹ ਤਾਂ ਮੂਰੇ ਕੀਤਾ ਹੋਇਆ ਹੈ ਨੂੰ ਮੂਰੇ ਰੱਖ ਲਿਆ ਰੱਬ ਨੂੰ ਪਿਛੇ ਕਰਤਾ ਲੋਕ ਟੁੱਟ ਜਾਣਗੇ ਜੀ ਇਹ ਪ੍ਰਚਾਰ ਕਰੇ ਸਹੀ ਕਰੇ ਗੁਰਮਤਿ ਛੱਡਤੀ ਵੋਟਾਂ ਨਹੀਂ ਛੱਡੀਆਂ ਇਹ ਪ੍ਰਚਾਰ ਲੋਗਾ ਰੀਤ ਸੀ ਜਿਹੜਾ ਪ੍ਰਚਾਰ ਸੀ ਨਾ ਪਹਿਲਾਂ ਲੋਗਾ ਰੀਤ ਕੀ ਹੁੰਦੀ ਹੈ ਲੋਕਾਂ ਦੇ ਮਤਲਬ ਦਾ ਪ੍ਰਚਾਰ ਲੋਗਾ ਰੀਤ ਕੀ ਹੁੰਦੀ ਹੈ ਜੋ ਲੋਕ ਚਾਹੁੰਦੇ ਨੇ ਉਹ ਜਿਹਾ ਪ੍ਰਚਾਰ ਕਰਨਾ ਪੰਡਤ ਨੇ ਕੀ ਕੀਤਾ ਸੀ ਪੰਡਤ ਨੇ ਇਹ ਫਾਰਮੂਲਾ ਬਣਾਇਆ ਸੀ ਜੋ ਲੋਕ ਜਿਹੋ ਜਿਹਾ ਪ੍ਰਚਾਰ ਚਾਹੁੰਦੇ ਨੇ ਉਹੋ ਜਿਹਾ ਪ੍ਰਚਾਰ ਕੀਤਾ ਕਬੀਰ ਇਹੀ ਗੱਲ ਕਹਿ ਰਹੇ ਨੇ ਕਬੀਰਾ ਮਰਦਾ ਮਰਦਾ ਜਗ ਮੁਆ ਇਹੀ ਗੱਲ ਕਹਿ ਰਹੇ ਨੇ ਕਿ ਜਿਸ ਮਾਰਗ ਪੰਡਤ ਗਏ ਪਾਛੇ ਪਈ ਵੀਰ ਸਾਰੇ ਲੋਕ ਨੂੰ ਪਤਾ ਲੱਗੇ ਲੋਕਾਂ ਦੇ ਬਦਲ ਦਾ ਪ੍ਰਚਾਰ ਸੀ ਥੋੜੇ ਮਗਰ ਲੋਕ ਜਦ ਲੱਗਣਗੇ ਜਦ ਉਹਨਾਂ ਦੇ ਬਦਲ ਦਾ ਪ੍ਰਚਾਰ ਕਰੋਗੇ ਕਿਸੇ ਲੀਡਰ ਮਗਰ ਉਹਨੇ ਜ਼ਿਆਦਾ ਲੋਕ ਲੱਗਦੇ ਨੇ ਜਿੰਨੇ ਜ਼ਿਆਦਾ ਲੋਕਾਂ ਦੇ ਮਤਲਬ ਦਾ ਪ੍ਰਚਾਰ ਕਰੂਗਾ ਲੋਕਾਂ ਦੇ ਮਤਲਬ ਦਾ ਤਾਂ ਮਾਇਆ ਕੇ ਦੇ ਨੇ ਤਾਂ ਮਾਇਆ ਦਾ ਪ੍ਰਚਾਰ ਕਰੋਗੇ ਤੁਸੀਂ ਉਹਨਾਂ ਦੇ ਹਿੱਤ ਦਾ ਪ੍ਰਚਾਰ ਕਰੋ ਉਹਨਾਂ ਦੇ ਲਾਭ ਦਾ ਸੰਸਾਰੀ ਲਾਭ ਦਾ ਪ੍ਰਚਾਰ ਕਰੋ ਗੁਰਮਤ ਦਾ ਪ੍ਰਚਾਰ ਤਾਂ ਹੋਦੀ ਜਾਂਦਾ ਇਹ ਨਹੀਂ ਹੋ ਸਕਦਾ ਬਹੁਤ ਖਤਰਨਾਕ ਮੋੜ ਹੈ ਇੱਥੇ ਇੱਥੋਂ ਜੀਵਤ ਮਰਨ ਦੀ ਗੱਲ ਸ਼ੁਰੂ ਹੁੰਦੀ ਹੈ ਸੰਸਾਰ ਵੱਲੋਂ ਮਰ ਗਿਆ ਤਾਂ ਦਰਗਾਹ 'ਚ ਜਿਉਂਦਾ ਹੋ ਗਿਆ ਜੇ ਲੋਕਾਂ ਦੇ ਮਰ ਚੱਲੇਗਾ ਤਾਂ ਦਰਗਾਹ 'ਚ ਭਰਿਆ ਹੋਏਗਾ ਦਰਗਾਹ 'ਚ ਤੱਕਿਆ ਹੋਇਆ ਜੇ ਲੋਕਾਂ ਨੇ ਸਾਨੂੰ ਉਹ ਕਹੇ ਤਾਂ ਦਰਗਾਹ 'ਚ ਬੇਮੁਖ ਜੇ ਲੋਕਾਂ ਦਾ ਬੇਮੁਖ ਤਾਂ ਦਰਗਾਹ ਸਨਮੁਖ ਹੈ ਇੱਕ ਪਾਸੇ ਰੱਖੋ ਦੋਏ ਪਾਸੇ ਨਹੀਂ ਰੱਖੋ ਇਹ ਤਾਂ ਸਾਰੇ ਮਨਮੁਖ ਨੇ ਮਨਮੁਖਾਂ ਦਾ ਲੀਡਰ ਬਣਨ ਵਾਸਤੇ ਵੱਡਾ ਮਨੁੱਖ ਬਣਨਾ ਪਊ ਲੀਡਰ ਹਮੇਸ਼ਾ ਵੱਡਾ ਹੁੰਦਾ ਮਨਮੁਖਾਂ ਦਾ ਲੀਡਰ ਸਾਖਤ ਹੁੰਦਾ ਵੱਡਾ ਵੱਡਾ ਮਨੁੱਖ ਕੌਣ ਹੁੰਦਾ ਸਾਖਤ ਸਾਖਤ ਮਨਮੁਖਾਂ ਦਾ ਲੀਡਰ ਦਾ ਨਾਮ ਹੈ ਸਾਖਤ ਹੋਰ ਕੋਈ ਲਫ਼ਜ਼ ਨਹੀਂ ਹੈਗਾ ਜਿਹੜਾ ਮਨਮੁਖਾਂ ਦਾ ਰਾਜਾ ਨਾ ਉਹ ਸਾਖਤ ਹੁੰਦਾ ਉਹ ਸ਼ਰੀਕ ਹੈ ਖੁਦਾ ਹੁੰਦਾ ਆਪੇ ਰੱਬ ਹੁੰਦਾ ਆਪੇ ਗੁਰੂ ਹੁੰਦਾ ਆਪੇ ਸੰਤ ਹੁੰਦਾ ਆਪੇ ਹੀ ਭਗਤ ਹੁੰਦਾ ਆਪੇ ਸਭ ਕੁਝ ਹੁੰਦਾ ਉਹ ਸਾਰ ਸਮਰੱਥ ਹੁੰਦਾ ਜੋ ਸੱਤੇ ਦੇ ਹੱਥ ਪੈਰ ਦੇ ਉਹ ਸਾਰੇ ਹੋ ਜਾਂਦੇ ਨੇ ਪਰ ਹੁੰਦਾ ਹੁੰਦਾ ਕੁਝ ਨਹੀਂ ਕਹਿਦਾ ਹੁੰਦਾ ਉਹ ਹੀ ਹੁੰਦਾ ਹੁੰਦਾ ਕੁਝ ਨਹੀਂ ਉਹਦੇ ਝੂਠਾ ਹੁੰਦਾ ਇਹ ਪ੍ਰਚਾਰ ਹੈ ਸੰਸਾਰ ਦਾ ਜਿਨ੍ਹਾਂ ਦਾ ਇਹ ਪ੍ਰਚਾਰ ਹੈ ਉਹ ਸਰੀਰ ਨਾਲ ਸੰਬੰਧਤ ਨੇ ਮਾਇਆ ਨਾਲ ਸੰਬੰਧਤ ਨੇ ਮਾਇਆ ਦੇ ਸਰੀਰ ਨੂੰ ਵੱਖਰਾ ਹੋਣ ਨੂੰ ਉਹ ਮਰਨਾ ਮਰਦਾ ਪਰ ਗੁਰਬਾਣੀ ਨਹੀਂ ਬੰਦੀ ਵਰਤਾ ਵਰਤਾ ਜਗੂਗਾ ਜਗ ਤੇ ਸਾਰੀਆਂ ਹੀ ਬੱਤਾਂ ਲੱਗੀਆਂ ਜਗ ਕਹਿ ਕੇ ਦੁਨੀਆ ਦੀਆਂ ਬੱਤਾਂ ਇੱਕ ਪਾਸੇ ਕਰਤੀਆਂ ਗੁਰਮਤਿ ਇੱਕ ਪਾਸੇ ਕਰਤੀ ਮਰ ਵੀ ਨਾ ਜਾਣਿਆ ਕੋਈ ਕੋਈ ਬਹੁਤ ਹੈ ਜੋ ਕਿਸੇ ਮਤ ਨੇ ਦੁਨੀਆ ਦੀ ਨੇ ਇਹ ਨਹੀਂ ਜਾਣਿਆ ਕਿ ਅਸਲ ਮਰਨਾ ਹੁੰਦਾ ਕੀ ਆਤਮ ਆਤਮਾ ਜਿਹੜੀ ਹੈਗੀ ਹੈ ਮਨ ਜਿਹੜਾ ਹੈਗਾ ਕਿਵੇਂ ਮਰਦਾ ਬੰਦਾ ਮਰਨਾ ਹੈ ਕੀ ਮਨ ਪੈਦਾ ਕਿਉਂ ਹੋਇਆ ਵਿਛੜਿਆ ਕਿਉਂ ਅਸਲ 'ਚ ਵਿਛੜਿਆ ਦਾ ਨੋ ਜਨੂ ਲੈਣ ਆ ਜਿਹੜੀ ਮਾਇਆ ਸਾਡੀ ਮਿੱਟੀ ਹੈ ਇਹ ਮਿੱਟੀ ਹੈ ਨਾ ਮਿੱਟੀ ਅਸਲ ਮਿੱਟੀ ਨਾਲ ਵਿਛੜੀ ਹੋਈ ਹੈ ਜਿਹੜਾ ਸਰੀਰ ਚ ਪਾਣੀ ਆ ਪਾਣੀ ਨੂੰ ਵਿਛੜਿਆ ਹੈ ਨਾ ਵਿਛੜਿਆ ਉਹ ਸਰੀਰ ਦੇ ਜਿਹੜੇ ਤੱਤ ਨੇ ਅਸਲੀ ਤੱਤਾਂ ਨੂੰ ਵਿਛੜੇ ਹੋਏ ਨੇ ਵਿਛੋੜੇ ਦਾ ਨੋ ਆਪਣੇ ਮੂਲ ਨੂੰ ਵਿਛੜ ਜਾਣਾ ਜਾਣੋ ਇਵੇਂ ਮਨ ਆਪਣੇ ਮੂਲ ਨੂੰ ਵਿਛੜਿਆ ਹੋਇਆ ਇਹਦਾ ਜਨਮ ਜਿਹੜਾ ਅਸੀਂ ਕਹਿੰਦੇ ਮਾਇਆ ਦੇ ਵਿੱਚ ਜਿਹੜਾ ਜਨਮ ਹੈ ਆਪਣੇ ਮੂਲ ਨੂੰ ਵਿਛੜ ਕੇ ਹੈ ਫੇਰ ਆਪਣੇ ਮੂਲ ਤੇ ਸਮਾ ਜਾਣ ਨੂੰ ਉਹਦੀ ਬਹੁਤ ਕਹਿੰਦੇ ਵਰਨਾ ਕਹਿੰਦੇ ਵਰਨਾ ਕਹ ਲੋ ਚਾਹੇ ਉਹਨੂੰ ਸਮਾ ਗਿਆ ਕਹ ਲੋ ਪਵਨਾ ਮੈਂ ਪਵਨ ਸਮਾਇਆ ਬਾਟੀ ਵਿੱਚ ਜੋਤੀ ਮੈਂ ਜੋਤ ਵਾਟੀ ਵਾਟੀ ਹੋਈ ਬਚਾਏ ਰਲ ਗਿਆ ਕਹ ਲੋ ਚਾਹੇ ਸਮਾ ਗਿਆ ਕਹ ਲੋ ਚਾਹੇ ਇੱਕ ਹੋ ਗਿਆ ਕਹ ਲੋ ਤਿੰਨੇ ਗੱਲ ਮੰਨ ਨਾਲ ਜੋਤੀ ਜੋਤ ਸਮਾ ਗਿਆ ਕਹਿੰਦੇ ਆਪਣੇ ਮੂੜ ਤੇ ਰਲ ਗਿਆ ਹੋਇਆ ਤਾਂ ਚੰਗਾ ਇੱਕ ਹੋ ਗਿਆ ਤਾਂ ਵੀ ਕੋਈ ਨਹੀਂ ਇਸੇ ਕਰਕੇ ਗੁਰੂ ਗੁਰਦਾਸ ਜੀ ਕਹਿੰਦੇ ਨੇ ਸੰਤ ਬਰੇ ਕਿਉਂ ਰੋਈ ਹੈ ਜੋ ਆਪਣੇ ਰਹਿ ਜਾਏ ਰੋਈਏ ਸਾਥ ਬਪੜੇ ਜੋ ਹਟੇ ਹਟ ਬਕਾਏ ਉਹ ਆਪਣੇ ਘਰ ਗਿਆ ਬਸਾਂ ਕਿਹੜਾ ਛੜਾ ਕੇ ਤੁਸੀਂ ਰੋਂਦੇ ਹੋ ਉਹ ਜੰਗ ਜਿੱਤ ਕੇ ਆਇਆ ਤੇ ਰੋਂਦੇ ਬਣੋ ਜਾਂਦੇ ਜਾਲ ਤੋੜ ਕੇ ਡੰਗਿਆ ਉਹ ਪਾਰ ਤੁਸੀਂ ਰੋਂਦੇ ਪੜ ਲਿਆ ਸੁਣ ਲਿਆ ਸਮਝਿਆ ਸਮਝਿਆ ਸਮਝਿਆ ਨਹੀਂ ਛੱਡਦਾ ਜਿਹੜੀ ਗੱਲ ਸਮਝ ਨਹੀਂ ਉਹ ਛੱਡਦਾ ਨਹੀਂ ਅਸੀਂ ਟੀਚਰ ਵੀ ਛੱਡ ਦਿੰਦੇ ਜਿਹੜੀ ਸਮਝ ਨਹੀਂ ਆਉਂਦੀ ਉਹਨਾਂ ਨੂੰ ਕਹਿੰਦੇ ਫੇਰ ਪੜਾਓ ਇਹਨੂੰ ਛੱਡੋ ਐ ਕੋਈ ਸਵਾਲ ਅੜ ਜੇ ਟੀਚਰ ਤੋਂ ਤੇ ਕੀ ਕਹੋ ਇਹਨੂੰ ਛੱਡ ਦੋ ਤੇ ਕੱਲ ਨੂੰ ਕਰਾਂਗੇ ਕੱਲ ਨੂੰ ਗੱਲ ਫਿਰ ਗੱਲ ਕਿਉਂਕਿ ਬਾਣੀ ਸਮਝ ਨਹੀਂ ਆਇਆ ਇਸ ਕਰਕੇ ਅਸੀਂ ਛੱਡਦੇ ਦੱਬੀ ਚਲੋ ਜਿਵੇਂ ਚੱਲਦੇ ਬਾਣੀ ਛੱਡ ਬਾਣੀ ਛੱਡਦੇ ਇਤਿਹਾਸ ਪੜ ਲਿਆ ਉਹ ਸਮਝ ਆਉਂਦਾ ਸਮਝ ਨਹੀਂ ਆਉਂਦੀ ਕਿ ਵੀਰਾ ਮਰਤਾ ਮਰਤਾ ਜਗ ਮੁਗਾ ਮਰ ਪੀਰਾ ਜਾਣੇ ਕੋਏ ਐਸੀ ਮਰਨੀ ਜੋ ਮਰੇ ਵਹਰ ਨਾ ਮਰਨਾ ਪਏ ਅਸਲ ਵਿੱਚ ਜਿਹੜੀ ਮਰਨੀ ਹੈ ਆਤਮਾ ਦੀ ਜਿਹੜੀ ਮਰਨੀ ਹੈ ਜੇ ਉਹ ਮੰਨ ਲਈਏ ਸਮਝ ਲਈਏ ਆਤਮਾ ਦਾ ਜਨਮ ਹੋਇਆ ਆਪਣੇ ਮੂਲ ਨੂੰ ਵਿਛੜ ਕੇ ਮਰਨਾ ਮਰਨਾ ਆਪਣੇ ਮੂਲ ਚ ਸਮਾ ਜਾਣ ਬੰਦਾ ਮਰਨਾ ਕੀ ਆਪਣੇ ਮੂਲ ਚ ਸਮਾ ਜਾਣ ਇੱਕ ਹੋ ਜਾਣ ਟੈਸਟੀਮੋਨੀ ਜੋਬਰ ਹੈ ਬਹੁਤ ਨਾ ਬਣਨਾ ਇਹ ਦੁਬਾਰਾ ਬਣਨਾ ਦੁਬਾਰਾ ਉਹ ਜਨ ਕਿਉਂ ਨਹੀਂ ਦੁਬਾਰਾ ਦੇ ਨਹੀਂ ਧਾਰਦਾ ਕਿਉਂ ਇੱਕ ਕਦੇ ਵੀ ਮਾਇਆ ਚ ਨਹੀਂ ਆਉਂਦਾ ਜਦ ਇੱਕ ਹੋ ਜਾਂਦਾ ਨਾ ਫਿਰ ਇਹਦਾ ਜਨਮ ਮਾਇਆ ਚ ਨਹੀਂ ਹੁੰਦਾ ਮਾਇਆ ਤੋਂ ਪਰੇ ਜਾਂਦਾ ਤਾਂ ਮੌੜ ਨਹੀਂ ਜਨਮ ਮੌੜ ਨਾ ਬਣਨਾ ਮਰੂ ਤਾਂ ਹੀ ਜੇ ਜਬੂ ਜੇ ਜਬੂ ਨਹੀਂ ਮਰੂ ਕਿਉਂ ਜਦ ਇੱਕ ਹੋ ਜਾਂਦਾ ਫਿਰ ਇੱਕ ਦੇ ਗੁਣ ਲਿਖੇ ਨੇ ਫਿਰ ਅਕਾਲ ਮੂਰਤ ਹੈ ਫਿਰ ਅਜੂਦੀ ਹੈ ਹੈ ਨਾ ਇਹੀ ਇੱਕ ਹੈ ਜੀਵ ਆਪ ਇਹ ਆਪੇ ਕਹਿ ਹੁਣ ਦੋ ਥਾਂ ਹੋਇਆ ਹੋਇਆ ਇਸੇ ਦੀ ਗੱਲ ਹੈ ਸਾਰੀ ਕਥਾ ਆ ਜਿੰਨੀ ਕਥਾ ਨਾ ਇਹ ਇਹ ਜੀਵ ਦੀ ਕਥਾ ਹੈ ਸੱਚਖੰਡ ਦੀ ਕੋਈ ਕਥਾ ਨਹੀਂ ਹੈ ਸੱਚਖੰਡ ਦੀ ਕਥਾ ਕੌਣ ਕਰੂਗਾ ਇੱਥੇ ਦੀ ਕਥਾ ਹੈ ਸੱਚਖੰਡ ਵਾਲਿਆਂ ਨੇ ਦੱਸੀ ਇੱਥੇ ਕਿਸੇ ਨੂੰ ਪਤਾ ਨਹੀਂ ਇੱਥੇ ਨਹੀਂ ਕਿਸੇ ਨੂੰ ਪਤਾ ਬੱਚੇ ਨੂੰ ਤਾਂ 2.5 ਸਾਲ ਹੋਈ ਰਿਆਸਤ ਹੁੰਦੇ ਆਪਣੇ ਜਨਮ ਤੋਂ ਪਹਿਲਾਂ ਉਹ ਤਾਂ ਉਹਨੂੰ ਦੱਸ ਦਿਆ ਜਾਂਦਾ ਤੂੰ ਛੋਟਾ ਜਾਂਦਾ ਸੀ ਐ ਕਰਦਾ ਸੀ ਜਨਮ ਪਤਾ ਹੁੰਦਾ ਆਪਣੇ ਜਨਮ ਦਾ ਹਾਲਾਂਕਿ ਬਹੁਤ ਕੁਝ ਪਤਾ ਹੁੰਦਾ ਉਦੋਂ ਆਪਣੇ ਮਾਪੇ ਨੂੰ ਪਛਾਣਦਾ ਹੈ ਹੋਰ ਪਛਾਣਦਾ ਹੈ ਖੇਲਦਾ ਪਰ ਫਿਰ ਵੀ 2.5 ਸਾਲ ਦਾ ਪਤਾ ਨਹੀਂ ਰਹਿੰਦਾ ਭੁੱਲ ਜਾਂਦਾ ਇਹਨੂੰ ਵੀ ਆਪਣਾ ਪਿਛਲਾ ਪਤਾ ਨਹੀਂ ਐ ਜਨਮ ਦਾ ਨਹੀਂ ਪਤਾ ਇਹਨੂੰ ਪਿਛਲੇ ਨੂੰ ਦਾ ਕੀ ਪਤਾ ਹੁਣ ਆ ਪ੍ਰੈਜ਼ੈਂਟ ਜਨਮ ਦਾ ਹੀ 2 2.5 ਸਾਲ ਦਾ ਨਹੀਂ ਪਤਾ ਫਿਰ ਪ੍ਰੈ ਬਾਦਾਂ ਦਾ ਕੀ ਪਤਾ ਆਪਣੇ ਅਸਲੀ ਸਰੂਪ ਦਾ ਹੀ ਨਹੀਂ ਪਤਾ ਇਹਨੂੰ ਮੈਂ ਕੀ ਹਾਂ ਮਹੱਲਾ ਤੀਜਾ ਕਿਆ ਜਾਣਾ ਕਿਵੇਂ ਮਰेंगे ਮਰ ਕੇ ਕਿਹਦਾ ਮਰਨਾ ਹੋਏ ਜੇਕਰ ਕਰ ਗੱਲ ਮਰੋ ਨਾ ਬਿਸਰੇ ਤਾਂ ਸਹਿਲਾ ਮਰਨਾ ਹੋਏ ਕਿਆ ਜਾਣਾ ਕਿ ਮਰੇਗੇ ਕਿਵੇਂ ਮਰੇ ਉਹ ਮਰਨਾ ਫਿਰ ਕਿਹਦਾ ਹੋਏਗਾ ਆ ਤਾਂ ਸਾਰੇ ਜਾਣਦੇ ਜੇ ਇਹ ਤੋਂ ਇਲਾਵਾ ਕੋਈ ਹੋਰ ਮਰਨਾ ਹੈ ਜਿਹਨੇ ਮਰੇ ਤੇ ਦੁਬਾਰਾ ਮਰਨਾ ਹੁੰਦਾ ਹੀ ਨਹੀਂ ਉਹ ਕਿਹਦਾ ਮਰਨਾ ਉਹ ਕਿਹਦਾ ਮਰਨਾ ਫਿਰ ਕਦ ਮਰਾਂਗੇ ਕਿਵੇਂ ਮਰਾਂਗੇ ਕਿਦੋਂ ਮਰਾਂਗੇ ਕਿਹਦਾ ਮਰਨਾ ਪਤਾ ਲੱਗੂ ਤਾਂ ਹੀ ਮਰਾਂਗੇ ਉਹ ਕਰਨ ਕੀ ਮਰਨਾ ਅਸਲ ਪਹਿਲੀ ਗੱਲ ਹੈ ਉਸ ਮਰਨੇ ਦਾ ਹੀ ਸਮਝ ਆਉਣੀ ਪਤਾ ਲੱਗਣਾ ਉਹ ਮਰਨੀ ਕਿਵੇਂ ਮਰਿਆ ਜਾਊਗਾ ਦੂਜੀ ਗੱਲ ਉਹ ਮਰਨਾ ਕਿਹਦਾ ਹੁੰਦਾ ਇੱਕ ਗੱਲ ਉਹ ਮਰਨੀ ਕਿਵੇਂ ਮਰਿਆ ਜਾਊਗਾ ਦੂਜੀ ਗੱਲ ਕਿਹਦਾ ਮਰਨਾ ਹੋਏ ਕਿਆ ਜਾਣਾ ਕਿਵੇਂ ਮਰੇਗੇ ਕਿਹਦਾ ਮਰਨਾ ਐਸਾ ਵਰਡ ਉਹ ਐਸਾ ਵਰਡ ਹੈ ਫਿਰ ਕਦੋਂ ਬਣਾ ਗਏ ਹੋ ਹਾਂ ਹੁਣ ਜਵਾਬ ਹੈ ਜੇਕਰ ਸਾਹਿਬ ਮਨੋ ਨਾ ਬਿਸਰੇ ਜੇਕਰ ਸਾਹਿਬ ਮਨੋ ਨਾ ਬਿਸਰੇ ਤਾਂ ਸਹਿਲਾ ਮਰਨਾ ਸਵਾਲ ਹੈ ਜੇ ਮਰਨੇ ਦਾ ਤਾਂ ਪਤਾ ਲੱਗੂਗਾ ਮਰੇ ਤੋਂ ਹੀ ਪਰ ਸੌਖਾ ਹੀ ਮਰ ਜਾਈਦਾ ਜੇਕਰ ਸਾਹਿਬ ਮਨੋ ਨਾ ਬਿਸਰੇ ਜੇਕਰ ਜਿਹੜਾ ਹੁਕਮ ਹੈ ਨਾ ਪਾਣਾ ਮਨੋ ਨਾ ਬਿਸਰੇ ਸਭ ਕੁਝ ਭਾਣੇ ਨਾਲ ਹੁੰਦਾ ਪਾਣਾ ਭਾਣਾ ਹਮੇਸ਼ਾ ਮਿੱਠਾ ਲੱਗੇ ਤਾਂ ਸੌਖਾ ਹੀ ਮਰ ਜਾਈਦਾ ਸੌਖਾ ਹੀ ਮਰ ਜਾਈਦਾ ਕੀ ਮਤਲਬ ਆਪਣੀ ਮਰਜ਼ੀ ਸੌਖੀ ਹੋ ਛੁੱਟ ਜਾਂਦੀ ਆਪਣੀ ਮਰਜ਼ੀ ਸੌਖੀ ਹੋ ਛੁੱਟ ਜਾਂਦੀ ਹੈ ਉਹ ਨਹੀਂ ਛੁੱਟਦੀ ਜੇ ਕਹੇ ਮੈਂ ਛੱਡਣਾ ਨਾ ਮੈਂ ਛੱਡੀ ਹੈ ਮਰਜ਼ੀ ਫੇਰੀ ਨਹੀਂ ਛੁੱਟਦੀ ਝਾਕਰੀ ਤਕਰੀ ਛੱਡਦਾ ਤੇਰੀ ਜੁੜ ਜਿਵੇਂ ਜੇ ਕਹਿੰਦਾ ਮੈਨੂੰ ਨੀਂਦ ਆ ਮੈਂ ਆ ਮੈਂ ਕਦੇ ਨਹੀਂ ਹੁੰਦੀ ਤੁਸੀਂ ਨੀਂਦ ਡਿੱਕੀ ਜਾਓ ਕਦੇ ਨਹੀਂ ਹੁੰਦੀ ਬਸ ਉਹ ਨੀਂਦ ਵਾਲੀ ਉਹ ਧਿਆਨ ਹਟਾਏ ਤੇ ਨੀਂਦ ਹੁੰਦੀ ਐਵੇਂ ਤੁਸੀਂ ਮਰਜ਼ੀ ਤੋਂ ਧਿਆਨ ਹਟਾ ਦੋ ਮਰਜ਼ੀ ਹੁੰਦੀ ਕੀ ਹੈ ਕੋਈ ਛੱਡਣੀ ਮਰਜ਼ੀ ਮੈਂ ਛੱਡੀਏ ਤਾਂ ਧਿਆਨ ਹਟਾਏ ਤੇ ਮਰਜ਼ੀ ਛੁੱਟ ਜੂਗੀ ਧਿਆਨ ਕਿੱਧਰ ਕਰ ਦੋ ਧਿਆਨ ਕਰ ਦੋ ਵੀ ਆਹ ਗੱਲ ਮੈਨੂੰ ਮਿੱਠੀ ਕਿਉਂ ਨਹੀਂ ਲੱਗੀ ਮੈਨੂੰ ਕਿਉਂ ਲੱਗਿਆ ਲੱਗਦਾ ਹੈ ਘਟਣਾ ਇਹ ਬੜੀ ਗਲਤ ਹੈ ਇਹ ਵੀ ਚੰਗੀ ਹੋਰ ਇਦਾਂ ਨਹੀਂ ਲੱਗਣਾ ਚਾਹੀਦਾ ਧਿਆਨ ਇੱਥੇ ਹੀ ਰਹੇ ਪਤਾ ਨਹੀਂ ਲੱਗਣਾ ਕਦ ਮਰਜੀ ਛੁੱਟ ਜਾਣੀ ਪਤਾ ਹੀ ਲੱਗਣਾ ਮਰਜੀ ਆਪੇ ਛੁੱਟ ਜਾਣੀ ਅਸਲ ਦੇ ਵਿੱਚ ਜਦੋਂ ਘਟਨਾ ਚੰਗੀ ਨਹੀਂ ਲੱਗਦੀ ਮਰਜੀ ਉਹ ਖੜੀ ਵੀ ਹੈ ਸਾਡੀ ਉੱਥੇ ਉਹ ਉੱਥੇ ਹੀ ਦਵਾ ਦੋ ਉਗਦੀ ਰਹੂ ਦਵਾਉਂਦੇ ਰਹੋ ਉਗਦੀ ਰਹੂ ਦਵਾਉਂਦੇ ਰਹੋ ਆਪੇ ਉਗੜਦੇ ਆਣ ਜੀ ਆਪੇ ਉਗੜਦੇ ਆਣ ਜੀ ਪਰ ਜਿਉ ਖੜੀ ਹੋ ਰਹੀ ਆਪਣੀ ਉੱਥੇ ਜਿਹੜਾ ਚੰਗਾ ਨਹੀਂ ਲੱਗਦਾ ਪਰ ਉੱਥੇ ਦਵਾ ਦੋ ਇਹ ਕਿਉਂ ਬੁਰਾਈ ਨੂੰ ਸ਼ੁਰੂ ਜੇ ਰੋਕ ਦੋ ਉਹ ਸੌਖੀ ਛੁੱਟੀ ਜੇ ਦਰਖਤ ਬੜਾ ਸਾਰਾ ਹੋ ਜਾਵੇ ਫਿਰ ਸੌਗਾ ਨਹੀਂ ਜੜਦਾ ਉਹਦੇ ਤੇ ਸੌਗਾ ਜਦੋਂ ਜਾਏ ਛੋਟਾ ਜਾਂਦਾ ਉਹ ਲਈ ਵੱਡਾ ਦਰਖਤ ਫਿਰ ਸੌਗਾ ਜੜਦਾ ਬਸ ਇਹ ਫੇਰ ਬੰਦੀ ਔਖੀ ਹੋ ਜਾਂਦੀ ਜੇ ਪੇੜ ਬਣ ਜਾਂਦੀ ਰੁੱਖ ਵੜ ਜਾਂਦੀ ਰੋਤੇ ਦੀ ਲੰਘ ਵੀ ਜਾਵੇ ਜੇ ਉਹ ਵੀ ਵਿਗੜਦਾ ਵੀ ਉਹ ਕੁਝ ਨਹੀਂ ਸਵੇਰੇ ਮਰਨੇ ਤੇ ਜਗਤ ਡਰੇ ਜੀਵਿਆਂ ਲੋੜੇ ਸਭ ਕੋਏ ਮਰਨੇ ਤੇ ਜਗਤ ਡਰੇ ਸਾਰਾ ਜਗਤ ਮਰਨ ਤੇ ਹੀ ਡਰਦਾ ਜੀਵਿਆਂ ਲੋੜੇ ਸਭ ਕੋਏ ਗੁਰ ਪ੍ਰਸਾਦੀ ਜੀਵਤ ਮਰੇ ਹੁਕਮੇ ਬੂਚੇ ਸੋਏ ਜੇ ਗਿਆਨ ਹੋ ਜੇ ਨੂੰ ਗਿਆਨ ਦੀ ਸੋਝੀ ਆ ਜਵੇ ਗਿਆਨ ਦੀ ਕਿਰਪਾ ਨਾਲ ਗੁਰ ਪ੍ਰਸਾਦੀ ਦੇ ਉਹ ਗਿਆਨ ਦੀ ਜੀਵਤ ਮਰੇ ਉਹ ਸਮਝਦੀ ਕਿਰਪਾ ਦੇ ਨਾਲ ਜਿਉਂਦਾ ਆਪਣੀ ਮਰਜ਼ੀ ਛੱਡ ਦੇਵੇ ਇਹ ਮਰਨੇ ਤੋਂ ਜਗਤ ਟੰਦਾ ਜੀ ਹੈ ਜਿਹੜਾ ਗੁਰਬਾਣੀ ਦਾ ਅਸਲੀ ਹੈ ਹਾਂਜੀ ਇਸ ਮਰਨੇ ਤੇ ਜਗਤ ਡਰੇ ਨਹੀਂ ਮਰਨੇ ਤੇ ਸਭ ਜਗਤ ਡਰੇ ਮਰਨੇ ਤੇ ਜਗਤ ਡਰੇ ਮਰਨੇ ਤੇ ਜਗਤ ਮਰਨਾ ਜਾਵੇ ਜੀਵਿਆਂ ਨੂੰ ਨੇ ਸਭ ਕੁਝ ਸਾਰੇ ਜਿਉਣਾ ਹੀ ਚਾਹੁੰਦੇ ਨੇ ਨਹੀਂ ਜਿੰਦਾ ਜੀ ਮਰ ਜਾਣਾ ਉਹੀ ਆ ਰਿਹਾ ਨਾ ਗੁਰਬਾਣੀ ਦੀ ਜਗਤ ਨੂੰ ਬਣਾਈ ਨਹੀਂ ਬਣਦਾ ਹੈ ਆਪਣੀ ਮਰਜ਼ੀ ਛੱਡਣ ਤੇ ਵੀ ਸਾਰੇ ਡਰਦੇ ਹੀ ਕੌੜੀ ਦਾ ਛੱਡਦੇ ਕਿਉਂ ਨਹੀਂ ਸਾਰਾ ਕੰਮ ਦਾ ਹੀ ਹੈ ਚਲੋ ਇਹ ਵੀ ਜੇ ਉਹ ਵੀ ਆ ਉਹ ਤੇ ਕਦੇ ਡਰਦੇ ਹੋ ਜੇ ਸੌਖਾ ਕਰੋ ਜੇਤੀ ਉਹ ਮਰਜ਼ੀ ਛੱਡ ਕੇ ਦੇਖ ਲਓ ਸਾਰਾ ਇਹ ਉਹ ਸੌਖੀ ਉਹ ਕਰ ਲੋ ਮੈਂ ਤੇ ਮਰਨੇ ਦੇ ਜਗਤ ਤੋਂ ਜੀਵਿਆਂ ਲੋੜੇ ਸਭ ਕੋਈ ਕਿਉਂ ਡਰੇ ਵੀ ਜੇ ਮੈਂ ਆਪਣਾ ਸੋਚਣਾ ਹੈ ਛੜਤਾ ਕਦੇ ਆ ਨਾ ਹੋ ਜਾ ਉਹ ਹੋ ਜਾ ਆ ਮਨ ਕੋ ਡਰਦਾ ਹਾਂ ਇਹ ਤੇ ਡਰਦਾ ਤੂੰ ਜੇ ਮੈਂ ਸੋਚਣਾ ਛੱਡਤਾ ਕਦੇ ਆ ਨਾ ਹੋ ਜਾ ਉਹ ਨਾ ਹੋ ਜਾ ਉਹ ਨਾ ਹੋ ਜਾ ਕਿਤੇ ਐ ਨਾ ਹੋਵੇ ਰੋਟੀ ਮਿਲੇ ਹੀ ਨਾ ਡਰਦਾ ਹੀ ਨਹੀਂ ਛੜਦਾ ਨਾ ਦੇਖ ਰੋਜ਼ ਮਾਰ ਕੇ ਜੇ ਸੌਖਾ ਕਰ ਲੋ ਫਿਰ ਇਹਦੇ ਵੀ ਡਰਦਾ ਹੈ ਉਹ ਤਾਂ ਡਰਦਾ ਹੀ ਡਰਦਾ ਹੈ ਇਹ ਤੇ ਵੀ ਡਰਦਾ ਹੈ ਇਹ ਉਹਦੇ ਰੋਕ ਔਖੀ ਹੈ ਇਹ ਮਰਨਾ ਤਾਂ ਬਹੁਤ ਔਖਾ ਹੈ ਆਓ ਸੌਖਾ ਜੋ ਉਹ ਤਾਂ ਮਰੇ ਜਾਂਦਾ ਉਹ ਤਾਂ ਮਰਦੇ ਪਹਿਲੇ ਬੇਹੋ ਹੋ ਜਾਂਦਾ ਉਹ ਕਰਨ ਦੀ ਲੋੜ ਹੈ ਇਹਦਾ ਕਈ ਵਾਰ ਕਈ ਵਾਰ ਆਪ ਜਾਣ ਕੇ ਵਰਦੇ ਨੇ ਤਾਂ ਫਾ ਲੈ ਕੇ ਇਹਦਾ ਗੁੱਸੇ ਜਾਇਆ ਆਤਮਹੱਤਿਆ ਕਰ ਲੈਂਦਾ ਉਹ ਮਰਨਾ ਸਖਾਲਾ ਹੈ ਜੋ ਇਹ ਜੀ ਮਰਨਾ ਔਖਾ ਜਿੰਦਗੀ ਇਹ ਤਾਂ ਸਾਫ ਪਤਾ ਲੱਗ ਰਿਹਾ ਜੀ ਆਪਾਂ ਹੁਕਮ ਦੇ ਵਿਰੋਧ ਚ ਗਣੇ ਆ ਇੱਕ ਸਾਈਡ ਅੱਛਾ ਪਹਿਲਾਂ ਤਾਂ ਹੀ ਆਪਣੀ ਮਰਜ਼ੀ ਕਰਦੇ ਆ ਹੋਰ ਕੀ ਕਰਦੇ ਆ ਇਹ ਮਰਨਾ ਨਹੀਂ ਜਾਂਦੇ ਇਸ ਗੱਲ ਦਾ ਵਿਆਖਿਆ ਹੋਈ ਹੋਈ ਨਹੀਂ ਹੋਈ ਗਹਿਰਾਈ ਤੇ ਨਹੀਂ ਗਏ ਗੱਲਾਂ ਕਹਿ ਕੇ ਨਿਕਲ ਗਏ ਗੱਲਾਂ ਕਰਕੇ ਨਿਕਲ ਗਏ ਜੀਵਿਆ ਲੋੜੇ ਸੇ ਜੀਵਿਆ ਲੋੜੇ ਸਭ ਕੋਏ ਉਹ ਜੀਵਿਆ ਲੋੜੇ ਆ ਗੁਰੂ ਮਾਰਦਾ ਨਹੀਂ ਮਾਰ ਕੇ ਜਦੇ ਜਿਉਂਦਾ ਵੀ ਕਰ ਦਿੰਦਾ ਫਿਰ ਮਰਦਾ ਹੀ ਨਹੀਂ ਇਹ ਗੱਲ ਸਮਝ ਨਹੀਂ ਆ ਰਹੀ ਕਿਸੇ ਨੂੰ ਇਹ ਗੱਲ ਤੇ ਭਰੋਸਾ ਨਹੀਂ ਹੋ ਰਿਹਾ ਪਹਿਲੇ ਮਰਨ ਕਬੂਲ ਹੈ ਤੇ ਹੁਣ ਕੀ ਕਰਦਾ ਪਹਿਲਾਂ ਹੀ ਦੱਸਦਾ ਅਸਲ ਦੇ ਵਿੱਚ ਕੀ ਹੈ ਇਸ ਗੱਲ ਤੇ ਕੋਈ ਯਕੀਨ ਕਰਨ ਨੂੰ ਤਿਆਰ ਨਹੀਂ ਕਿ ਇਦਾਂ ਹੋ ਜਾਂਦਾ ਹੈ ਜਿਹੜੀ ਗੱਲ ਤੇ ਸਾਨੂੰ ਯਕੀਨ ਹੀ ਨਹੀਂ ਹੁੰਦਾ ਤੇ ਅਸੀਂ ਰਿਸਕ ਨਹੀਂ ਲੈਂਦੇ ਰਿਸਕ ਕਰ ਲੈਂਦਾ ਜਾਂ ਯਕੀਨ ਹੋ ਜਾਂਦਾ ਯਕੀਨ ਹੋਵੇ ਵੀ ਆ ਲਾਟਰੀ ਆ ਜਾਣੀ ਹੈ ਜਦੇ ਲਾ ਦਿੰਦਾ ਸਾਰਾ ਕੁਝ ਲਾ ਨਾ ਨਹੀਂ ਤਾਂ ਫਿਰ ਦੁੱਧ ਜਾ ਵੀ ਸਕਦੀ ਆ ਵੀ ਸਕਦੀ ਹੈ ਇਹ ਤਾਂ ਦੁਬਦਾ ਵੀ ਨਹੀਂ ਹੈ ਬਾਣੀ ਤਾਂ ਬਾਣੀ ਤਾਂ ਭਰੋਸਾ ਹੀ ਹੈ ਜੀ ਦੁਬਦਾ ਜੀ ਵੀ 50 50 ਹੁੰਦਾ ਆਦਮੀ 50 50 ਵਾਲੀ ਵੀ ਗੱਲ ਨਹੀਂ ਜਿਹੜਾ ਗੁਰਬਾਣੀ ਮੰਨਦਾ ਹੈ ਪਹਿਲਾਂ ਪਹਿਲੀ ਸਟੇਜ ਉਹਦਾ 50 50 ਹੁੰਦਾ ਜਾਂ 50 50 ਹੋ ਗਿਆ ਨਾ ਇਹ ਅੱਧਾ ਭਰੋਸਾ ਅੱਧਾ ਨਾ ਫਿਰ ਤਾਂ ਚੱਲ ਪੈਂਦਾ ਬਾਣੀ ਵੱਲ ਨੂੰ ਇਹ ਤਾਂ 1% ਵੀ ਨਹੀਂ ਵਾਲੀ ਇਹ ਗੱਲ ਨੂੰ ਬੰਦਾ ਇੱਥੇ ਆ ਕੇ ਤਾਂ 1% ਵੀ ਨਹੀਂ ਬੰਦਾ ਹਾਂ ਉਹ ਬੜੀ ਛੇਤੀ ਬਣ ਲੂ ਜੇ ਕਹ ਗੁਰਦੁਆਰੇ ਤੇ ਰਾਣੀ ਚੀਜ਼ ਬਣ ਗਈ ਉਹ ਠੱਕ ਠੱਕ ਬਣ ਲੂ ਚਾਹੇ ਨਾ ਮਿਲੀ ਹੋ ਜਿਹੜੀ ਕਹਿੰਦੇ ਆ ਬਈ ਹੁੰਦੀ ਹੁੰਦੀ ਕੋ ਇਹਦਾ ਪ੍ਰਚਾਰ ਆ ਉਹ ਲੋਕਾਂ ਨੂੰ ਕੀਤਾ ਹੋਵੇ ਉਹ ਮੁੜ ਗਿਆ ਉਹ ਮੁੜ ਲੋਭੀ ਆ ਹਾਂ ਸੁਭਾਅ ਕਰਕੇ ਲੋਭੀ ਇਹਨੂੰ ਆਪੋ ਚੀਜ਼ ਚਾਹੀਦੀ ਇਹਦੇ ਆਪਣੇ ਸੁਭਾਅ ਮੁਤਾਬਕ ਜੇ ਵੀ ਚੀਜ਼ ਕਰੀ ਜਾਵੇ ਫਟ ਮੰਨ ਲੈਂਦਾ ਆਉਣ ਲੋਭ ਛਡਾਉਂਦੀ ਹੈ ਕਿੰਨਾ ਫਰਕ ਹੈ ਦੋਏ ਆਪ ਗੱਲਾਂ 'ਚ ਬਿਠਾ ਚੰਗਾ ਲੱਗਦਾ ਬੱਚੇ ਨੂੰ ਸਾਰੇ ਨੂੰ ਉਹ ਚਾਹੇ ਉਹ ਕਹੀ ਜਾਓ ਵੀ ਭਾਈ ਇਹ ਦੰਦਾਂ ਨੂੰ ਨੁਕਸਾਨ ਕਰੂਗਾ ਉਹ ਕਰੂਗਾ ਉਹ ਕਰੂ ਫੇਵਰੀ ਨਹੀਂ ਨਾ ਹੀ ਲਈਏ ਤਾਂ ਗੱਲ ਅਲੱਗ ਹੈ ਉੱਥੇ ਮਰਜ਼ੀ ਪੂਰੀ ਹੋ ਰਹੀ ਹੈ ਉਹਦੀ ਉੱਥੇ ਉਹਨੂੰ ਚੰਗਾ ਲੱਗਦਾ ਜੇ ਉਹਨੂੰ ਕਹਿ ਦਈਏ ਵੀ ਆ ਤੇਰੇ ਕੋਲ ਆ ਖਾ ਜਾਂ ਨਾ ਖਾ ਪਰ ਇਹ ਦੰਦ ਖਰਾਬ ਹੋ ਜਾਣਗੇ ਉਹ ਕਹਿੰਦਾ ਕੋਈ ਨਹੀਂ ਤੂੰ ਚੱਲ ਪਰੇ ਜਦ ਮੁੱਕ ਗਿਆ ਹੋਰ ਲੈ ਲਈ ਰੋਟੀ ਦਾ ਕੀ ਗਾੜੀ ਟੋਪੀਆਂ ਨਾਲ ਸਾਲ ਲੂਗਾ ਉਹ ਜੱਗਾ ਲੱਗਦਾ ਨਾ ਨਾ ਫੇਰ ਨੁਕਸਾਨ ਦਾ ਬੱਚੇ ਨੂੰ ਭਰੋਸਾ ਨਹੀਂ ਉਸ ਗੱਲ ਤੇ ਜਿਹੜੀਆਂ ਗੱਲਾਂ ਤੇ ਸਾਨੂੰ ਭਰੋਸਾ ਨਹੀਂ ਨਾ ਹੁੰਦਾ ਸਿਆਣੇ ਉਹ ਕਹਿੰਦੇ ਨੇ ਵੀ ਲਾਪਰਵਾਹੀ ਕੀਤੀ ਕਹਿੰਦੇ ਤਾਂ ਸਿਆਣੇ ਸੀ ਵੀ ਆ ਇਹ ਨਾ ਕਰੋ ਇਹ ਨਾ ਕਰੋ ਪਰ ਅਸੀਂ ਉਦੋਂ ਬੁੱਧੀ ਨਹੀਂ ਹਾਂ ਹੁਣ ਪਤਾ ਲੱਗ ਰਿਹਾ ਹੁਣ ਪਤਾ ਲੱਗ ਰਿਹਾ ਤਾਂ ਗੱਲ ਪਈ ਹੈ ਤੌਰ ਤੇ ਕਹਿੰਦੇ ਨੇ ਆਪਾਂ ਬਹੁਤ ਗੱਲਾਂ ਨੇ ਦੇਗਾ ਤੋਂ ਕਹਿੰਦੇ ਨੇ ਹਾਂ ਟੈਲੀਵਿਜ਼ਨ ਦੇਗਾ ਖਰਾਬ ਹੋ ਗਈ ਟੈਲੀਵਿਜ਼ਨ ਤੇ ਕੋਲ ਬੈਠੇ ਰਹਿੰਦੇ ਸੀ ਕਿ ਤੂੰ ਐ ਨਾ ਕਰ ਉਹ ਨਾ ਕਰ ਲਾਪਰਵਾਹੀ ਕੀਤੀ ਨਿਗਾਹ ਖਰਾਬ ਕਰ ਲਈ ਕੋਈ ਨਾ ਖਾਦੀ ਬਿਮਾਰੀ ਜ਼ਿਆਦਾ ਵੱਧ ਗਈ ਲਾਪਰਵਾਹੀ ਕਰਦਾ ਆਦਮੀ ਧਰਮ ਵਿੱਚ ਲਾਪਰਵਾਹੀ ਬੜੀ ਖਤਰਨਾਕ ਖਤਰਨਾਕ ਤਾਂ ਹਰ ਜਗ੍ਹਾ ਹੀ ਹੈ ਪਰ ਸਾਰਾ ਹੀ ਦੌਰ ਤੇ ਲੱਗ ਗਿਆ ਪਰ ਉਹ ਸੈਕਟਰ ਤੋਂ ਤਾਂ ਅਸੀਂ ਜਨਮ ਨੂੰ ਸਮਝਿਆ ਹੀ ਨਹੀਂ ਹੋਇਆ ਜਨਮ ਕਾਲੇ ਵਾਸਤੇ ਹੋਇਆ ਹੈ ਦੁਨੀਆ ਨੇ ਥੋੜੀ ਸਮਝਿਆ ਹੈ ਬਾਬਾ ਆਪਣੇ ਹੋਰ ਤਰ੍ਹਾਂ ਦਾ ਸਮਝਿਆ ਹੋਇਆ ਜਨਮ ਉਹ ਚਲੋ ਬਈ ਸਾਡਾ ਪਿੱਛੇ ਸਾਂਭ ਲੂ ਅਸੀਂ ਸਾਡੇ ਪਿੱਛੇ ਬੁਢਾਪੇ ਜਾ ਕੇ ਸਾਨੂੰ ਦੇਖਭਾਲ ਕਰੂ ਆ ਗੱਲ ਸਮਝੀ ਹੋਈ ਆ ਜਿਹਨਾਂ ਦੇ ਔਲਾਦ ਨਹੀਂ ਉਹ ਕਹਿੰਦਾ ਵੀ ਮੇਰਾ ਤਾਂ ਵੀ ਐਵੇਂ ਗਿਆ ਘਰ-ਬਾਰ ਉਹ ਕਮਾਈ ਕੱਲ ਤਾਂ ਇੱਥੇ ਹੀ ਖੜੀ ਹੈ ਸਾਰੀ ਉਹਦਾ ਗੱਲ ਹੈ ਸੀਸ ਕੀ ਦਿੱਤੀ ਹੈ ਸਾਡੀਆਂ ਬਾਤਾਂ ਬਾਬਾ ਅਸੀਸ ਪੁੱਤਾ ਮਾਤਾ ਦੀ ਅਸੀਂ ਕਿਉਂ ਲਿਖੀ ਹੋਈ ਆ ਸਾਰੀ ਗੱਲ ਪੰਜਾਬੀ ਤੋਂ ਅਸਲ ਮਾਂ ਕਹੇ ਜੀ ਚਾਹੀਦੀ ਅਸੀਂ ਕੀ ਦੇਣੀ ਚਾਹੀਦੀ ਉਤਾ ਮਾਤਾ ਨਿਮਕ ਨਾ ਬਿਸਰੋ ਤੁਮ ਕੋ ਆਣਾ ਕੋਈ ਮਾਂ ਕਹਿੰਦੀ ਹੈ ਗੱਲ ਕੋਈ ਕਹਿੰਦੀ ਹੈ ਫਿਰ ਕਿਉਂ ਕਹੀ ਸੀ ਗੱਲ ਸਭ ਕੁਝ ਕਿਹਾ ਹੋਇਆ ਕੁਝ ਵੀ ਅਸੀਂ ਤੇ ਆ ਆ ਬੋਲ ਬੜੀ ਵੀ ਐ ਐ ਸੋਚੋ ਬੱਚੇ ਵਾਸਤੇ ਸੋਚਦੀ ਹੈ ਕੋਈ ਸਦਾ ਭਜੋ ਜਿੰਦੀ ਕਹਿੰਦੀ ਹੈ ਕੋਈ ਕਹਿੰਦੀ ਕਿਤਾਬਾਂ ਨਾਲ ਜੁੜਿਆ ਰਹਿ ਹੋਮਵਰਕ ਦੀ ਗੱਲ ਕਰਦੀ ਹੈ ਉਹਦੇ ਸਾਜੀ ਬੰਦਾ ਨੂੰ ਮਤਲਬ ਨਹੀਂ ਹੈ ਉਹਨੂੰ ਪਤਾ ਹੀ ਨਹੀਂ ਹੈ ਪਸ਼ੂ ਦਾ ਕਿਉਂਕਿ ਕਹਿੰਦੀ ਹਰ ਚੀਜ਼ ਕਹੀ ਹੋਈ ਹੈ ਬਾਣੀ ਦੇ ਵਿੱਚ ਮਾਂ ਕੀ ਸੋਚੇ ਕਿਸ ਦ੍ਰਿਸ਼ਟੀਕੋਣ ਨਾਲ ਦੇਖੇ ਪਿਤਾ ਕਿਸ ਦ੍ਰਿਸ਼ਟੀ ਬਾਲਕ ਆਪਣੇ ਮਾਪੇ ਨੂੰ ਕਿਵੇਂ ਦੇਖੇ ਸਾਰੇ ਸਬੰਧ ਦੱਸੇ ਨੇ ਅਸੀਂ ਤਾਂ ਗੀਤ ਸਮਝਦੇ ਆ ਲੋਕ ਕਹੇ ਗੀਤ ਹੈ ਕੀ ਕਹਿੰਦੇ ਗੀਤੇ ਆ ਨਾ ਫਿਰ ਗੀਤ ਆ ਸ਼ਬਦ ਬੜਾ ਸੋਹਣਾ ਗਾਇਆ ਫਲਾਣੇ ਨੇ ਉਹ ਇੱਕ ਰੀਤ ਜੀ ਬਣ ਗਈ ਵੀ ਸ਼ਬਦ ਦਾ ਜਨਮ ਦਿਨ ਤੇ ਪੜਨਾ ਹੀ ਪੜਨਾ ਵਾ ਪਰ ਅਸਲੀ ਅਸੀਂ ਇਸ ਤੋਂ ਭੁੱਲ ਗਏ ਸੀ ਅਸਲੀ ਅਸੀਂ ਭੁੱਲ ਗਏ ਵੀ ਕੀ ਦੇਣੀ ਸੀ ਉਹ ਕਿਹਾ ਕੀ ਹੈ ਸਿੱਖਿਆ ਕੀ ਦਿੱਤੀ ਹੈ ਮਾਤਾ ਨੂੰ ਮਾਤਾ ਨੂੰ ਸਿੱਖਿਆ ਉਹ ਜਨਮ ਦਿੱਤੇ ਮਾਤਾ ਨੂੰ ਸਿੱਖਿਆ ਬੱਚੇ ਨੂੰ ਸਿੱਖਿਆ ਨਹੀਂ ਹੈ ਮਾਂ ਆਪਣੇ ਤੇ ਆਵੇ ਤੂੰ ਇਹ ਅਸੀਸ ਦਿੱਤੀ ਹੈ ਤੂੰ ਤਾਂ ਫਿਰ ਇਹਨੂੰ ਜਾਉਂਦੇ ਜਾਲ ਚ ਫਸਾਉਣੀ ਹੈ ਬਹੁਤ ਦੇ ਬੂਝ ਦੇ ਰਹੀ ਹੈ ਜੇ ਅਸੀਂ ਇਸ ਨਹੀਂ ਦਿੰਦੀ ਆਪਣੇ ਹੱਥੀ ਬਹੁਤ ਦੇ ਬੂਝ ਤੱਕ ਰਹੀ ਹੈ ਜੰਮਣ ਮਰਨ ਦੇ ਵਿੱਚ ਬਾਰ-ਬਾਰ ਮਰੇ ਇਹ ਕਰ ਰਹੀ ਹੈ ਫਿਰ ਸਾਰਾ ਕੁਝ ਉਲਟਾ ਕਰ ਰਿਹਾ ਸਾਰਾ ਕੁਝ ਉਲਟਾ ਹੈ ਲੱਗਦਾ ਤੁਹਾਨੂੰ ਸਿੱਖੀ ਦਾ ਕੋਈ ਅਰਥ ਹੈ ਆਪਣੇ ਚ ਪਹਿਲਾਂ ਗੁੱਸਾ ਕਰਦਾ ਸੀ ਮੇਰੇ ਕਹੇ ਤੇ ਤੇ ਟਾਈਮ ਦਾ ਲੱਗਦਾ ਹੀ ਮਰਜ਼ੀ ਛੱਡਣੀ ਗੁੱਸਾ ਕਰ ਦਿੰਦੇ ਨਾ ਇੱਥੋਂ ਪਤਾ ਲੱਗੂ ਨਾ ਆ ਉੱਥੇ ਪਤਾ ਲੱਗਣਾ ਕਿ ਕਿੱਥੇ ਖੜੇ ਆ ਕਿੱਥੇ ਖੜੇ ਆ ਇਹ ਤਾਂ ਇੱਕ ਬਾਣੀ ਤੋਂ ਪਤਾ ਲੱਗਣਾ ਕਿੱਥੇ ਖੜੇ ਆ ਗੁਰਬਾਣੀ ਕੀ ਕਹਦੀ ਆ ਅਸੀਂ ਕਿੱਥੇ ਖੜੇ ਇੱਥੋਂ ਪਤਾ ਲੱਗੂ ਸਭ ਇੱਕ ਸਟੈਪ ਵੀ ਨਹੀਂ ਚੱਲੇ ਹਲੇ ਤੱਕ ਸਟੈਪ ਅਸੀਂ ਬਰੋਚ ਖੜੇ ਆ ਭਾਈ ਹਾਂ ਬਰੋਚ ਚੱਲਣੇ ਉਲਟਾ ਬਰੋਚ ਖੜੇ ਉਹ ਜੇ ਅਸੀਂ ਉਹ ਬਰੋਜ ਖੜੇ ਆ ਦੂਜਿਆਂ ਨੂੰ ਤਾਂ ਮੌਜ ਹੈ ਕਹਿੰਦੇ ਦੂਜਿਆਂ ਨੂੰ ਕਹਿੰਦੇ ਦੂਜਿਆਂ ਨੂੰ ਬਰੋਜ ਅਸੀਂ ਖੁਦ ਖੜੇ ਗੁਰੂ ਨੂੰ ਕਹਿੰਦੇ ਵੀ ਗੁਰੂ ਬੜਾ ਆਨੰਦ ਹੈ ਸਾਡੇ ਤੇ ਇੰਨੇ ਜਲੋ ਉਧਰ ਸਾਡੀ ਬੰਦ ਨਹੀਂ ਕਰਦਾ ਥੋੜੀ ਕੀ ਬੰਦ ਲੋ ਕਰ ਤੂੰ ਤਕੜੇ ਹੋ ਕੇ ਗੁਰਬਤ ਦੇ ਖਿਲਾਫ ਹੋ ਜਾਓਗੇ ਹੋਰ ਤੁਹਾਨੂੰ ਮਜ਼ਬੂਤ ਕਰ ਦਵੇ ਆਪਣੇ ਖਿਲਾਫ ਖੜੇ ਹੋਣ ਇਹੀ ਹੋਣਾ ਇਹ ਕੁੱਟ ਪੈਣ ਦਾ ਕਾਰਨ ਸਾਰੇ ਨੇ ਅਸੀਂ ਗੁਰੂ ਤੋਂ ਗੁਰਮੁਖ ਚਾਹੁੰਦੇ ਆ ਸਾਡੀ ਮਦਦ ਕਰੇ ਕਿਉਂ ਕਰੇ ਵੀ ਮਦਦ ਤੁਹਾਡੀ ਜੇ ਸਾਡੀ ਫੌਜ ਬਾਗੀ ਹੋ ਜਾ ਘਰਦੀ ਉਹ ਜ਼ਿਆਦਾ ਨੁਕਸਾਨ ਕਰਦੀ ਹੈ ਦੁਸ਼ਮਣ ਦੀ ਫੌਜ ਦੀ ਬਾਗੀ ਨੁਕਸਾਨ ਕਰਦੀ ਬੰਗਲਾਦੇਸ਼ ਆਪਣੇ ਅਫਸਰ ਮਿਲਟਾਂ 'ਚ ਮਾਰਦੇ ਉਹਨਾਂ ਹਾਂਜੀ ਦੁਸ਼ਮਣ ਕਿਵੇਂ ਮਾਰ ਦਿੰਦਾ ਦੂਏ ਮੁਲਕ ਦਾ ਕੇ ਮਾਰ ਦਿੰਦਾ ਨਹੀਂ ਛੇਤੀ ਉਹਨੇ ਸਿਪਾਹੀਆਂ ਨੇ ਆਪਣੇ ਅਫਸਰ ਮਾਰਦੇ ਕੋਲੇ ਖੜੇ ਦੇ ਬੰਦੂਕਾਂ ਦੇ ਕੋਲ ਸੀ ਗਈ ਸਿੱਖੇ ਜਦ ਖਰਾਬ ਹੋਣ ਸਰ ਸਿੱਖੀ ਦੇ ਗੁਰਦੁਆਰੇ ਹੀ ਖਿਲਾਫ ਪ੍ਰਚਾਰ ਕਰਨ ਨੂੰ ਮੋਜਾ ਮੋਜਾ ਨੇ ਫਿਰ ਰੋਕੀਏ ਫਿਰ ਤਾਂ ਮੌਜਾਂ ਹੀ ਨੇ ਉਹਨਾਂ ਦਾ ਜਿਹੜੇ ਸਾਡੇ ਵਿਰੋਧੀ ਨੇ ਸਭ ਪਤਾ ਉਹਨਾਂ ਨੂੰ ਤਾਂ ਉਹ ਕਹਿੰਦੇ ਨੇ ਇਹ ਹਿੰਦੂ ਨੇ ਦੇਖੋ ਕਹਿੰਦੇ ਨੇ ਨਾ ਤੁਸੀਂ ਹੈ ਨਹੀਂ ਤੂੰ ਸਭ ਜਾਣਦੇ ਤੁਸੀਂ ਤੁਸੀਂ ਉਹਨਾਂ ਦੀ ਗੱਲ ਸੁਣ ਕੇ ਆਪਣੇ ਅੰਦਰ ਝਾਕਣਾ ਸੀ ਵੀ ਅਸੀਂ ਕਿਉਂ ਸਾਨੂੰ ਹਿੰਦੂ ਕਹਿੰਦੇ ਨੇ ਉਹਨਾਂ ਦੇ ਅੰਦਰ ਝਾਕਣ ਦੀ ਵਜ੍ਹਾ ਉਹਨਾਂ ਨੂੰ ਗਲਾ ਕੱਢਣ ਲੱਗ ਉਹਨਾਂ ਦੇ ਗਲ ਪੈਣ ਨੂੰ ਜਾਂਦੇ ਓਏ ਉਹ ਤਾਂ ਤੁਹਾਡਾ ਭਲਾ ਕਰਦੇ ਨੇ ਤੁਹਾਨੂੰ ਹਿੰਦੂ ਕਹਿ ਕੇ ਤੁਹਾਨੂੰ ਜਗਾਉਂਦੇ ਨੇ ਵੀ ਸਿੱਖ ਬਣ ਜਾਓ ਇਹ ਨਹੀਂ ਸੋਚਿਆ ਹਿੰਦੂ ਕਹਿ ਕੇ ਸਾਨੂੰ ਸਿੱਖ ਬਣਨ ਹੋਣ ਵਾਸਤੇ ਕਹਿੰਦੇ ਨੇ ਜੇ ਤੁਸੀਂ ਵਾਕਈ ਨਫ਼ਰਤ ਕਰਦੇ ਹੋ ਹਿੰਦੂਆਂ ਤੇ ਆਪਣੇ ਆਪ ਤੇ ਕਰੋ ਨਫ਼ਰਤ ਇਹ ਵਾਕਈ ਹਿੰਦੂ ਮਤੋਂ ਨਫ਼ਰਤ ਕਰਦੇ ਹੋ ਹਿੰਦੂਆਂ ਤੋਂ ਤਾਂ ਅਸੀਂ ਨਫ਼ਰਤ ਕਿਉਂ ਕਰਦੇ ਹਿੰਦੂ ਮਤ ਤੋਂ ਕਰਦੇ ਬੁਰਾਈ ਤੋਂ ਨਫ਼ਰਤ ਕਰਨੀ ਹੈ ਬੁਰੇ ਤੋਂ ਨਹੀਂ ਕਰਨੀ ਕਿ ਬੁਰੇ ਨੂੰ ਤਾਂ ਅਸੀਂ ਭਲਾ ਬਣਾਉਣਾ ਹੈ ਬੁਰੇ ਦਾ ਭਲਾ ਦਾ ਕਰਨਾ ਹਿੰਦੂਆਂ ਦਾ ਕੋਈ ਨਫ਼ਰਤ ਨਹੀਂ ਕਰਦੀ ਲੋ ਹਿੰਦੂ ਬਾਤੋਂ ਕਰੋ ਕਿਉਂਕਿ ਅਸੀਂ ਉਹ ਗ੍ਰਹਿਣ ਨਹੀਂ ਕਰਦੇ ਉਹ ਬਾਤ ਅਸੀਂ ਨਹੀਂ ਗ੍ਰਹਿਣ ਕਰਦੀ ਜਿਹਨੇ ਗ੍ਰਹਿਣ ਕੀਤੀ ਉਹਨੂੰ ਦੱਸਦਾ ਵੀ ਭਾਈ ਇਹ ਹੈ ਤਾਂ ਠੀਕ ਨਹੀਂ ਹੈ ਤੇਰੇ ਨੁਕਸਾਨ ਚ ਸਾਡਾ ਤਾਂ ਕੋਈ ਨੁਕਸਾਨ ਨਹੀਂ ਹੈ ਜੇ ਤੂੰ ਨਹੀਂ ਜਾਉਂਦਾ ਨੁਕਸਾਨ ਤਾਂ ਆ ਲੈ ਲੈ ਤੇ ਤੇਰੇ ਫਾਇਦੇ ਵਾਲੀ ਵੀ ਹੈ ਸਾਡਾ ਵੀ ਫਾਇਦਾ ਇਹਦੇ ਨਾਲ ਆ ਦਵਾਈ ਮੈਂ ਖਾਧੀ ਹੈ ਮੈਨੂੰ ਤਾਂ ਆ ਗਿਆ ਆਰਾਮ ਬਿਮਾਰੀਆਂ ਤੋਂ ਜੇ ਤੂੰ ਜਾਉਂਦਾ ਆਰਾਮ ਆ ਜਵੇ ਤਾਂ ਦੇਖ ਲੈ ਤੇਰੀ ਮਰਜ਼ੀ ਹੈ ਤੇ ਖਾਣੀ ਖਾ ਲੈ ਨਹੀਂ ਖਾਣੀ ਨਾ ਖਾ ਲੜਾਈ ਕੋਈ ਨਹੀਂ ਹੋ ਵਾਈ ਹੋਈ ਹੈ ਨਾ ਰੋਗ ਹੈ ਨਾ ਰੋਗ ਸਭ ਨੂੰ ਹੋਈ ਹੈ ਉਹ ਦੀ ਰੋਗ ਹੈ ਦਾਰੂ ਵਿੱਚ ਲੱਗਦੀ ਹੈ ਨਾਮ ਦੀ ਦਾਰੂ ਕਿਸਮਾਂ ਇਹਦੇ ਦਾਰੂ ਕੰਮ ਕਰਦੀ ਹੈ ਰੋਗ ਦਾਰੂ ਕਿਸਮਾਂ ਦਾ ਹੁੰਦਾ ਇਹਦੇ ਵਿੱਚੇ ਦਾਰੂ ਨਹੀਂ ਇਹਦਾ ਇਹ ਨਾ ਸੋਚ ਲਓ ਇਹਦੇ ਵਾਸਤੇ ਕੋਈ दारू ਖਾਈ ਨਹੀਂ दारू ਵਿੱਚ ਲੱਗਦੀ ਹੈ दारू ਵੀ ਇਹ ਕੰਮ ਕਰਦੀ ਹੈ ਇਲਾਜ ਵੀ ਇਹਦਾ ਹੈ ਲਾ ਇਲਾਜ ਬੁਹਾਰੀ ਨਹੀਂ ਹੈ ਗੁਰਪ੍ਰਸਾਦੀ ਆਤਮ ਵਿਸ਼ਲੇਸ਼ਣ ਹੈ ਬਾਣੀ ਆਪ ਆਪਣਾ ਵਿਸ਼ਲੇਸ਼ਣ ਮੈਂ ਕਿੱਥੇ ਖੜਾ ਜਾਂ ਅਸੀਂ ਕਿੱਥੇ ਖੜੇ ਹਾਂ ਸੰਗਤ ਜੀ ਬੈਠ ਕੇ ਅਸੀਂ ਨਾ ਜੂਗਾ ਕੱਲਾ ਬੈਠੂ ਵਿਚਾਰ ਕਰੂਗਾ ਜੇ ਅਸੀਂ ਇੱਥੇ ਖੜੇ ਹਾਂ ਬਜਾਏ ਇਹਦੇ ਕਿ ਬਾਹਰ ਨੂੰ ਚੱਕੀ ਹੁਣ ਵੈਸੇ ਉੱਧਰ ਨੂੰ ਚੱਕੀ ਪਹਿਲਾਂ ਅਸੀਂ ਪਟੜੀ ਤੇ ਆਈ ਫਿਰ ਗੱਲ ਪਰਬਾਣੀ ਦੀ ਕਰੀ ਇਹ ਬਰੜੀ ਹੈ ਬੰਦੇ ਨੂੰ ਬਰੜੀ ਨਾ ਕਮ ਕਮ ਸਿੱਖਾਂ ਦੇ ਵਿੱਚ ਤਾਂ ਇਹ ਗੱਲ ਪ੍ਰਚਾਰ ਹੋਣੀ ਚਾਹੀਦੀ ਹੈ ਭਾਈ ਆਪਾਂ ਆ ਕਰ ਰਹੇ ਆ ਕਰਨਾ ਦਾ ਸੀ ਗੁਰਬਾਣੀ ਆ ਕਹਿੰਦੀ ਹੈ ਤੇ ਅਸੀਂ ਆ ਕਰ ਰਹੇ ਹਾਂ ਜੇ ਜਿਵੇਂ ਗੁਰਬਾਣੀ ਕਹਿੰਦੀ ਉਹ ਉਹਵੇਂ ਅਸੀਂ ਕਰਨ ਲੱਗ ਜੀਏ ਫਿਰ ਉਹ ਜੀ ਉਹ ਸਾਡੀ ਪੋਜੀਸ਼ਨ ਆ ਜੂਗੀ ਜਿਹੜੀ ਕਿਸੇ ਵੇਲੇ ਸੀ ਉਹ ਜੇ ਸਿੱਖ ਬਣ ਜਾਂਦੇ ਜਿਹਨਾਂ ਦੀ ਅਸੀਂ ਗੱਲਾਂ ਸੁਣਦੇ ਆ ਸਾਥੀ ਭਾਈ ਮੰਝ ਹੋਇਆ ਇਹ ਹੋਇਆ ਉਹ ਹੋਇਆ ਫੇਰ ਉਹ ਜੈਸੇ ਕੋਲ ਕਰ ਉਹਨਾਂ ਨਹੀਂ ਕੋਲ ਉਹਨਾਂ ਸਿੱਖੀ ਤੋਂ ਜਾਣਾ ਬਹੁਤ ਦੂਰ ਚਲੇ ਜੀ ਸਿੱਖੀ ਦੇ ਬਰੋਚ ਖੜੇ ਹੋ ਪਰ ਇਹ ਵੇਤਾ ਸਿੱਖੀ ਨੂੰ ਵਿਗਾੜਨ ਹੈ ਗੁਰੂ ਦੀ ਜੇ ਸਿੱਖ ਜੇ ਬਾੜੇ ਨੇ ਤਾਂ ਮਤਲਬ ਕੀ ਦੀ ਹੈ ਰੱਬ ਸਿੱਖੀ ਗੁਰੂ ਦੀ ਜਿਵੇਂ ਕੋਈ ਰਾਜ ਨਰਕ ਹੋਵੇ ਬਾਪ ਨੂੰ ਘਰਦਿਆਂ ਨੂੰ ਦਾਦੇ ਨੂੰ ਕਹਿੰਦਾ ਸਾਨੂੰ ਤਾਂ ਤਕਲਾ ਕਲਾ ਤਾਂ ਲਾਜ ਲਾਤੀ ਖਾਨਦਾਨ ਨੂੰ ਲਾਜ ਲਾਤੀ ਇਹ ਖਾਨਦਾਨ ਦਾ ਨਾਮ ਰੋਸ਼ਨ ਕਰਤਾ ਦੋ ਗੱਲਾਂ ਹੁੰਦੀਆਂ ਨੇ ਜਾਂ ਤਾਂ ਆਪਣੀ ਕੁੱਲ ਨੂੰ ਲਾਜ ਲਾਉਣ ਵਾਲੇ ਹੁੰਦੇ ਨੇ ਆਪਣੀ ਕੁੱਲ ਨੂੰ ਉਜਲ ਕਰਨ ਵਾਲੇ ਹੁੰਦੇ ਨੇ ਇਹ ਕੁੱਲ ਹੈ ਇੱਕ ਸਾਡੀ ਇਹ ਗੁਰਬਤ ਸਿੱਖੀ ਕੁੱਲ ਦਾ ਨਾਮ ਹੈ ਭਗਤਾਂ ਦੀ ਕੁੱਲ ਹੈ ਇਹਦੇ ਜਿਹੜੇ ਭਗਤ ਹੋਏ ਨੇ ਉਹ ਚਾਲਣ ਰਹੇ ਉਹਨਾਂ ਨੇ ਉਜਲ ਕੀਤਾ ਇਹ ਕੋਲੂ ਅਸੀਂ ਇਹ ਵਕਤ ਦਾਗ ਲਾ ਰਹੇ ਸਿੱਖੀ ਦੇ ਉੱਤੇ ਕਲੰਕ ਜੇ ਸਾਡੇ ਬਲ ਗੁਰਬਾਣੀ ਨੂੰ ਨਹੀਂ ਮੰਨਦੇ ਤਾਂ ਸਾਨੂੰ ਗੁਰਦੁਆਰੇ ਦੇ ਛੱਡ ਜਾਣਾ ਚਾਹੀਦਾ ਦੂਰ ਰਹਿਣਾ ਚਾਹੀਦਾ ਸਿੱਖੀ ਤੋਂ ਦੂਰ ਰਹਿਣਾ ਚਾਹੀਦਾ ਨਹੀਂ ਬਣ ਇਹ ਨਹੀਂ ਬਣਨਾ ਚਾਹੀਦਾ ਸੀ ਦੇਖੋ ਕਮ ਕਮ ਇਹ ਅਸੀਂ ਸਿੱਖੀ ਛੱਡਦੀ ਉਹ ਚੰਗੀ ਗੱਲ ਪਾਰਟੀ ਵਿੱਚ ਰਹਿ ਕੇ ਪਾਰਟੀ ਦਾ ਨੁਕਸਾਨ ਕਰੇ ਕੋਈ ਬਰਦਾਸ਼ਤ ਨਹੀਂ ਕਰਦਾ ਕਦਮ ਦਾ ਕੋਈ ਕੱਢ ਕੇ ਬਾਹਰ ਮਾਰ ਪਰ ਉਹ ਤਾਂ ਨੁਕਸਾਨ ਕਰਨ ਵਾਲੇ ਜਾਤੀ ਪਾਰਟੀ ਪਾਰਟੀ ਖਰਾਬ ਹੈ ਪਾਰਟੀ ਦੇ ਅਗੋਂ ਨੂੰ ਸਭ ਕਰਨ ਵਾਲੇ ਨੇ ਇੱਥੇ ਕੀ ਹੋ ਗਿਆ ਬਾੜੇ ਗਏ ਨੂੰ ਖਾਣ ਗਈ ਆਵਾ ਹੀ ਉੱਡ ਗਿਆ ਸਾਰਾ ਕੌਣ ਸੀ ਜਿਹੜੇ ਜਿਹਨਾਂ ਦੇ ਤੇਲ ਪਾਇਆ ਸੀ ਤੁਸਾਂ ਕਿਉਂ ਪਾਇਆ ਐਡੀ ਬੜੀ ਸਜ਼ਾ ਕਿਉਂ ਦਿੱਤੀ ਜਿਉਂਦੇ ਆਦਮੀ ਤੇ ਤੇਲ ਗਰਮ ਪਾ ਕੇ ਬਾਹਰ ਦੇਣਾ ਸਾੜ ਦੇਣਾ ਉਹ ਵੀ ਸਾਡੇ ਵਰਗੇ ਹੀ ਚਲੋ ਸਭ ਕੁਝ ਨਹੀਂ ਐਡਾ ਕਿ ਅਪਰਾਧ ਅਸੀਂ ਵੀ ਕਰ ਰਹੇ ਜਿਹੜੇ ਆਗੂ ਨੇ ਉਹ ਤਾਂ ਕਰ ਰਹੇ ਨੇ ਨਾ ਚਲੋ ਜਿਹੜੇ ਆਗੂ ਨੇ ਬੈਠੇ ਉੱਤੇ ਉਹ ਵੀ ਆਗੂ ਬਣੇ ਬਣਾਏ ਹੋਏ ਤੇ ਨਾ ਆਗੂ ਬੈਠੇ ਨੇ ਉਹ ਓਡੇ ਹੀ ਅਪਰਾਧੀ ਨੇ ਜਿਹੜੇ ਬਸੰਤ ਉਸ ਵੇਲੇ ਕਿਸੇ ਗੁਰ ਪ੍ਰਸਾਦੀ ਜੀਵਤ ਮਰੇ ਹੁਕਮੇ ਬੂਝੇ ਸੋਏ ਨਾਨਕ ਖਾਦੀ ਜੀਵਤ ਮਰੇ ਜੇ ਗਿਆਨ ਹੋ ਜਵੇ ਉਹ ਸਮਝ ਆ ਜਾਏ ਗੁਰਬਾਣੀ ਦੀ ਵੈਸੇ ਕਿਸੇ ਨੂੰ ਕਹਿਣ ਦੀ ਤਾਂ ਗੱਲ ਨਹੀਂ ਹੈਗੀ ਕੋਈ ਆਪਣੇ ਆਪ ਨੂੰ ਚਿੰਨੇ ਵਾਲੀ ਗੱਲ ਹੈ ਇਹ ਆਪਣੇ ਆਪ ਨੂੰ ਚਿੰਨਣ ਵਾਲੀ ਗੱਲ ਹੈ ਹੁਣ ਸਾਡੀ ਇੱਕ ਆਰਗੇਨਾਈਜੇਸ਼ਨ ਜਦੋਂ ਕੋਈ ਆਰਗੇਨਾਈਜੇਸ਼ਨ ਬਣ ਜਾਂਦੀ ਹੈ ਤਾਂ ਅਸੀਂ ਆਰਗੇਨਾਈਜੇਸ਼ਨ ਦੇ ਜਿਹੜੇ ਉੱਤੇ ਬੈਠੇ ਨੇ ਗਾਈਡਲਾਈਨ ਦੇਣ ਵਾਲੇ ਉਹਨੂੰ ਤਾਂ ਕਹਿ ਸਕਦੇ ਇੰਡੀਵਿਜੂਅਲ ਇੰਡੀਵਿਜੂਅਲ ਕਮੀ ਤਾਂ ਆਪਣੇ ਜਾਣਾ ਮੈਂ ਆਪਣੀ ਕਮੀ ਦਾ ਸੁਧਾਰ ਨਹੀਂ ਹੋਈ ਹੈ ਇਹ ਤਾਂ ਨਹੀਂ ਕਹਿੰਦੇ ਜਿਸ ਵਕਤ ਗੁਰਬਾਣੀ ਸਮਝ ਆ ਜਾਂਦੀ ਆ ਆਪਾਂ ਸਾਰਿਆਂ ਨੂੰ ਕਹਿ ਸਕਦੇ ਹਾਂ ਵੀ ਭਾਈ ਗੁਰਬਾਣੀ ਆ ਕਹਿੰਦੀ ਆਪਾਂ ਉਹ ਕਦੇ ਕਰਨਾ ਚਾਹੀਦਾ ਇੱਕ ਨਾ ਗੱਲ ਕਹਿ ਸਕਦੇ ਆਪ ਵੀ ਉਸ ਲੈਣ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਆਵਾਜ਼ ਹੋਰ ਸਮਝੋ ਨਾਲ ਇਹ ਚੱਲਦੀ ਜਾਊ ਬਹੁਤ ਜ਼ਿਆਦਾ ਆਦਮੀ ਨਹੀਂ ਸੀ ਦੋਨੋਂ ਚਾਰ ਚਾਰ ਆਦਮੀ ਨੇ ਪਾਰਟੀਆਂ ਬਣਾਈਆਂ ਨੇ ਅੱਜ ਜਿਹੜੇ ਕਮਿਊਨਿਜ਼ਮ ਫੈਲੇ ਕਿਤੇ ਪਹਿਲੇ ਫੈਲ ਗਿਆ ਸੀ ਲੀਡਰ ਪੈਦਾ ਹੁੰਦੇ ਹੁੰਦੇ ਨੇ ਕਹਾਂ ਕਾਲ ਵਧੀ ਚਲੀ ਜਾਂਦੀ ਹੈ ਕਾਫਲਾ ਵੱਧਾ ਚਲਿਆ ਜਾਂਦਾ ਹੈ ਆਪਣੀ ਕਮੀ ਤਾਂ ਦੂਰ ਕਰਨੀ ਹੋਊਗੀ ਦੂਜੇ ਨੂੰ ਤਾਂ ਤਾਂ ਹੀ ਕਹਾਂਗੇ ਆਪਣੀ ਤਾਂ ਕਰਨੀ ਹੋਊਗੀ ਆਪਣੀ ਕਮੀ ਦੂਰ ਕਰੇ ਬਿਨਾ ਤਾਂ ਫਿਰ ਦੂਜੇ ਨੂੰ ਕਹਿਣ ਦਾ ਕੋਈ ਮਤਲਬ ਨਹੀਂ ਮਤਲਬ ਨਹੀਂ ਹਾਂ ਇੰਨਾ ਜ਼ਰੂਰ ਹੈ ਵੀ ਜਿਹੜਾ ਪ੍ਰਚਾਰ ਹੈ ਜਿਹੜਾ ਉਲਟਾ ਹੋਇਆ ਹੈ ਉਹਦੇ ਵਿਰੋਧ ਚ ਅਸੀਂ ਸਿੱਧਾ ਵੀ ਆ ਐ ਨਹੀਂ ਐ ਗੱਲ ਕਿੰਨੀ ਗੱਲ ਤਾਂ ਕਹਿ ਸਕਦੇ ਹਾਂ ਅਸੀਂ ਇਹ ਥੋੜੀ ਕਹਿੰਦੇ ਵੀ ਸਾਡੇ ਜੇ ਸਾਰਾ ਕੁਝ ਹੈ ਨਹੀਂ ਕਿਆ ਹੈ ਸਵਾਲ ਹੈ ਨਹੀਂ ਗੁਰਬਾਣੀ ਆ ਗਈ ਪਹਿਲੀ ਗੱਲ ਤਾਂ ਇਹ ਰਸਤਾ ਹੈ ਕੌਣ ਉੱਥੇ ਤੁਰਦਾ ਕੌਣ ਨਹੀਂ ਤੁਰਦਾ ਤਾਂ ਵੱਧ ਦੀ ਗੱਲ ਮੁੱਖੀ ਗੱਲ ਤਾਂ ਜੇ ਨਹੀਂ ਕਹਿ ਸਕਦੇ ਤੂੰ ਫਲਾਣੇ ਤੂੰ ਕਿਉਂ ਨਹੀਂ ਤੁਰਦਾ ਚਿਪਕਾ ਕਿਉਂ ਨਹੀਂ ਤੁਰਦਾ ਉਹ ਗੱਲ ਅਲੱਗ ਹੈ ਉਹ ਨਹੀਂ ਕਹਿਣਾ ਕਿਸੇ ਨੂੰ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਕੀ ਕਹਿੰਦੀ ਹੈ ਤਾਂ ਅਸੀਂ ਕਰੀਏ ਨਾ ਪਹਿਲਾਂ ਡਿਮਾਂਡ ਕਿਸੇ ਨੇ ਤਾਂ ਕਰੀਏ ਵੀ ਰਸਤਾ ਅਗਰ ਹੈ ਕੀ ਕਿਤੇ ਕਿਤੇ ਖਰਾਬੀ ਹੈ ਕਿਉਂ ਨਹੀਂ ਸਾਡੀ ਗੱਡੀ ਚੱਲ ਰਹੀ ਕਿਉਂ ਨਹੀਂ ਸਿੱਖੀ ਵੱਲ ਲੋਕ ਜਾ ਰਹੇ ਕਿਉਂ ਸਿੱਖੀ ਛੱਡ ਕੇ ਜਾ ਰਹੇ ਨੇ ਇਹਦੇ ਕਾਰਨ ਤਾਂ ਲੱਭਣੇ ਨੇ ਪਹਿਲਾਂ ਡਾਇਗਨੋਸ ਤਾਂ ਕਰ ਰਹੇ ਵੀ ਕਿਤੇ ਕਿਤੇ ਪਈ ਹੈ ਖਰਾਬੀ ਕਿਤੇ ਕਿਤੇ ਪਈ ਐਕਸੀਡੈਂਟ ਹੋ ਕੇ ਗੱਡੀ ਆ ਜਾਂਦੀ ਹੈ ਪਹਿਲਾਂ ਤਾਂ ਦੇਖਦਾ ਮਿਸਤਰੀ ਕੀ ਕੀ ਖਰਾਬ ਹੈ ਪਰ ਤਾਂ ਬਾਅਦ ਚ ਗੱਲ ਕੀ ਕੀ ਵਿਗੜ ਗਿਆ ਕੀ ਕੀ ਠੀਕ ਹੈ ਕਿਹੜਾ ਕਿਹੜਾ ਪੁਰਜਾ ਬਦਲਣ ਵਾਲਾ ਹੋ ਗਿਆ ਕਿਹੜਾ ਬੇਕਾਰ ਹੋ ਗਿਆ ਕਿਹੜਾ ਠੀਕ ਰਹਿ ਗਿਆ ਬਹੁਤ ਕੁਝ ਬੇਕਾਰ ਹੋ ਗਿਆ ਬਹੁਤ ਕੁਝ ਠੀਕ ਵੀ ਹੈਗਾ ਐਕਸੀਡੈਂਟ ਤਾਂ ਹੋਇਆ ਗਿਆ ਐਡਾ ਬੜਾ ਥੋੜੇ ਬੰਦੇ ਉਹਨਾਂ ਨੇ ਫੜ ਫੜ ਜਾਨੀ ਲੋਹੇ ਲਈ ਖਰਾਬ ਕੀਤੀ ਗਈ ਹੈ ਜਾਂ ਬੁੱਝ ਕੇ ਉਹਨੇ ਨੇ ਖਰਾਬ ਕੀਤੀ ਹੈ ਕਿੰਨੇ ਬੰਦੇ ਮਾਰੇ ਨੇ ਫੜ ਫੜ ਕੇ ਸਿਰੇ ਨੂੰ ਪਾਇਆ ਨੇ ਜਿਹੜੇ ਜਾਣਦੇ ਤੇ ਸਿੱਖੀ ਦਾ ਪ੍ਰਚਾਰ ਫਿਰ ਇਹ ਗ੍ਰੰਥ ਦੇ ਵਿੱਚ ਪਾਠ ਗਲਤ ਕੀਤਾ ਫਿਰ ਇਹਦੇ ਅਰਥ ਜਾਣ ਬੁੱਝ ਕੇ ਅਰਥ ਗਲਤ ਕਰੇ ਨੇ ਫਿਰ ਭਾਈ ਗੁਰਦਾਸ ਜੀ ਬਾਰਾ ਲਿਖਿਆ ਨੇ ਫਿਰ ਇਹਦੀਆਂ ਸਾਖੀਆਂ ਲਿਖਿਆ ਨੇ ਲਾਲ ਜੀ ਦੀਆਂ ਬਹੁਤ ਕੁਝ ਕਰਿਆ ਤਾਂ ਬੜੀ ਮਿਹਨਤ ਕਰੀ ਉਹਨੇ ਤਾਂ ਹੋਇਆ ਤੇ ਇਹ ਵੀ ਪਰਮੇਸ਼ਰ ਦੇ ਹੁਕਮ ਚ ਮੰਨੇਗਾ ਕਿ ਵੀ ਉਹਨੇ ਕਰਾਇਆ ਜੀ ਹੋਰ ਤੈ ਕਰਾਇਆ ਮੈਂ ਕਰਾਇਆ ਸਿੱਖੀ ਦਾ ਇੱਕ ਪੱਖ ਇਹ ਵੀ ਹੈ ਸਾਡੇ ਬਾਲੋ ਨਿੱਕੀ ਪਰ ਖੱਡੇ ਤਿੱਖੀ ਦਾ ਮਤਲਬ ਕੀ ਸੀ ਕਿ ਇਹ ਨਾ ਹੁੰਦਾ ਖੱਡੇ ਤਿੱਖੀ ਦਾ ਮਤਲਬ ਕੀ ਬਣ ਜਾਂਦਾ ਉਹੀ ਸਿੱਖੀ ਸਾਡੇ ਕੋਲ ਹੈ ਉਹੀ ਬਾਣੀ ਸਾਡੇ ਕੋਲ ਹੈ ਹੁਣ ਖੰਡੇ ਤਿੱਖੀ ਬਣ ਕੇ ਚਿਪੜੀ ਹੋਈ ਹੈ ਸਾਨੂੰ ਬੇੜਾ ਗਰ ਕਰਤਾ ਸਭ ਦਾ ਜੀਵਨ ਖਤਮ ਕਰਤਾ ਸਭ ਦਾ ਬਾਣੀ ਪੜਦੇ ਆ ਸਿੱਖ ਬਣੇ ਹੋਏ ਆ ਗੁਰਦਾਰਿਆਂ ਜਾਂਦੇ ਆ ਪਾਠ ਕਰਾਉਂਦੇ ਆ ਬੇੜਾ ਗਰਕ ਹੋ ਗਿਆ ਖੱਡੋ ਤਿੱਖੀ ਦਾ ਮਤਲਬ ਇਹ ਇਹ ਖੱਡੋ ਤਿੱਖੀ ਵਾਲਾ ਪੱਖ ਹੈ ਆ 250 ਸਾਲ ਜਿਹੜਾ ਤੁਸੀਂ ਦੇਖਿਆ ਇਹਦਾ ਨੁਕਸਾਨ ਵੀ ਇਹ ਨਹੀਂ ਕਰਦੀ ਹੈ ਇਹ ਪੁੱਠੀ ਚੱਲ ਜਾ ਤਲਵਾਰ ਆਪਣਾ ਵੀ ਵੜ ਦਿੰਦੀ ਹੈ ਆਪਣੇ ਘਰ ਨੂੰ ਚੱਲ ਜਾਇਆ ਤੇ ਉਹ ਛੱਡੂਗੀ ਤੇ ਆਪਣੇ ਘਰ ਨੂੰ ਚੱਲ ਗਈ ਸਾਡੀ ਸਾਡੀ ਹੁਣ ਪਰਵਾਹ ਹੈ ਜੀਵਨ ਦਾ ਨੁਕਸਾਨ ਹੋ ਗਿਆ ਸਾਡੀ ਆਪਣੀ ਵਿਚਾਰਧਾਰਾ ਖਤਮ ਹੋ ਗਈ ਆਤਮਿਕ ਤੌਰ ਤੇ ਆਤਮਿਕ ਤੌਰ ਤੇ ਕੋਲ ਸ਼ੁੱਧ ਰਹਿ ਗਏ ਜਿਹੜੀ ਐਡੀ ਗਲਾਦੀ ਭਰੀ ਹੈ ਆਪਸ ਵਿੱਚ ਹੀ ਨਫ਼ਰਤ ਭਰੀ ਹੈ ਮਾਇਆ ਦੀ ਇਹਦੀ ਭੁੱਖ ਵੱਧ ਗਈ ਅਸੀਂ ਇਹਨਾਂ ਪ੍ਰਚਾਰ ਕਰ ਬੈਠੇ ਸਾਡੀ ਮੇਰੀ ਪੀਰੀ ਕੀ ਸੀ ਸਰ ਨੇ ਬਾਹਰ ਕਈ ਵਾਰੀ ਇਦਾਂ ਦੀ ਵੀ ਗੱਲ ਹੁੰਦੀ ਹੈ ਜੀ ਜੇ ਆਪਾਂ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਵੀ ਆਂਗੇ ਜੀ ਉਹ ਕਹਿੰਦੇ ਤੁਸੀਂ ਆਪਣੇ ਮਤਲਬ ਦਾ ਅਰਥ ਕੱਢ ਲੈਂਦੇ ਇਦਾਂ ਦੀ ਕਈ ਵਾਰੀ ਕੋਈ ਗੱਲ ਚੱਲਦੀ ਹੈ ਤਾਂ ਉਹਦੇ ਵਿੱਚ ਫਿਰ ਇਹ ਚੀਜ਼ ਦੀ ਰਕਾਵਟ ਆ ਜਾਂਦੀ ਹੈ ਵੀ ਕੋਈ ਕੋਈ ਅਰਥ ਕੱਢੀ ਜਾਂਦਾ ਤਾਂ ਕੋਈ ਹੁਣ ਜਿੱਦਾਂ ਆਪਾਂ ਇੱਥੇ ਸਮਝਿਆ ਇੱਥੇ ਮੇਰੇ ਕੋਲ ਕੱਢ ਕੇ ਦਿਖਾਵੇ ਫੇਰ ਹੈ ਗੱਲ ਇੱਥੇ ਸਰਲ ਜਾਰ ਤੋਂ ਤੁਸੀਂ ਬਿਲਕੁਲ ਸਿੱਧਾ ਕੀਤਾ ਵੀ ਪੂਤਾ ਮਾਤਾ ਕੀ ਸੀ ਨਿਮਕ ਨਾ ਵਿਸਰੋ ਤੁਮ ਕੋ ਸਦਾ ਭਜੋ ਜਲਦੀ ਸੀ ਇਹ ਗੱਲ ਚੱਲ ਰਹੀ ਇੱਥੇ ਕਿ ਆ ਸੀ ਦੇਣੀ ਚਾਹੀਦੀ ਇਹ ਬਿਲਕੁਲ ਸਪਸ਼ਟ ਹੈ ਨੂੰ ਕੋਈ ਮਤਲਬ ਇਹਦੇ ਚ ਦੋ ਅਰਥ ਵਾਲੀ ਤੇ ਗੱਲ ਨਹੀਂ ਹੈ ਕੋਈ ਕਿਤੇ ਵੀ ਨਹੀਂ ਬਣਦੀ ਬਹੁਤ ਜਗ੍ਹਾ ਨਹੀਂ ਬਣਦੀ ਜਿੱਥੇ ਬਣਦੀ ਹੈ ਭਗਤੀ ਛੱਡ ਦਿਓ ਤੁਸੀਂ ਜ਼ਿਆਦਾ ਹੋਰ ਭਗਤੀ ਕੱਢ ਲਓ ਸੌਖੀ ਉਹਦੀਆਂ ਸੌਖੀਆਂ ਵੀ ਚਾਰ ਭਗਤੀਆਂ ਮਿਲ ਜਾਂਦੀ ਹਰੇਕ ਭਗਤੀ ਵਿੱਚ ਜੋ ਸੱਜਣ ਸੀਸੜੀ ਜੋ ਹੋਵੇ ਸਹਿਬ ਸਿੰਘ ਹੋਰ ਭਗਤੀ ਮਿਲ ਜੂਗੀ ਤਾਂ ਹੋਰ ਤਾਂ ਕੰਪਿਊਟਰ ਆ ਗਏ ਡੈਡੀ ਡੈਡੀ ਲੱਗ ਜਾਂਦੇ ਸੀ ਪੰਕਤੀ ਲੱਭਣ ਨੂੰ ਪਹਿਲਾਂ ਸਾਰੀ ਬਾਣੀ ਕਬੀਰ ਦੀ ਬਾਣੀ ਤਾਂ ਭਗਤੀ ਲੱਭਣੀ ਹੋ ਹਾਂ ਤਾਂ ਮੋਬਾਈਲ ਜੇ ਡਾਊਨਲੋਡ ਹੋ ਜਾਂਦੀ ਹੁਣ ਹਾਂ ਜਿਹੜੇ ਪਤਾ ਲੱਗ ਜਾਂਦਾ ਉਹਦਾ ਜਿੱਥੇ ਅਸੀਸ ਆਊਗੀ ਜਿੱਥੇ ਅਸੀਸ ਆਊ ਸਾਰੇ ਭਗਤੀ ਲੱਭ ਲੋ ਸਾਰੇ ਪਤਾ ਜਿੱਥੇ ਅਸੀਸ ਆਊ ਜਿੱਥੇ ਲੱਭ ਲੋ ਸਭ ਇਹੀ ਗੱਲ ਹੋਊ ਲੱਭ ਲੋ ਭਗਤੀ ਇਹਦੇ ਅੰਦਰ ਤੋਂ ਲੱਗਿਆ ਇਧਰ ਬਦਲਦਾ ਹੀ ਨਹੀਂ ਹੂੰ ਕਿਆ ਬ੍ਰਹਮ ਬ੍ਰਹਮਾ ਪੂਰਨ ਬ੍ਰਹਮ ਪਾਰ ਬ੍ਰਹਮ ਦਾ ਨਾਮ ਵੀਡ ਹੋ ਜਾਂਦਾ ਤੁਹਾਡੇ ਕੋਲ ਨਹੀਂ ਉਹ ਇਸ ਤਰ੍ਹਾਂ ਜਿਵੇਂ ਆਪਣਾ ਇਹਦੇ ਮੈਸੇਜ ਨਹੀਂ ਆਉਂਦੇ ਉਹ ਅੰਗਰੇਜ਼ੀ ਚ ਹੁੰਦਾ ਅੱਖਰ ਅੰਗਰੇਜ਼ੀ ਦੇ ਲਿਖਿਆ ਪੰਜਾਬੀ ਹੁੰਦੀ ਅੱਛਾ ਉਹ ਚ ਵੀ ਦਿਓ ਹਾਂ ਉਦਾਂ ਹੀ ਨਹੀਂ ਪੰਜਾਬੀ ਜੀ ਆ ਜਾਂਦਾ ਪੰਜਾਬੀ ਚ ਹੈਗਾ ਸਾਰਾ ਅੱਛਾ ਸਾਰਾ ਕੰਪਿਊਟਰ ਜਾਂ ਮੋਬਾਈਲ ਚ ਮੋਬਾਈਲ ਚ ਕਹਿੰਦਾ ਮੋਬਾਈਲ ਚ ਪੰਕਤੀਆਂ ਆ ਜਾਂਦੀਆਂ ਨੇ ਹੁਣ ਵਾਰੀ ਸ਼ਬਦ ਇੱਥੇ ਕਰਦੇ ਨਹੀਂ ਤੁਹਾਡੇ ਮੋਬਾਈਲ 'ਚ ਪੈ ਜਾਏਗਾ ਜਿੱਥੇ ਸ਼ਬਦ ਅੱਗੇ ਲੱਗਦਾ ਕਰਦਾ ਮੈਂ ਉਹਦੇ ਨਿਕਲ ਜਾਂਦਾ ਇਹਨੂੰ ਜਿਵੇਂ ਕੰਪਿਊਟਰ ਨਿਕਲਦਾ ਜਿਵੇਂ ਕੰਪਿਊਟਰ ਦੀ ਸੀਡੀ ਪੈਂਦੀ ਹੈ ਉਹ ਤੇ ਡਾਊਨਲੋਡ ਚਿਪ ਪੈਂਦੀ ਹੈ ਚਿਪ ਪੈਂਦੀ ਉਹ ਫਿਰ ਉਹ ਛੋਟਾ ਹੁੰਦਾ ਕਿੱਥੇ ਉਹ ਮੋਬਾਈਲ ਥੋੜੀ ਕੰਪਿਊਟਰ ਤੇ ਆਉਂਦਾ ਪਰ ਆ ਵੀ ਜਾਂਦਾ ਉਹ ਤਾਂ ਨਾਲ ਹੁਣ ਐਵੇਂ ਕਿਤੇ ਮਜਬੂਰੀ ਦੀ ਗੱਲ ਹੈ ਬਾਹਰ ਲੋੜ ਪੈ ਜਾ ਕਿਤੇ ਚਲੋ ਸੱਜ ਜਾਂਦਾ ਗੁਰ ਪ੍ਰਸਾਦੀ ਜੀਵਤ ਮਰੇ ਹੁਕਮੇ ਬੁੱਝੇ ਸੋਏ ਨਾਨਕ ਪ੍ਰਸਾਦੀ ਜੀਵਤ ਮਰੇ ਹੁਕਮੇ ਬੁੱਝੇ ਸੋਏ ਨਾਨਕ ਐਸੀ ਮਰੇ ਜੋ ਆਪਣੀ ਮਰਜ਼ੀ ਛੱਡ ਦਿੰਦਾ ਹੈ ਸਾਰੇ ਹੁਕਮ ਬੁੱਝ ਲੈਂਦੇ ਜਿਉਂ ਜਿਉਂ ਹੁਕਮ ਬੁੱਝੀ ਜਾਂਦਾ ਤਿਉਂ ਤੇ ਮਰਜ਼ੀ ਛੱਡੀ ਜਾਂਦਾ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹਿਣਾ ਤਾਂ ਹਉਮੈ ਕਹਿਣਾ ਹਉਮੈ ਕਹਿੰਦੇ ਮੈਂ ਕਰਦਾ ਕਹਿੰਦਾ ਹੀ ਮੈਂ ਕਰਦਾ ਉਹਨਾਂ ਚਿਰ ਕਹਿੰਦਾ ਜਿੰਨਾ ਚਿਰ ਹੁਕਮ ਬੁੱਝਦਾ ਜਦ ਦੇਖ ਲੈਂਦਾ ਵੀ ਮੈਂ ਨਹੀਂ ਕਰਦਾ ਕਰਦਾ ਕੌਣ ਹੈ ਕਰਨ ਵਾਲਾ ਇਹਨੂੰ ਦੇਖਣ ਲੱਗ ਜਵੇ ਫੇਰ ਮੈਂ ਕਰਦਾ ਮੈਂ ਤੂੰ ਮੈਂ ਕਰਦਾ ਤਾਂ ਭਲੇਖੇ ਹੀ ਕਹਿੰਦਾ ਜਿੱਦਾਂ ਜਿਹੜੇ ਨੂੰ ਭਲੇਖਾ ਹੈ ਨਾ ਉਹਦਾ ਜਦ ਮੈਂ ਕਰਦਾ ਕਹਿੰਦਾ ਜਾਓ ਭਲੇਖਾ ਚੱਕਿਆ ਜਾਂਦਾ ਜਦ ਬੱਚਾ ਦੇਖ ਲੈਂਦਾ ਵੀ ਉਹ ਜਿਹੜਾ ਪਿੱਛੇ ਕਟਪੁਤਲੀ ਰਜਾਉਣ ਵਾਲਾ ਦੇਖ ਲੈਂਦਾ ਉਹਦੀਆਂ ਤਾਰਾਂ ਧਾਗੇ ਦੇਖ ਲੈਂਦਾ ਬੰਦੇ ਫਿਰ ਕਾਹਨੂੰ ਕਹਿੰਦਾ ਕਟਪੁਤਲੀ ਜਿੱਦੀ ਹੈ ਫਿਰ ਤਾਂ ਕਹਿੰਦਾ ਨਚਾਉਂਦਾ ਉਹ ਜਿੰਨਾ ਚਿਰ ਉਹ ਨਹੀਂ ਉਹ ਉਹਨਾਂ ਚਿਰ ਕਠਪੁਤਲੀ ਨੱਚਦੀ ਹੈ ਜਦ ਦੇਖ ਲੈਂਦਾ ਫਿਰ ਕਹਿੰਦਾ ਨਚਾਈ ਹੋਈ ਨੱਚਦੀ ਹੈ ਸੈਂਡਾ ਹੀ ਫਰਕ ਹੈ ਜਦ ਕੋ ਬੁਝ ਲੈਂਦਾ ਉਹ ਫਿਰ ਇਹ ਤਾਂ ਪੁਤਲੀ ਹੈ ਕਠਪੁਤਲੀ ਹੈ ਜਨਤਾ ਕੇ ਬਸ ਫਿਰ ਉਹ ਕਹਿੰਦੇ ਨੇ ਜਨਤਾ ਦੇ ਬਸ ਤੁਸੀਂ ਨਹੀਂ ਸਿਰਫ ਦੇਖਣ ਦੀ ਗੱਲ ਹੈ ਜਦੋਂ ਮਹਿਜ਼ ਆਦਮੀ ਆਦਮੀ ਦੀਦਰ ਸਾਨੂੰ ਐਸਾ ਕਰਨ ਤਾਂ ਗੱਲ ਹੋਰ ਹੈ ਜਦ ਅੰਦਰਲੀ ਅੱਖ ਖੁੱਲਦੀ ਹੈ ਤੀਜੀ ਆਤਮਾ ਜਾਂ ਦਿਲ ਦੇ ਲੈਵਲ ਤੇ ਚਲਾ ਜਾਂਦਾ ਹੈ ਫਿਰ ਉਹ ਫਿਰ ਉਹਦਾ ਵਰਚਨ ਬਦਲ ਜਾਂਦਾ ਉਹਦੀ ਬੋਲੀ ਬਦਲ ਜਾਂਦੀ ਹੈ ਫੇਰ ਜਨਤਾ ਕੇ ਬਸ ਕਿਸੇ ਦੀ ਉਹਦੀ ਮਰਜ਼ੀ ਬਦਲ ਜਾਂਦੀ ਹੈ ਨਹੀਂ ਇਹ ਫਿਰ ਕਮਲੇਪਨ ਵਾਲੀ ਹਾਲਤ ਨਹੀਂ ਹੋ ਜਾਂਦੀ ਬੰਦੇ ਦੀ ਜਿਹੜੀ ਅਵਸਥਾ ਤੁਸੀਂ ਦੱਸ ਰਹੇ ਹੋ ਇਹ ਤੇ ਐਂ ਲੱਗਦਾ ਕਮਲੇ ਕਮਲੇਪਨ ਵਾਲੀ ਅਵਸਥਾ ਹੋ ਜਾਂਦੀ ਵੀ ਬੰਦਾ ਜਦ ਹੁਕਮ ਚ ਹੈ ਹੀ ਨਹੀਂ ਬਾਹਰ ਆਪਣੇ ਆਪ ਨੂੰ ਸਭ ਕੁਝ ਛੱਡਦਾ ਉਹਨੇ ਨਹੀਂ ਜੋ ਠੀਕ ਹੋ ਰਿਹਾ ਨਹੀਂ ਆਮ ਲੋਕ ਕਮਲੇ ਕਹਿੰਦੇ ਨੇ ਫਿਰ ਆਮ ਲੋਕਾਂ ਦੇ ਵਾਸਤੇ ਉਹ ਆਮ ਲੋਕਾਂ ਦੀ ਗੱਲ ਸੰਸਾਰ ਕਮਲਾ ਕਹਿੰਦੇ ਨੇ ਕੁਝ ਉਹ ਰੱਬ ਦਾ ਰੂਪ ਕਹਿੰਦੇ ਨੇ ਇਹ ਜਿਹੜੇ ਕਬੜਾ ਕਹਿੰਦੇ ਨੇ ਨਾ ਜਿਹੜੇ ਇੱਥੇ ਕਬੜੇ ਵੀ ਤੁਰੇ ਫਿਰਦੇ ਉਹਨਾਂ ਨੂੰ ਵੀ ਲੋਕ ਆਪ ਭਗਤ ਕਹਿੰਦੇ ਨੇ ਕਹਿੰਦੇ ਸਾਰੇ ਕਹਿੰਦੇ ਨੇ ਕੋਈ ਕਰੇ ਕਹਿੰਦੇ ਨੇ ਆਪਣੇ ਨੂੰ ਜਗਾ ਸਮਝਦੇ ਨੇ ਵੀ ਅਸੀਂ ਭਗਤ ਨਹੀਂ ਹੈ ਭਗਤ ਉਹਨਾਂ ਨੂੰ ਲੋਕ ਭਗਤ ਵੀ ਕਹਿੰਦੇ ਨੇ ਕਬੜਿਆਂ ਨੂੰ ਤਾਂ ਭਗਤ ਹੈ ਇਹ ਵੀ ਤਾਂ ਕਹਿੰਦੇ ਨੇ ਬਹੁਤਾ ਜਿਹੜਾ ਚਲਾਕ ਆ ਉਹਨੂੰ ਕੋਈ ਭਗਤ ਨਹੀਂ ਸ਼ੈਤਾਨ ਤਾਂ ਨੈਗੇਟਿਵ ਲੋਰ ਉਸ ਨੂੰ ਤਾਂ ਸ਼ੈਤਾਨ ਗੋਰੇ ਨੂੰ ਅਤ ਬੁਰੇ ਨੂੰ ਸ਼ੈਤਾਨ ਕਹਿੰਦੇ ਅਦੇ ਸ਼ੈਤਾਨ ਕਹਿੰਦੇ ਚੰਗੇ ਨੂੰ ਜਿਹੜਾ ਚੁੱਪ ਚਲਾਕ ਹੈ ਚਤਰ ਚਤਰ ਵੀ ਬੈਠ ਸਕਦਾ ਹੈ ਦੁਨੀਆ ਜਾਂ ਕੁਝ ਕਹੇ ਕੁਰਬਾਨੀ ਚਤਰ ਕਹਿੰਦੇ ਨੇ ਬੈਠ ਦੇ ਵਿੱਚ ਵੀ ਆਇਆ ਹੈ ਗੁਰਸੰਤ ਦੇ ਵਿੱਚ ਹੈ ਪਰ ਚਲਾ ਚਤਰਾਈ ਕਿਹਨੇ ਨੇ ਪਾਇਆ ਨਾਨਕ ਟਿਕਿਆ ਹੋਇਆ ਚਤੁਰ ਹੈ ਉਹ ਗੁਰੂ ਸਿਰ ਵਿੱਚ ਨਾਨਕ ਐਸੀ ਮਰਨੀ ਜੋਵਰੇ ਤਾਂ ਸਦ ਜੀਵ ਜਿਹੜਾ ਮਨ ਡੋਲਦਾ ਵੀ ਹੈ ਹੱਥ ਡੋਲਦਾ ਔਰ ਚਤੁਰ ਹੈ ਉਹ ਚੰਚਲ ਹੈ ਪਰ ਚੰਚਲਾ ਚੰਚਲ ਦੀ ਕਤਰਾਈ ਹੋਰ ਹੈ ਜੋ ਥਿਰ ਹੋ ਗਿਆ ਚਤਰਾਈ ਚਤਰਾਈ ਅਤ ਘੜੀ ਕਬੀਰ ਚਤਰਾਈ ਅਤਕੜ ਨਹੀਂ ਰਾਈ ਜਿਹੜੀ ਹੈ ਨਾ ਬਹੁਤ ਜ਼ਿਆਦਾ ਗੁਰ ਪ੍ਰਸਾਦੀ ਜੀਵਤ ਮਰੇ ਹੁਕਮੇ ਬੁੱਝੇ ਸੋਏ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਐਸੀ ਮਰਨੀ ਮਰ ਜਵੇ ਫਿਰ ਸਦਾ ਹੀ ਜੀਵਨ ਹੈ ਸਦ ਜੀਵਨ ਇਹ ਜਿਹੜਾ ਸਦ ਜੀਵਨ ਹੈ ਇਹ ਅਬਨਾਸੀ ਰਾਜ ਹੈ ਇਸ ਰਾਜ ਦੀ ਗੱਲ ਹੈ ਆ ਸਾਧ ਜੀਵਨੀ ਅਵਨਾਸ਼ੀ ਰਾਜ ਹੈ ਗੁਰਮਤ ਵਿੱਚ ਇਸ ਰਾਜ ਦੀ ਗੱਲ ਹੈ ਇਹ ਧਰਮ ਰਾਜ ਇਹ ਇਕੱਠੇ ਨੇ ਜਿਹੜਾ ਧਰਮ ਤੋਂ ਆ ਰਾਜ ਮਿਲਦਾ ਉਹ ਰਾਜ ਨਹੀਂ ਮਿਲਦਾ ਹੈ ਸਤ ਜੀਵਨ ਆਹੋ ਉਹ ਉਹ ਹੈ ਨਰਕ ਦਾ ਰਾਜ ਉਹ ਨਰਕ ਦਾ ਰਾਜ ਹੈ ਸੁਰਗ ਦਾ ਰਾਜ ਹੈ ਨਰਕ ਦਾ ਰਾਜ ਲੈਣਾ ਜਾਂ ਸੁਰਗ ਦਾ ਲੈਣਾ ਸਵਾਲ ਇਹ ਕਿਹੜਾ ਰਾਜ ਅਸੀਂ ਬਣਾ ਲਿਆ ਨਰਕ ਦਾ ਰਾਜ ਨਰਕ ਹੈ ਨਰਕ ਦਾ ਹੋਇਆ ਨਰਕ ਰਾਜੋ ਨਰਕ ਕੁਝ ਨਹੀਂ ਨਹੀਂ ਰਾਜ ਨਰਕ ਦਾ ਹੈ ਸੰਸਾਰ ਹੈ ਹੀ ਨਰਕ ਆ ਸੁਰਗ ਦਾ ਰਾਜ ਹੈ ਸਾਜੀ ਸੰਸਾਰ ਦੇ ਨਰਕ ਜਪਦਾ ਵਰਦਾ ਇਹ ਕੋਪਤ ਸਭ ਦਿਸ ਚਾਰ ਦਿਨ ਦੀ ਸਾਹਿਬ ਹੀ ਹੈ ਇਹ ਸਦਾ ਇਹ ਸਦਾ ਦੀ ਸਦਾ ਸਲਾਮਤ ਹੈ ਇਹ ਸਦਾ ਸਲਾਮਤ ਸਾਹਿਬ ਹੀ ਹੈ ਉਹ ਚਾਰ ਦਿਨ ਦੀ ਸਾਹਿਬ ਹੀ ਹੈ ਸਾਰੀ ਦਰਦ ਦੇ ਰਾਜ ਦੀ ਹੁੰਦੀ ਦੂਏ ਬੈਠੇ ਨੇ ਧੱਕਾ ਦੇ ਕੇ ਸਿੱਟ ਕੁਰਸੀ ਤੋਂ ਤੂੰ ਚੱਲ ਅਸੀਂ ਵੀ ਹੁਣ ਰਾਜ ਕਰਦੇ ਤੇ ਸਾਰੇ ਰਾਜੇ ਨੇ ਉਹ ਸਾਨੂੰ ਬਹਿਣ ਨੇ ਆ ਰਾਜ ਛੱਡ ਕੇ ਉਹ ਰਾਜ ਕਰ ਲੈ ਕਰ ਲੈ ਨਾ ਦੋ ਤਲਵਾਰਾਂ ਬਾਜ ਸਭ ਪਖੰਡਵਾਦ ਸੀ ਇਹ ਸਭ ਛਾਤਰਾਜ ਦੀ ਗੱਲ ਸੀ ਬਹਾ ਛਾਤਰਾਜ ਤਲਵਾਰ ਪੀਰੀ ਦੀ ਗਿਆਨ ਖੜਕ ਸੀ ਜਿਹਨੂੰ ਲੋਹੇ ਦੀ ਬਣਾ ਲਿਆ ਲੋਹੇ ਦੀ ਤਲਵਾਰ ਜਾਲਮਾ ਬਹੁਤ ਦੀ ਹੈ ਦੋ ਕਿਸਮ ਦੀ ਤਲਵਾਰ ਦਾ ਜ਼ਿਕਰ ਹੈ ਗੁਰਬਾਣੀ ਦੋ ਤਲਵਾਰ ਪਾਉਣ ਲੱਗ ਗਏ ਦੋ ਕਿਸਮ ਦੀਆਂ ਤਲਵਾਰਾਂ ਕਿਹੜੀਆਂ ਕਿਹੜੀਆਂ ਨੇ ਗੁਰਬਾਣੀ 'ਚ ਇੱਕ ਤਾਂ ਕਲ ਕਾਤੀ ਰਾਜੇ ਕਸਾਈ ਕਸਾਈ ਦੀ ਤਲਵਾਰ ਇਹ ਦੋ ਤਲਵਾਰਾਂ ਇੱਕ ਸੱਚ ਕੀ ਕਾਤੀ ਸੱਚ ਇੱਕ ਸੱਚ ਕੀ ਕਾਤੀ ਸੱਚ ਸੰਸਾਰ ਜਿਹੜੀ ਕਲ ਕਾਤੀ ਹੈ ਬੋਲਦੇ ਪਾਈ ਹੋਈ ਹੈ ਬਰਮੁਖਾਂ ਦੀ ਤਲਵਾਰ ਹੈ ਸੱਚ ਕੀ ਕਾਤੀ ਬੋਲ ਜਦ ਦੋਏ ਤਾਰਾ ਇੱਕ ਹੋ ਜਾਂਦੀਆਂ ਨੇ ਫਿਰ ਖੰਡਾ ਬਣਦਾ ਦੋਏ ਤਲਵਾਰ ਨੂੰ ਇੱਕ ਕਰ ਦਈਏ ਨਾ ਚੇਤਰ ਮਨ ਫਿਰ ਖੰਡਾ ਬਣ ਗਿਆ ਖੰਡੇ ਦਾ ਹੈ ਉਹ ਖੰਡਾ ਹੀ ਫੇਰਿਆ ਸੀ ਮਨਰ ਚਿੱਤੇ ਕਿ ਇੱਕ ਇੱਕ ਵਾਰ ਹੋਏ ਚਿੱਤ ਨਾਲ ਇਹ ਵਿਧਾਰ ਭਜੋ ਇੱਕ ਮਨ ਇੱਕ ਮਨ ਹੋਏ ਪਰਵਾਣਾ ਦੋਏ ਰਹਿਣਗੇ ਪਰ ਇੱਕ ਹੁੰਦੀ ਹੋਈ ਹੋਈ ਇੱਕ ਉਸ ਖੱਡੇ ਨਾਲ ਹੀ ਦਸੂਰਤ ਲਿਖਿਆ ਹੋਇਆ ਇਸ ਕਰਕੇ ਸ਼ਾਮ ਆ ਰਾਮ ਦੋਏ ਤਖਲਸ ਵਰਤੇ ਜੇ ਜਾਂ ਸ਼ਾਮ ਤਖਲਸ ਵਰਤੇ ਨੇ ਕੱਲ ਗਾਤੀ ਹੈ ਉੱਥੇ ਕਵਤਾ ਉੱਥੇ ਸਾਰੀ ਗੱਲ ਹੈ ਉੱਥੇ ਸਾਰੀ ਗੱਲ ਵਿੱਚ ਟੁਕੜਾ ਤਰੀਆ ਚਿੱਤਰ ਹੋ ਜਦ ਗੁਰਮਤਿ ਦੀ ਗੱਲ ਕਰਦੇ ਨੇ ਫਿਰ ਰਾਮ ਹੈ ਉੱਤੇ ਲੋ ਤਰਾਤਮਾ ਬੋਲਦੀ ਹੈ ਬਾਹਰਾਤਮਾ ਬੋਲਦੀ ਹੈ ਉਹ ਦੋਹਾਂ ਦਾ ਵਿਚਾਰ ਹੈ ਜਿਹੜਾ ਦਸ ਗ੍ਰੰਥ ਹੈ ਇਹ ਇੱਕ ਦਾ ਹੀ ਹੈ ਇਹ ਨਹੀਂ ਦੋਹਾਂ ਦਾ ਜਿੱਤੇ ਇੱਕ ਬੋਲਦਾ ਉੱਥੇ ਵੀ ਕਹਿੰਦਾ ਮੈਂ ਨਾ ਕਹਿਓ ਸਭ ਤੋਏ ਬਖਾਨੇ ਉੱਥੇ ਇਹ ਕਹਿੰਦਾ ਉੱਥੇ ਅੰਦਰਲੀ ਬੋਲਦੀ ਸੱਚੀ ਗੱਲ ਦੀ ਬੋਲਦੀ ਉਹਦੀ ਗੱਲ ਜਿੱਥੇ ਦੂਈ ਇਤਿਹਾਸਕ ਗੱਲ ਬਣਾ ਕੇ ਕੀਤੀ ਹੋਈ ਹੈ ਉੱਥੇ ਸ਼ਾਮ ਦੀ ਗੱਲ ਸ਼ਾਮ ਬਣਾ ਰਾਮ ਉਦਲ ਸਭਾ ਦਾ ਰਾਮ ਬੋਲ ਤੇ ਦੋਏ ਮਤਲਬ ਰਾਮ ਔਰ ਸ਼ਾਮ ਦੇ ਨੇ ਬਾਕੀ ਰਾਮ ਔਰ ਸ਼ਾਮ ਉਹ ਕਹਿੰਦੇ ਨੇ ਦੋਏ ਬਾਬੜ ਸੀ ਸੀਗੇ ਨਾ ਰੋਪੜ ਦੇ ਕੋਈ ਕਵੀ ਬਾਬੜ ਸੀ ਦੋਏ ਇਹ ਲਿਖਿਆ ਇਹ ਲਿਖਿਆ ਨਾ। ਫਿਰ ਇਹ ਤਾਂ ਕਹਿੰਦਾ ਛਤਰੀ ਕੋ ਪੂਤ ਹੋ ਬਾਬੜ ਕੋਲ ਬਈ ਛਤਰੀ ਦਾ ਪੋਤਾ ਬਾਹਮਣ ਦਾ ਹੈ ਹੀ ਨਹੀਂ ਦਸ ਗ੍ਰੰਥ ਦੇ ਵਿੱਚ ਇਹ ਲਿਖਿਆ ਹੋਇਆ ਇਹ ਤਾਂ ਛਤਰੀ ਦੀ ਲਿਖੀ ਗਈ ਹੈ ਦਸ ਗ੍ਰੰਥ ਬਾਹਮਣ ਦਾ ਨਹੀਂ ਲਿਖਿਆ ਹੋਇਆ ਉਹ ਰਾਮਰ ਸ਼ਬਦ ਨਹੀਂ ਸੀ ਹੋਰ ਉਹਨੇ ਕੋਈ ਉਹ ਤਾਂ ਹੈ ਨਹੀਂ ਇਹ ਤਾਂ ਸਬੂਤ ਹੈ छतरी को बूत हूँ बामण को न कहता आप तो हो जो करूं और और जान जिते ग्रह को तो त्याग कहा चित्ता मैं करूं ਉਹ ਸੋਢੀ ਬੇਦੀਆਂ ਦੇ ਵਿੱਚ ਵੀ ਉਹ ਸਾਬਤ ਕੀਤਾ ਛਤਰੀਆਂ ਸੀ ਛੋਟੀ ਬੇਦੀ ਦਾ ਜਿਹੜਾ ਆਇਆ ਹੈ ਉਹ ਵੀ ਉਹਨਾਂ ਨੇ ਹੀ ਸਾਬਤ ਕੀਤਾ ਛਤਰੀ ਤੁਸੀਂ ਕਿਸ ਬੇਸ ਤੇ ਬੋਲਦੇ ਹੋ ਰਾਮ ਸ਼ਾਹ ਨੇ ਕੀ ਗ੍ਰਾਉਂਡ ਸੀ ਇਹਨਾਂ ਨੇ ਬੋਲਦੇ ਉਹਨਾਂ ਕੋ ਕੀ ਗ੍ਰਾਉਂਡ ਆਪਣੀ ਗਰਾਉਂਡ ਦਾ ਸੀ ਸਿਰਫ ਨੌ ਕਰਕੇ ਗਰਾਉਂਡ ਕੀ ਹੈ ਸਾਬਤ ਕਰ ਲਿਖਤ ਵਿੱਚੋਂ ਸਾਬਤ ਕੀ ਹੁੰਦਾ ਤੁਸੀਂ ਰਾਮ ਸ਼ਾਹ ਤੋਂ ਤੁਸੀਂ ਪੜ੍ਹ ਲਿਆ ਸੀ ਤੁਸੀਂ ਉਹਨਾਂ ਨੇ ਲਿਖਿਆ ਕੀ ਗਰਾਉਂਡ ਸੀ ਉਹਨਾਂ ਨੇ ਲਿਖਿਆ ਲਖਾਰੀ ਲਿਖਦਾ ਵਿੱਚ ਆਪ ਛਤਰੀ ਉਹ ਬੂਤ ਕਹਿ ਕੇ ਲਿਖਦਾ ਹੈ ਮੈਂ ਬਾਬਰ ਦਾ ਹੈ ਨਹੀਂ ਫਿਰ ਮੰਗਦਾ ਕੀ ਹੈ ਅਬ ਆਓ ਜਦ ਆਪ ਕੀ ਉਹਦੇ ਨਿਦਾਨ ਬਣਾ ਆਤੇ ਹੀ ਰਣ ਵਿੱਚ ਜੂਜ ਨੂੰ ਛਤਰੀ ਮੰਗੂਗਾ ਬਾਬਰ ਕੇ ਮੈਨੂੰ ਕਿਨੂੰ ਬਾਬਲ ਦਾ ਮੰਨਣਾ ਚਾਹੁੰਦਾ ਬਾਬਰ ਦਾ ਹਰੇ ਹਰੇ ਮਰਾਣਾ ਜਾਣਦਾ ਇਹ ਬਣਾਉਣਾ ਜਾਂਦਾ ਗੁਰ ਉਹਦਾ ਮੰਤਰ ਬਣੂ ਖੁੱਟ ਜਾ ਤੁਹਾਨੂੰ ਬਣੂ ਕਹਿੰਦਾ ਖੋਡੇ ਜਾ ਤੂਬਾ ਮੰਤਰ ਮੰਤਰ ਇਸ ਦਾ ਬਣਾਣ ਕੇ ਤੇਰੇ ਨੂੰ ਮੰਤਰ ਮੈਂ ਤੂੰ ਕੁਝ ਨਹੀਂ ਹੁੰਦਾ ਖੁੱਟ ਜਾ ਪਰ ਤੂਬਾ ਕਿੱਡਾ ਚਲਾਕ ਹੈ ਨਾ ਉਹਦਾ ਖੁੱਟ ਜਾ ਦੂਏ ਦਾ ਪਾਉਂਦਾ ਉਹ ਏਡਾ ਪਾਗਲ ਆ ਦੂ ਮੰਤਰ ਦਾ ਬੁਲੇ ਖਾਵਾ ਮੈਂ ਇਹ ਪੜਾਈ ਤਾਂ ਭਾਈ ਇਹ ਜਿਹੜੀ ਪੜਾਈ ਹੈ ਮੰਤਰ ਮਾਰ ਕੇ ਸਾਰੇ ਸਿੱਖ ਪਾਗਲ ਕੀਤੇ ਪਏ ਨੇ ਮੰਤਰ ਦਾ ਕੰਮ ਜਾ ਹੋ ਗਿਆ ਇਹ ਤੁਸੀਂ ਨਿਹੰਗ ਸਿੰਘ ਜੱਥੇ ਬੰਦੀਆਂ ਤੋਂ ਹੀ ਪੜੀ ਹੋਣੀ ਸਾਰੀ ਉੱਤੇ ਹਾਂ ਧਰਮ ਗ੍ਰੰਥੀ ਲਿਖਿਆ ਹੋਇਆ ਫਿਰ ਉਹ ਤੋਂ ਬੜੀ ਹੋਈ ਲਿਖਿਆ ਹੋਇਆ ਨਹੀਂ ਨਹੀਂ ਫਿਰ ਵੀ ਮਤਲਬ ਇਦਾਂ ਦੇ ਵਿਚਾਰਧਾਰਾ ਦੇ ਜਿਹੜੇ ਗੁਰਮਤਿ ਵਿਚਾਰ ਵਿਚਾਰਧਾਰਾ ਦੇ ਉੱਥੇ ਤਾਂ ਸਾਰੇ ਜਾਣਦੇ ਨੇ ਉਹਨਾਂ ਦਾ ਕੀ ਉਹ ਤਾਂ ਕਹਿੰਦੇ ਚੁੱਪ ਰਹੋ ਤੁਸੀਂ ਜਾਂ ਮੌਕਾ ਮੂੰਹ ਦੱਸ ਦਿਓ ਬੋਲੀ ਜਾਣਦੇ ਨੇ ਪੁੱਤੇ ਦਾ ਕੀ ਹੈ ਭੌਂਕੀ ਦੇ ਹਾਥੀ ਟੱਕਰਿਆ ਰਹਿੰਦਾ ਜਿੱਦਣ ਉਹਨੇ ਹਾਥੀ ਦੀ ਕੁੱਤੇ ਦੀ ਟੰਗ ਫੜ ਲਈ ਕੋਠੇ ਦੇ ਉੱਤੇ ਦੀ ਮਾਰ ਲੈ ਚੱਕ ਕੇ ਦੂਏ ਵੇੜੇ ਉਹ ਗੜੀ ਚੋਂ ਫੜ ਕੇ ਪੱਲੇ ਪੱਲੇ ਮਾਰ ਨੇ ਚੱਕ ਕੇ ਇਹਨੇ ਪੁੱਛਣਾ ਵੀ ਨਹੀਂ ਉੱਥੇ ਦੱਸਣ ਦੀ ਇਹ ਵਿਦਵਾਨ ਆਏ ਲੈ ਜਾ ਕੇ ਕਿਸੇ ਨੇ ਪੁੱਛਣੇ ਨਹੀਂ ਸਿੱਖੀ ਦੇ ਬੜੇ ਦੇ ਬਾਹਰ ਮਾਰਨੇ ਜਾ ਉੱਥੇ ਤਾਂ ਪੜਾਉਂਦੇ ਦੱਸਣ ਦੀ ਬਣਦੀ ਇਹ ਗਲੀ ਚੋਂ ਬਾਹਰ ਮਾਰਨੇ ਨੇ ਜਾ ਕੇ ਇਹ ਇਹਦੇ ਬੰਦੇ ਕੀ ਹੈ ਬੰਦੇ ਵਿਚਾਰੇ